ਇਹ ਧੂਮ ਰੱਖੇ ਦੇ ਵਿੱਚ ਇਹ ਸੁਨੇਹਾ ਆ ਜਾਂਦਾ ਉਹ ਨਹੀਂ ਦੇਖਦਾ ਕਿ ਕੰਮ ਕਿੰਨਾ ਬਾਕੀ ਹੈ ਕੀ ਰਹਿ ਗਿਆ ਵਿਆਹ ਸ਼ਾਦੀ ਹੈ ਰੌਣਕ ਮੇਲਾ ਕੀ ਹੈ ਉਹ ਨਹੀਂ ਦੇਖਦੇ ਕਹਿੰਦੇ ਆਏ ਪਰੇ ਧਰਮ ਰਾਏ ਕੇ ਜਦ ਉਹਨਾਂ ਦਾ ਸੁਨੇਹਾ ਆਉਂਦਾ ਕਹਿੰਦੇ ਵਿੱਚੇ ਧੂਮਾ ਧਾਮ ਦਾ ਹੀ ਆਉਂਦਾ ਕਿਉਂਕਿ ਜੀ ਧੂਮਾ ਧਾਮ ਦਾ ਮੁੱਕਦੀ ਨਹੀਂ ਉਹਨਾਂ ਨੇ ਆਪਣਾ ਕੰਮ ਉਹਨਾਂ ਨੇ ਨਹੀਂ ਕੋਈ ਆਰਡਰ ਲੈਣਾ ਇੱਥੇ ਵੀ ਕਹਿੰਦੇ ਧਾਹਨ ਲਾਗੇ ਧਰਮ ਰਾਏ ਕਹਿੰਦੇ ਨਾ ਘਾਲਿਓ ਬੰਦ ਕੋਈ ਆ ਕੇ ਉਹਨਾਂ ਨੂੰ ਰੋਕ ਦੇਵੇ ਧਰਮ ਰਾਏ ਵਾਲਿਆਂ ਨੂੰ ਧਰਮ ਰਾਏ ਦੂਤ ਆਉਂਦੇ ਨੇ ਨਾ ਕਹਿੰਦੇ ਕਿਵੇਂ ਲਿਓ ਬੰਦ ਕਿਸੇ ਨੇ ਆ ਕੇ ਉਹਨਾਂ ਨੂੰ ਰੋਕਣਾ ਨਹੀਂ ਹੈ ਹਾਂਜੀ ਨਾਨਕ ਉਪਰੇ ਜਪ ਹਰੀ ਸਾਧ ਸੰਗੀ ਸੰਬੰਧ ਉਹ ਬੜੇ ਦਾ ਮਤਲਬ ਹੈ ਧਰਮ ਰਾਏ ਦਾ ਜਿਹੜਾ ਹੁਕਮ ਹੈ ਕਿਉਂਕਿ ਧਰਮ ਰਾਏ ਹੈ ਹਰ ਕੀ ਆ ਧਰਮ ਰਾਜ ਦਾ ਵੀ ਅੱਜ ਆਪਾਂ ਚੱਲ ਧਰਮ ਰਾਜ ਲੱਗ ਜਾ ਕੇ ਧਰਮ ਰਾਜ ਵੀ ਖੋਲ ਲਈ ਕਿ ਧਰਮ ਰਾਜ ਹੁੰਦਾ ਕੀ ਹੈ ਜਿਹੜਾ ਸਾਡਾ ਅੰਦਰਲਾ ਚਿਰਤਾ ਇਹੀ ਧਰਮ ਰਾਜ ਹੈ ਕਹਿੰਦੇ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਉਹਨੇ ਤਾਂ ਸੱਚ ਗੱਲ ਦੱਸ ਦੇਣੀ ਹੈ ਮਨ ਨੂੰ ਮੰਨੇ ਨਾ ਮੰਨੇ ਜੋ ਹੈ ਅਸਲੀਅਤ ਨਾਲ ਦੱਸੀ ਜਾਣੀ ਹੈ ਨਾਲ ਦੀ ਨਾਲ ਇਹ ਆਹ ਕੰਮ ਕਰਦਾ ਬਈ ਉਹ ਜਿਹੜਾ ਕਹਿੰਦੇ ਨੇ ਚਿੱਤਰ ਗੁਪਤ ਸਾਡੇ ਦੋ ਮੋਢਿਆਂ ਦੇ ਬੈਠੇ ਨੇ ਉਹ ਦੋ ਮੋਢਿਆਂ ਤੇ ਨਹੀਂ ਬੈਠੇ ਅਸਲ ਜਿਹੜਾ ਚਿੱਤ ਹੈ ਤਾਂ ਉਹੀ ਗੁਪਤ ਹੈ ਉਹ ਗੁਪਤ ਫੋਟੋਆਂ ਲੈਂਦਾ ਸਾਡੀਆਂ ਸੀਸੀਟੀਵੀ ਕੈਮਰਾ ਨਹੀਂ ਹੁੰਦਾ ਉਹਦਾ ਸਮਝ ਲਓ ਕਮਾਲਕ ਸੀਸੀਟੀਵੀ ਕੈਮਰਾ ਉਹਦਾ ਜੋ ਜੀਵ ਕਰਦਾ ਹੈ ਜੋ ਸੋਚਦਾ ਉਹਦਾ ਉਹਦੇ ਕੈਮਰੇ 'ਚ ਰਿਕਾਰਡ ਹੋਈ ਜਾਣਾ ਧਰਮ ਰਾਏ ਦਾ ਚਿੱਤਰ ਚਿਤਰਗੁਪਤ ਕਹਿੰਦੇ ਨੇ ਨਾ ਪੰਜੀ ਮਤ ਵਾਲੇ ਉਹ ਕਹਿੰਦੇ ਨੇ ਕਿ ਉੱਥੇ ਧਰਮ ਰਾਜ ਬੈਠਾ ਬਹੀ ਕੱਢ ਕੇ ਉਹ ਬਹੀ ਕੋਈ ਨਹੀਂ ਹੈਗੀ ਉਹ ਬਹੀ ਦਾ ਅੰਦਰ ਆਪੇ ਲਿਖੀ ਜਾਂਦਾ ਹੈ ਅੰਦਰਲਾ ਲਿਖੀ ਜਾਂਦਾ ਜੋ ਇਹ ਕਰਦਾ ਹੈ ਅੰਦਰਲਾ ਜਾਣਦਾ ਨਹੀਂ ਹੈ ਸਾਡਾ ਉਹ ਜਿਹੜਾ ਸਾਡਾ ਚਿੱਤ ਹੈ ਉਹੀ ਗੁਪਤ ਹੈ ਸਾਨੂੰ ਪਤਾ ਨਹੀਂ ਤੇ ਉਹ ਵੇਖਿਆ ਉਹਨਾਂ ਨਜ਼ਰ ਨਾਲ ਆਵੇ ਸਾਨੂੰ ਨਜ਼ਰ ਨਹੀਂ ਆਉਂਦਾ ਵੀ ਸਾਨੂੰ ਕੋਈ ਦੇਖ ਰਿਹਾ ਉਹ ਧਰਮ ਰਾਏ ਹੈ ਤਾਂ ਕਹਿੰਦੇ ਧਰਮ ਰਾਏ ਹੈ ਦੇਵਤਾ ਕਹਿੰਦੇ ਲੈ ਗੱਲਾਂ ਕਰੇ ਦਲਾਲੀ ਉਹਦਾ ਦਲਾਲ ਹੁੰਦਾ ਹੈ ਉਹਨਾਂ ਦਾ ਖਰੀਦਣ ਵਾਲੇ ਦਾ ਕੋਈ ਜਿਹੜਾ ਦਲਾਲ ਹੈ ਉਹ ਤਾਂ ਵਿੱਚ ਹੈ ਨਾ ਖਰੀਦਣ ਦੇ ਵਿੱਚ ਨਾਲੇ ਤਾਂ ਉਹਨਾਂ ਦਾ ਵੀ ਇਧਰੋਂ ਲਈ ਦਲਾਲੀ ਉਧਰ ਕਰਕੇ ਸੌਦਾ ਕਰਾਤਾ ਧਰਮਰਾਏ ਨੇ ਤਾਂ ਦਲਾਲੀ ਕਰਦਾ ਬੈਠਾ ਵਿੱਚ ਕੀ ਦਲਾਲੀ ਕਰਦਾ ਜਿੱਤ ਵਿੱਚ ਦਲਾਲੀ ਜੋ ਮਨ ਸੋਚਦਾ ਉਧਰ ਦੱਸ ਦਿੰਦਾ ਜੋ ਮਨ ਦੀਆਂ ਡਿਮਾਂਡਾਂ ਨੇ ਜੋ ਮਨ ਦੀ ਸੋਚ ਹੈ ਜੋ ਦਰਗਾਹ ਦਾ ਮੈਸੇਜ ਹੈ ਉਹ ਇਹਦੇ ਕੋਲ ਦੱਸ ਦਿੰਦਾ ਉਹਦਾ ਦਲਾਲ ਹੈ ਵਿੱਚ ਧਰਮ ਰਾਇਤਾ ਜਿਹੜੀ ਸਾਡਾ ਮੂਹ ਨਾਲ ਵਿੱਚ ਬੈਠਾ ਗੁਰਬਾਣੀ ਨੂੰ ਕਹਿੰਦੇ ਧਰਮ ਰਾਇ ਹੈ ਦੇਵਤਾ ਲੈ ਗੱਲਾਂ ਕਰੇ ਦਲਲੀ ਲੈ ਕੇ ਗੱਲਾਂ ਉਧਰ ਦੀ ਗੱਲ ਉਧਰ ਦੱਸ ਦੇਣੀ ਹੈ ਉਧਰ ਦੀ ਗੱਲ ਉਧਰ ਦੱਸ ਦੇਣੀ ਹੈ ਇਹਨੂੰ ਹੀ ਨਾਰਦ ਮੁਨੀ ਕਹਿੰਦੇ ਨੇ ਸੱਚ ਦੱਸ ਜੋ ਮਨ ਕਹਿੰਦਾ ਜੋ ਮਨ ਸੋਚਦਾ ਬੁੱਧੀ ਸੋਚਦੀ ਹੈ ਉਧਰ ਦੱਸਦਾ ਜੋ ਉਧਰ ਹੁੰਦਾ ਇਧਰ ਦੱਸ ਐ ਕਹਿੰਦੇ ਦੇਵਤਾ ਹੀ ਹੈ ਹੈ ਦੇਵਤਾ ਧਰਮ ਰਾਏ ਹੈ ਹਰ ਕਾ ਕੀਆ ਉਹਨੇ ਥਾਪਿਆ ਹੋਇਆ ਹੈ ਧਰਮ ਰਾਏ ਦਾ ਜਿਵੇਂ ਇੱਕ ਕਿਸੇ ਦੇਸ਼ ਦਾ ਐਮਬੈਸੀ ਨਹੀਂ ਹੁੰਦਾ ਰਾਜਦੂਤ ਉਹ ਬੈਠਾ ਹੁੰਦਾ ਰਾਜਦੂਤ ਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ ਜੋ ਪਾਲਿਸੀਜ਼ ਹੋਣਗੀਆਂ ਜੋ ਪ੍ਰੋਗਰਾਮ ਹੋਊਗਾ ਸਰਕਾਰ ਦਾ ਹੁੰਦਾ ਜੋ ਵੀ ਰਾਜਦੂਤ ਜਿਹੜਾ ਹੈਗਾ ਕੋਈ ਬਿਆਨ ਦਊਗਾ ਜੋ ਸਾਰਾ ਦੇਸ਼ ਸਰਕਾਰ ਚਾਹੁੰਦੀ ਹੈ ਉਹ ਬਿਆਨ ਦਊਗਾ ਉੱਥੇ ਬੈਠਾ ਇੱਕ ਤਰ੍ਹਾਂ ਦੀ ਸਰਕਾਰੇ ਬੈਠੀ ਹੁੰਦੀ ਹੈ ਦੂਜੇ ਦੇਸ਼ ਵਿੱਚ ਜਿਹੜਾ ਰਾਜਦੂਤ ਹੁੰਦਾ ਐਵੇਂ ਜਿਹੜਾ ਸਾਡਾ ਮੂਲ ਹੈਗਾ ਸਾਡੀ ਅੰਤਰਾਤਮਾ ਇਹ ਸਮਝ ਲਓ ਸੱਚਖੰਡ ਦਾ ਪਾਰਲੀਮੈਂਟ ਹੈ ਉਹਨਾਂ ਦਾ ਰਾਜਦੂਤ ਦਾ ਬੈਠਾ ਅੰਦਰ ਇਹਨੇ ਅੰਬੈਸੀ ਵਾਲਾ ਕੰਮ ਕਰਦਾ ਇਹਨੂੰ ਉੱਥੇ ਰਮਾਇਣ ਦੀ ਰਮਾਇਣ ਵਾਲੇ ਤਰੀਕੇ ਨਾਲ ਵੀ ਸਮਝਾਇਆ ਜਿਹੜਾ ਭਵਿੱਖਣ ਹੈ ਬੈਠੇ ਲੰਕਾ ਚ ਕੱਲ ਰਾਮ ਦੀ ਕਰ ਰਿਹਾ ਹਾਂ ਸਤ ਵਿਖਣ ਹੈ ਰਾਮ ਰਾਵਣ ਦਾ ਭਰਾ ਓਏ ਜਿਹੜਾ ਦੋ ਅੰਦਰ ਬੈਠਾ ਨਾ ਦੇਵਤਾ ਜਿਹੜਾ ਬੈਠਾ ਇਹਨੂੰ ਕਹਿੰਦੇ ਨੇ ਭੇਦ ਪਤੀਤਨ ਗੁਰਮੁਖ ਪਰਚਾਇਨ ਇਹ ਭੇਦੀ ਬੈਠਾ ਘਰ ਦਾ ਜਿਹਨੂੰ ਕਹਿੰਦੇ ਨੇ ਘਰ ਦਾ ਪੇਖੀ ਭੇਦੀ ਭੇਦੀ ਲੰਕਾ ਦਾ ਹੈ ਇਹ ਜਿਹੜੀ ਲੰਕਾ ਨਾ ਅੰਦਰ ਬਣੀ ਵੀ ਰਾਵਣ ਦੀ ਆ ਹਿਰਦਾ ਜਿੱਥੇ ਰਾਵਣ ਦਾ ਰਾਜ ਹੈ ਚਾਹੀਦਾ ਜਿੱਥੇ ਰਾਵਣ ਦਾ ਹੈ ਇਹ ਜਿਹੜਾ ਬੈਠਾ ਨਾ ਤੁਹਾਡਾ ਮੂਲ ਇਹ ਭੇਦ ਦੇ ਰਿਹਾ ਲੰਕਾ ਦਾ ਸਾਰਾ ਮਨ ਦਾ ਭੇਦ ਮਨ ਰਾਵਣ ਇਹ ਮਨ ਦਾ ਭੇਦ ਸਾਰਾ ਉੱਥੇ ਜਾ ਰਿਹਾ ਇਹਨੂੰ ਕਹਿੰਦੇ ਨੇ ਗੁਰੂ ਸਾਹਿਬ ਭੇਦ ਭੀਖਣ ਇਹੀ ਗੁਰਮੁਖ ਪਰਚਾਇਨ ਕਹਿੰਦੇ ਗੁਰਮੁਖ ਬੰਦੇ ਉਹ ਸੇਤ ਵਿਧਾਤੇ ਸੇਤ ਸੇਤ ਕਹਿੰਦੇ ਨੇ ਪੁਲ ਨੂੰ ਇਹ ਪੁਰ ਦਾ ਕੰਮ ਕਰ ਰਿਹਾ ਹੈ ਭਵ ਸਾਗਰ ਔਰ ਸੁਖ ਸਾਗਰ ਦੇ ਵਿੱਚ ਦੁਆਰ ਨੂੰ ਜੋੜਨ ਵਾਸਤੇ ਪੁਲ ਦਾ ਕੰਮ ਕਰ ਰਿਹਾ ਪੁਲ ਨਹੀਂ ਹੈ ਗੁਰਮੁਖ ਪੁਲ ਜਿਵੇਂ ਦੋ ਪਾਸਿਆਂ ਨੂੰ ਦੋ ਕਿਨਾਰਿਆਂ ਨੂੰ ਇੱਕ ਪੁਲ ਜੋੜਦਾ ਐਵੇਂ ਜਿਹੜੀ ਸਾਡੀ ਅੰਤਰਾਤਮਾ ਹੈ ਆ ਭਵ ਸਾਗਰ ਵਾਲਿਆਂ ਦਾ ਸੱਚਖੰਡ ਵਾਲਿਆਂ ਦਾ ਪੁਲ ਦਾ ਕੰਮ ਕਰ ਰਿਹਾ ਗੁਰਮੁਖ ਵਿੱਚ ਇੱਕ ਜਿਹੜੀ ਤੁਹਾਡੀ ਅੰਤਰਾਤਮਾ ਹੈ ਇਹ ਪੁਲ ਦਾ ਕੰਮ ਕਰ ਰਹੀ ਹੈ ਹਾਂਜੀ ਧਾਨ ਲਾਗੇ ਧਰਮ ਰਾਏ ਜਿਹੜੇ ਨਾ ਕਾਲਿਓ ਬੰਦ ਨਾਨਕ ਉਪਰੇ ਜਪ ਹਰੀ ਨਾਲ ਸਰਵੰਤ ਹਾਂ ਜੇ ਉੱਪਰ ਸਕਦਾ ਵੱਜ ਸਕਦਾ ਧਰਮ ਰਾਏ ਤੋਂ ਜਿਹੜਾ ਉਹ ਆ ਗਿਆ ਨਾ ਮੈਸੇਜ ਦੂਜਾ ਵੱਜ ਸਕਦਾ ਹੈ ਕਹਿੰਦੇ ਜਿਉ ਮੱਥਣ ਮਧਾਣੀਆਂ ਤਿਉ ਮੱਥੇ ਧਰਮ ਰਾਏ ਇਹ ਵੀ ਬੰਦੀ ਆਈ ਹੈ ਉਹਨੇ ਤਾਂ ਕਹਿੰਦੇ ਜਿਹੜਾ ਤੂੰ ਹੁਣ ਆਤਮਾ ਤੇਰੀ ਆ ਸਰੀਰ ਦੇ ਵਿੱਚ ਰਚੀ ਹੋਈ ਹੈ ਨਿਕਲਦੀ ਨਹੀਂ ਨਾ ਮੱਖਣ ਵੀ ਲੁਕਿਆ ਹੁੰਦਾ ਨਹੀਂ ਜੀ ਨਾ ਨਹੀਂ ਹੁੰਦਾ ਕਿਹੜੇ ਖੁੰਝੇ ਪਿਆ ਜਮਧਾਣੀ ਪੈਂਦੀ ਹੈ ਜਿੰਨਾ ਨਹੀਂ ਉੱਪਰ ਆ ਜਾਂਦਾ ਨਾ ਅੱਡ ਜੰਮ ਵਧਾਣੀ ਪੈਂਦੀ ਆ ਜਾਂ ਦਹੀਂ ਦੇ ਵਿੱਚ ਕੋਈ ਕਰਨਾ ਚਾਹੇ ਲੁਕਿਆ ਬੈਠਾ ਹੁੰਦਾ ਮੱਖਣ ਪਰ ਜੰਮ ਵਧਾਣੀ ਪੈਂਦੀ ਆ ਜਾਂਦਾ ਬਾਹਰ ਲੱਸੀ ਅੱਡ ਮੱਖਣ ਅੱਡ ਇਹ ਜਦੋਂ ਫਿਰ ਨਹੀਂ ਨਾ ਛੱਡਦਾ ਆਪਣੇ ਆਪ ਸਰੀਰ ਜਦ ਨਹੀਂ ਸਰੀਰ ਛੱਡਦਾ ਉਹ ਕੰਮ ਧਰਮ ਰਾਏ ਕਰ ਦਿੰਦਾ ਫਿਰ ਆ ਕੇ ਕਹਿੰਦੇ ਜੋ ਮੱਥਾ ਨਾ ਮਧਾਣੀਆਂ ਇਹਨੇ ਮੱਥ ਕੇ ਰੱਖ ਦਿੰਦੀਆਂ ਨੇ ਨਾ ਸੱਚ ਅੱਡ ਝੂਠ ਅੱਡ ਲੱਸੀ ਅੱਡ ਮੱਖਣ ਅੱਡ ਪਰ ਜੇ ਆਪ ਨਹੀਂ ਅੱਡ ਹੋਊਗਾ ਗੁਰਬਾਣੀ ਦਾ ਗਿਆਨ ਲੈ ਕੇ ਫਿਰ ਧਰਮ ਦਾ ਇਹ ਕੰਮ ਕਰ ਦਿੰਦਾ ਉਹ ਫਿਰ ਇਹ ਮਤ ਦਿੰਦਾ ਜਿਵੇਂ ਮਥਾ ਵਧਾ ਲੀਆਂ ਸੱਚ ਅੱਡ ਜੋਤ ਅੱਡ ਆਤਮਾ ਅੱਡ ਸਰੀਰ ਅੱਡ ਐ ਹੋ ਜਾਂਦਾ ਫਿਰ ਦੋਏ ਤਰੀਕੇ ਨੇ ਕਹਿੰਦੇ ਦੇਖ ਲੈ ਜਿਹਦਾ ਮੱਥ ਕੇ ਕਰਾਉਣਾ ਜੇ ਮੱਥ ਕੇ ਕਰਾਉਣਾ ਉਵੇਂ ਕਰਾ ਲਾ ਕੱਢਣ ਵਾਲੇ ਦਾ ਭਾਈ ਤੇਰਾ ਚੋਂ ਤੇਲ ਕੱਢੇ ਲੈਣਾ ਕੱਢਣ ਵਾਲੇ ਦਾ ਕੱਢ ਲੈਣਾ ਜੇ ਆਪਣੇ ਆਪ ਹੀ ਨਿਕਲਿਆ ਵੇ ਬਾਹਰ ਤਾਂ ਹੀ ਕਿਹਾ ਸੀ ਇਹਨੂੰ ਬਹੁਤ ਉਦਾਹਰਨਾਂ ਦੇ ਕੇ ਗੱਲ ਕੀਤੀ ਹੈ ਕਹਿੰਦੇ ਕਬੀਰ ਚਾਵਲ ਕਾਰ ਨੇ ਸੁਖ ਕੋ ਮੋਲੀ ਲਾਏ ਜੇ ਮੋਲੇ ਪੈਂਦੇ ਨੇ ਫਟਾ ਪੈਂਦੀਆਂ ਨੇ ਸਿਰ ਤੇ ਚਾਵਲ ਕਾਰਨ ਹੈ ਜੇ ਚੌਲਾਂ ਨੂੰ ਚੌਲਾਂ ਨੂੰ ਮੋਲੀਆਂ ਸਹਿਣੀਆਂ ਪੈ ਰਹੀਆਂ ਨੇ ਸਿਰ ਤੇ ਸੰਗਤ ਪਤਾ ਕਾਦੀ ਜਾਂਦੀ ਥੱਕ ਦੀ ਤੁਖ ਤੁਖ ਨੂੰ ਕਹਿੰਦੇ ਬਾਹਰ ਹੀ ਫੱਕ ਨੂੰ ਜੇ ਭਲਾ ਤੱਕ ਤੁਖ ਤੋਂ ਚੌਲ ਬਾਹਰ ਆਵੇ ਆ ਜਵੇ ਕੋਈ ਲਾਊਗਾ ਮੋਲੀ ਛੱਡਦਾ ਨਹੀਂ ਸੰਗਤ ਕਿਹੜੀ ਗੱਲ ਲਈ ਸੰਗਤ ਕਰ ਲਈ ਹੱਕ ਦੀ ਚੌਲ ਨੇ ਚੌਲ ਤੱਤ ਹੈ ਹੱਕ ਦੀ ਹੈ ਪੱਕ ਦਾ ਭੋਗ ਹੈ ਆ ਸਰੀਰ ਦਾ ਭੋਗ ਹੈ ਅਸਲੀ ਗੱਲ ਦਾ ਆਤਮਾ ਦੀ ਹੈ ਉਹ ਕਹਿੰਦੇ ਚਕਾਰਨ ਚਾਵਲ ਹੈ ਤੁਖ ਨੂੰ ਮੋਹਲ ਨਹੀਂ ਰੱਖਣ ਵਾਸਤੇ ਦਾ ਜਿਹੜਾ ਕਾਰਨ ਮਰਦਾ ਸੱਚਾ ਜਿਹੜਾ ਧਰਮ ਨਾਲ ਇਹਨੂੰ ਡੰਡਾ ਮਾਰਨਾ ਪੈਂਦਾ ਨਾ ਜਿਹੜਾ ਕਹਿੰਦੇ ਜਮਗਾ ਡੰਡ ਮੂੰਦ ਮੈਂ ਕੇ ਕਉ ਕਬੀਰ ਤੇ ਹੀ ਲੜ ਜਾਗੇ ਉਹ ਜੰਮਦਾ ਡੰਡਾ ਤਾਂ ਸਰੀਰ ਨੂੰ ਅੱਡ ਕਰਾਉਣ ਵਾਸਤੇ ਲੱਗਦਾ ਹੋਰ ਕੀ ਜੇ ਆਪੇ ਛੱਡ ਦਵੇ ਫਿਰ ਡੰਡਾ ਕਾਹਦੇ ਵਾਸਤੇ ਮਰੂ ਕੋਈ ਜੇ ਕਿਰਾਏਦਾਰ ਆਪਣੇ ਆਪ ਪਹਿਲੀ ਤਰੀਕ ਨੂੰ ਮਕਾਨ ਖਾਲੀ ਕਰਨਾ ਸੀ ਉਹਦਾ ਕਰ ਗਿਆ 25 ਨੂੰ ਇਹ ਕਿਰਾਇਆ ਐਡਵਾਂਸ ਗਿਆ ਬਾਈ ਜੀ ਉਹ ਫੇਰ ਵੀ ਅਗਲਾ ਕੋਈ ਖਿੱਚਾ ਦੂਈ ਜਾਂ ਪੁਲਿਸ ਵਗੈਰਾ ਦੀ ਕੋਰਟ ਆਊਗੀ ਵਿੱਚ ਧਰਮੜਾ ਦਾ ਕੋਰਟ ਦਾ ਕੰਮੇ ਕਰਦਾ ਜੇ ਆਪਣ ਹਾਂ ਜੇ ਭਾਈ 5 ਤਰੀਕ ਹੋਊਗੀ 7 ਹੋਊਗੀ ਨੋਟਿਸ ਦੇਤਾ ਜਵਾਨੀ ਵੀ ਕਹਿਦਾ ਭਾਈ ਦਿਨ ਉੱਪਰ ਹੋ ਗਏ ਦਿਨ ਪੂਰੇ ਹੋ ਗਏ ਖਾਲੀ ਕਰ ਦੇ ਫਿਰ ਤਾਂ ਪੁਲਿਸ ਵੀ ਆਊਗੀ ਪੰਚਾਇਤ ਵੀ ਆਊਗੀ ਕੋਰਟ ਵੀ ਆਊਗੀ ਫਿਰ ਤਾਂ ਸਾਰੇ ਹੀ ਆਉਣਗੇ ਇਹੀ ਗੱਲ ਹੈ ਬਸ ਜਿਹੜਾ ਮੰਨ ਲਿਆ ਨਾ ਆਪਣਾ ਜਦ ਹੁਕਮ ਆਇਆ ਲਓ ਜੀ ਕਹਿੰਦੇ ਜਿਸ ਕੀ ਬਸਤ ਇਸ ਅੱਗੇ ਰੱਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਹਦੀ ਆਗਿਆ ਮੱਥੇ ਤੇ ਮੰਨ ਲਈ ਲਓ ਜੀ ਤੇਰੀ ਛੱਡਦਾ ਉਦੋਂ ਹੀ ਛੱਡਣਾ ਪਹਿਲਾਂ ਛੱਡਣਾ ਨਹੀਂ ਜਦੋਂ ਹੁਕਮ ਆਊਗਾ ਉਦੋਂ ਹੀ ਛੱਡਣਾ ਨਾ ਕਹਿੰਦੇ ਉਸ ਤੇ ਚੌਕਣ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਜੇ ਬੰਦੇ ਦਾ ਰੈਪੂਟੇਸ਼ਨ ਬਣਿਆ ਹੋਇਆ ਅਗਲਾ ਜੇ ਜਿਹੜਾ ਬੰਦਾ 25 ਨੂੰ ਖਾਲੀ ਕਰਕੇ ਅੱਜ ਦੁਬਾਰਾ ਕਿਤੇ ਆ ਕੇ ਮੰਗ ਲਵੇ ਉਹ ਕਹਿੰਦਾ ਕੋਈ ਨਹੀਂ ਭਾਈ ਕਰਾਇਆ ਦੀ ਵਾਸਤੇ ਦੇ ਦੀ ਤੈਨੂੰ ਲੋੜ ਨਹੀਂ ਭਾਈ ਬੰਦਾ ਪਰਤਿਆਇਆ ਹੋਇਆ ਹੈ ਉਹ ਫੇਰ ਤਾਂ ਜਦ ਮਰਜੀ ਗੁਰਮੁਖ ਗੁਰਮੁਖ ਬਣਾ ਕੇ ਸਰੀਰ ਤੇ ਜਦ ਮਰਜੀ ਕੰਮ ਲੈ ਲੈਂਦੇ ਨੇ ਇਹ ਤਾਂ ਭਾਈ ਇਹ ਬੰਦੇ ਦਾ ਰੈਪੂਟੇਸ਼ਨ ਠੀਕ ਹੈ ਇਹ ਬੰਦਾ ਕਾਬਲੇ ਮਤਲਬ ਕਿ ਵੀ ਵਿਸ਼ਵਾਸ ਹੈ ਇਹਨੂੰ ਦੇ ਜਨਮ ਦੁਬਾਰਾ ਉਹਨੂੰ ਉਹ ਕਹਿੰਦੇ ਨੇ ਜਨ ਪਰੋਪਕਾਰੀ ਆਏ ਉਹਦਾ ਬਣਾਇਆ ਬੈਠੇ ਹੁੰਦੇ ਨੇ ਜਿਵੇਂ ਮਤਲਬ ਕਿ ਸੱਪ ਕੁੰਝ ਛੱਡ ਦਿੰਦਾ ਐ ਛੱਡ ਕੇ ਪਾਸੇ ਹੋ ਜਾਂਦੇ ਨੇ ਮਿੰਟ ਦੇ ਬਸ ਇਹ ਜੀ ਗੱਲ ਹੈ ਧਰਮ ਰਾਏ ਅੱਛਾ ਡਰਾਇਆ ਯਾਰ ਡਰਾਪਾ ਆਇਆ ਹੋਇਆ ਧਰਮ ਰਾਏ ਦਾ ਰਾਬੇ ਦੇ ਦੋਏ ਕਾਮ ਦੱਸਦੇ ਵੀ ਗੱਲ ਆਏ ਸਿਰਫ ਵੀ ਸਰੀਰ ਦਾ ਛੱਡਣਾ ਹੀ ਪੈਣਾ ਪਿਆਰ ਨਾਲ ਛੱਡ ਦੇਗਾ ਤਾਂ ਠੀਕ ਹੈ ਜੇ ਮੱਤ ਕੇ ਛੱਡੇਗਾ ਤਾਂ ਛੱਡ ਦੇਗਾ ਤੇ ਦੋਏ ਕਾਮ ਦੋਏ ਤਰੀਕੇ ਨੇ ਆਪਣੇ ਆਪ ਛੱਡਣ ਦੇ ਸੌਖ ਹੈ ਆਪਣੇ ਆਪ ਜੇ ਅਸੀਂ ਹੌਲੀ ਹੌਲੀ ਹੌਲੀ ਹੌਲੀ ਮੋਹ ਛੱਡ ਸਕਦੇ ਹਾਂ ਜਦ ਤੱਕ ਤਿਆਰੀ ਕਰ ਸਕਦੇ ਹਾਂ ਤਿਆਰੀ ਹੈ ਨਾ ਹੁਣ ਤਾਂ ਛੱਡਣਾ ਤਾਂ ਨਹੀਂ ਹੁਣ ਅਸੀਂ ਛੱਡਣਾ ਤਾਂ ਉਦੋਂ ਹੀ ਹੈ ਜਦ ਹੁਕਮ ਆਊਗਾ ਪਰ ਤਿਆਰੀ ਹੈ ਪਹਿਲਾਂ ਜਿਵੇਂ ਕੁੜੀ ਹੈ ਇਹ ਗੱਲ ਉਹ ਪਹਿਲੇ ਮੰਨ ਕੇ ਰੱਖਦੀ ਹੈ ਵੀ ਮੈਂ ਤਾਂ ਇਹ ਮੇਰਾ ਘਰ ਨਹੀਂ ਹੈ ਇਹ ਤਾਂ ਕਹਿੰਦੇ ਭਾਈ ਬਗਾਨਾ ਤੁਹਾਨੂੰ ਸ਼ੁਰੂ ਤੋਂ ਪੜਾਈ ਜੰਮ ਦੇ ਨੂੰ ਪੜਾਈ ਹੈ ਜਦ ਕੁੜੀ ਦਾ ਜਨਮ ਹੁੰਦਾ ਉਸਨੇ ਪੜਾਈ ਆ ਵੀ ਇਹ ਤਾਂ ਭਾਈ ਬਗਾਨਾ ਵੇਖਾ ਘਰ ਹੈ ਉਹ ਤਿਆਰੀ ਕਰਦੀ ਰਹਿੰਦੀ ਹੈ ਤਿਆਰੀ ਕਰਦੀ ਰਹਿੰਦੀ ਹੈ ਇੱਕ ਦਿਨ ਉਹ ਵੀ ਆਉਂਦਾ ਜਦ ਵਿਆਹ ਹੋ ਕੇ ਸਾਹ ਸੰਜੋਗ ਵਿਆਹ ਵਿਜੋਗ ਉਹ ਵਿਜੋਗ ਵਾਲਾ ਦਿਨ ਵੀ ਆ ਜਾਂਦਾ ਵਿਆਹ ਦਾ ਜਦੋਂ ਪੇਕਾ ਛੱਡਣਾ ਪੈਂਦਾ ਪਰ ਮਾਨਸਿਕ ਤੌਰ ਤੇ ਉਹ ਆਪਣੇ ਆਪ ਨੂੰ ਪਹਿਲੇ ਛੱਡਣ ਵਾਸਤੇ ਤਿਆਰ ਹੈ ਬਸ ਗੁਰਬਾਣੀ ਆ ਪੇਕਾ ਛਡਾਉਣ ਵਾਸਤੇ ਆ ਜਿਹੜਾ ਸਾਡਾ ਲੋਕ ਹੈ ਇਹ ਪੇਕਾ ਛਡਾਉਣ ਵਾਸਤੇ ਤਿਆਰੀ ਹੋਈ ਹੈ ਉਹ ਸੇਮ ਸਾਡੇ ਸਾਹਮਣੇ ਕਿ ਛੱਡਦੀਆਂ ਨੇ 20 25 ਸਾਲ ਸਾਡੇ ਕੋਲ ਰਹਿੰਦੀਆਂ ਨੇ ਉੱਥੇ ਸਾਥ ਸੰਬੰਧੀ ਵੀ ਹੈ ਘਰ ਨਾਲ ਮੋਹ ਵੀ ਹੈ ਛੱਡਦੀਆਂ ਹੀ ਨੇ ਨਾ ਛੱਡ ਕੇ ਪਿੱਛੇ ਦੇਖ ਲੋ ਪਹਿਲੇ ਮਹੀਨੇ ਹੋਰ ਗੱਲ ਹੈ ਪਹਿਲੇ ਮਹੀਨੇ ਵਿਆਹ ਹੋਇਆ ਪਹਿਲੇ ਮਹੀਨੇ ਚਾਰ ਪੰਜ ਗੇੜੇ ਉਹ ਅਗਲੇ ਮਹੀਨੇ ਦੋ ਗੇੜੇ ਮੁੜ ਕੇ ਛਮਾਹੀ ਮੁੜ ਕੇ ਦਾ ਦੁੱਖ ਸੁੱਖ ਤੇ ਅਗਰ ਮੁੜ ਕੇ ਦੁੱਖ ਸੁੱਖ ਤੇ ਚੱਲ ਪੱਕਾ ਹੀ ਹੋਊਗਾ ਮੁੜ ਕੇ ਜਦੋਂ ਨਿਆਣੇ ਹੋ ਗਏ ਉਧਰ ਰਾਜ ਵਿੱਚ ਗਈਆਂ ਮੁੜ ਕੇ ਦਾ ਰੱਖੇ ਤੇ ਹੀ ਆ ਸੁਖੀ ਦਾ ਬਸ ਆਹ ਗੱਲ ਹੈ ਇਸ ਤਰੀਕੇ ਨਾਲ ਗੁਰਬਾਣੀ ਤਿਆਰੀ ਕਰਨ ਦਾ ਹੈ ਇਹਨੂੰ ਕਹਿੰਦੇ ਨੇ ਭਈ ਤੁਲਾ ਬੰਨਣ ਦਾ ਸਾਡੇ ਕੋਲ ਟਾਈਮ ਹੈ ਕਹਿੰਦੇ ਭਾਰਤ ਸਰਵਲ ਜਦ ਜਬ ਉਛਲ ਹੈ ਤਬ ਤਰਨ ਦੇ ਲੈਣਾ ਹੁਣ ਜਿਵੇਂ ਸਰਕਾਰ ਪ੍ਰਬੰਧ ਕਰ ਰਹੀ ਹੈ ਨਾ ਵੀ ਹੁਣ ਮੌਨਸੂਨ ਆ ਰਹੀ ਹੈ ਇੰਤਜ਼ਾਮ ਪਹਿਲਾਂ ਕਰ ਨੇ ਬੇੜੀਆਂ ਦਾ ਹੋਰ ਵੀ ਜਿਉਂ ਵੀ ਪਾਣੀ ਨੂੰ ਫੇਸ ਕਰਨ ਵਾਸਤੇ ਹਰ ਨੂੰ ਪਹਿਲਾਂ ਇੰਤਜ਼ਾਮ ਇਹ ਥੋੜਾ ਵੀ ਹੜ ਆ ਜਾਊਗਾ ਬਾਅਦ ਵਿੱਚ ਉੱਤੇ ਦੇਣਗੇ ਵੀ ਪਾਈ ਕਿਸ਼ਤੀ ਬਣਾਉਣ ਦਾ ਤਰਖਾਨ ਨੂੰ ਕਹਿਣਗੇ ਪਾਈ ਕਿਸ਼ਤੀ ਬਣਾ ਦੀ ਜਿਵੇਂ ਕਹਿੰਦੇ ਨੇ ਵੀ ਅੱਗ ਲੱਗੇ ਤੇ ਫਿਰ ਅਸੀਂ ਪਾਣੀ ਦਾ ਇੰਤਜ਼ਾਮ ਕਰਦੇ ਲਈਏ ਇੰਤਜ਼ਾਮ ਪਹਿਲੋਂ ਵਾਸੇ ਇੰਤਜ਼ਾਮ ਹੈ ਪਹਿਲੋਂ ਛੱਡਣਾ ਛੁੱਟਣਾ ਉਦੋਂ ਹੀ ਹੈ ਜਦੋਂ ਵਿਆਹ ਹੋਊ ਛੱਡਣਾ ਇੱਕੋ ਦਿਨ ਹੈ ਹੂੰ ਨਾਨਕ ਉਪਰੇ ਜਪ ਸਾਲ ਸੰਗੀ ਸਰਵਾ ਉੱਪਰ ਸਕਦੇ ਆ ਅਸੀਂ ਜਪ ਸਕਦੇ ਆ ਡੰਡੇ ਤੋਂ ਬਚ ਸਕਦੇ ਆ ਜਿਹੜਾ ਮੂਲ ਤੇ ਲੱਗਦਾ ਆ ਤਰੀਕਾ ਵੀ ਜਾਣਾਂ ਦਾ ਹੈ ਹੀ ਹੈ ਤੇ ਕਦਾ ਛੱਡਣਾ ਪੈਣਾ ਹੀ ਹੈ ਜੇ ਚਾਹੁੰਦੀ ਹੈ ਢੂੰਡਦੀ ਹੈ ਸਵਾਗ ਕੋ ਜੇ ਢੂੰਡਦੀ ਹੈ ਚਾਹੁੰਦੀ ਹੈ ਸਵਾਗ ਨਾਲ ਇੱਕ ਮੇਕ ਹੋਣਾ ਤਾਂ ਫਿਰ ਭਾਈ ਤਰੀਕਾ ਤਾਂ ਇਹੀ ਫਿਰ ਦੋ ਦੋ ਹੱਥ ਦਾ ਲੱਡੂ ਰਹਿਣੇ ਨਹੀਂ ਕਿ ਪੇਕੇ ਵੀ ਰਹੇ ਔਰ ਸੌਰੇ ਵੀ ਰਹੇ ਦੋ ਗੱਲਾਂ ਨਹੀਂ ਹੋ ਸਕਦੀਆਂ ਉਹ ਗੱਲਾਂ ਨਹੀਂ ਸੰਭਵ ਹੈਗੀਆਂ ਹੋਰ ਜੇ ਸਿੱਖੇ ਕਰਦਾ ਆਨੰਦ ਹੈ ਉਹ ਲੈਣਾ ਤਾਂ ਉਹ ਵੀ ਹੈਗਾ ਪਰ ਪੇਕੇ ਘਰ ਕਹਿੰਦੇ ਨੇ ਕੋਈ ਜਿਹੜੀ ਹੈ ਜਿਵੇਂ ਆਮ ਸਾਡੇ ਕਹਿੰਦੇ ਨੇ ਵੀ ਇਹ ਤਾਂ ਭਾਈ ਰਾਜੇ ਰਾਜੇ ਮਹਾਰਾਜੇ ਵੀ ਰੱਖ ਸਕਦੇ ਜਿਹੜੀ ਕਿ ਸਚਾਈ ਹੈ ਕਿ ਪੇਕਾ ਜਿਹੜਾ ਹੈ ਸਾਡਾ ਸਦੀਵੀ ਕਰ ਨਹੀਂ ਹੈ ਇੱਕ ਦਿਨ ਛੱਡਣਾ ਪੈਣਾ ਹੀ ਹੈ ਇਸ ਕਰ ਤੋਂ ਇਥੋਂ ਅੱਖਾਂ ਮੀਚਣ ਦੀ ਬਜਾਏ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਤਿਆਰ ਕਰਨ ਦੀ ਲੋੜ ਹੈ ਆਸ ਪੇਕਾ ਛੱਡਣ ਵਾਸਤੇ ਹਾਂਜੀ ਸਰਦਾਰ ਢੋਡਰ ਤੇ ਕਹਿ ਪੌਵੀ ਛੱਡਾ ਢੁੰਡ ਜਿਹਨੂੰ ਢੁੰਡਨ ਆ ਮਨ ਮਾਹੇ ਸੰਗ ਤੁਹਾਰੇ ਪ੍ਰਭ ਵਸੇ ਬਾਨ ਬਨ ਕਹਾਂ ਕਰਾਇਆ ਛੱਡਾ ਛੱਡਾ ਢੁੰਡ ਤੇ ਕਹਿ ਫਿਰੂ ਢੁੰਡਨ ਆ ਮਨ ਮਾਹੇ ਉਹ ਕਹਿੰਦੇ ਛੱਡੇ ਅੱਖਰ ਦੇ ਜਿਹੜੀ ਉਪਦੇਸ਼ ਹੈ ਕਹਿੰਦੇ ਢੁੰਡਨ ਕਹਿ ਫਿਰੂ ਢੁੰਡਨ ਕਿੱਥੇ ਢੂੰਡਦਾ ਫਿਰਨਾ ਢੂੰਡਣਾ ਕਿੱਥੇ ਸੀ ਖੋਜਣਾ ਕਿੱਥੇ ਸੀ ਕਹਿੰਦੇ ਢੂੰਡਣ ਇਹ ਮਨ ਮਾਹੇ ਢੂੰਡਣਾ ਮਨ ਦੇ ਅੰਦਰ ਸੀ ਜਿਹਨੂੰ ਕਿਹਾ ਸੀ ਬੰਦੇ ਦਿਲ ਖੋਜ ਸਾਰੂ ਖੋਜਣਾ ਢੂੰਡ ਆਪਾਂ ਖੋਜਣਾ ਹੈ ਮੈਂ ਢੂੰਡਣਾ ਰਸੀ ਆਪਣੇ ਚੱਲਦਾ ਪਰ ਚੱਲਦਾ ਹੈ ਢੂੰਡਣਾ ਵੀ ਆਪਾਂ ਸਮਝਦੇ ਹਾਂ ਢੂੰਡਣਾ ਤਾਂ ਮਨ ਦੇ ਅੰਦਰ ਸੀ ਅਸੀਂ ਕੀ ਕਰਨ ਲੱਗੇ ਅਗਲੀ ਪੰਕਤੀ ਹੈ ਸੰਗ ਤੁਹਾਰੇ ਪ੍ਰਭ ਬਲ ਬਲ ਉਹ ਪ੍ਰਭ ਦਾ ਸੰਗ ਬਾਦਾ ਸੀ ਤੁਸੀਂ ਖੋਜਦੇ ਫਿਰਦੇ ਬਾਣਾ ਦੇ ਵਿੱਚ ਖੋਜਣਾ ਵੀ ਅੰਦਰ ਮਨ ਦੇ ਵਿੱਚ ਉਹ ਆਪ ਬੈਠਾ ਸੀ ਜਿਹੜਾ ਕੋਣ ਸੀ ਨਾਲ ਸੀ ਪ੍ਰਭ ਉਹ ਖੋਜਦੇ ਫਿਰਦੇ ਆ ਕੁਝ ਨਗਰ ਦੇ ਲਾਗੇ ਕੁਝ ਪਹਾੜਾਂ ਦੇ ਲਾਗੇ ਕੁਝ ਤੀਰਥਾਂ ਦੇ ਲਾਗੇ ਕੋਈ ਕੋਈ ਤਰੀਕਾ ਦੱਸਿਆ ਸੀ ਨਾ ਖੋਜਣ ਦਾ ਵੀ ਹੈ ਕਿੱਥੇ ਰਹਿੰਦਾ ਪੱਕਾ ਦਰਸ ਦੱਸਦਾ ਹੋਰ ਦੱਸੋ ਇਹ ਤੋਂ ਵੱਧ ਪੂਰਾ ਗੁਰੂ ਕੀ ਦੱਸੂ ਇਹ ਤੋਂ ਵੱਧ ਕੀ ਹੁਣ ਗੁਰਬਾਣੀ ਉਪਦੇਸ਼ ਦੇ ਉਹ ਕਹਿੰਦੇ ਜਿਹਦੇ ਵਾਸਤੇ ਢੂੰਡਦੇ ਫਿਰਦੇ ਹੋ ਕਬੀਰ ਸਾਹਿਬ ਕੀ ਕਹਿੰਦੇ ਕਹਿੰਦੇ ਕਹਿੰਦੇ ਢੂੰਡਦੇ ਹੀ ਰਹਿ ਗਏ ਪਰਾਨਾ ਪ੍ਰਾਣੀ ਥੱਕ ਕੇ ਢੂੰਡਦੇ ਜਿੱਥੇ ਲੱਭਦਾ ਕਿਤੇ ਹੈ ਹੀ ਨਹੀਂ ਉਹ ਭਾਈ ਜਿਹਦਾ ਸਾਡੀ ਅਸੀਂ ਉਹਦੇ ਬੈਠੇ ਆ ਦਾ ਸਾਡੀ ਗੁੰਮੀ ਹੈ ਕਮਰੇ ਦੇ ਅੰਦਰ ਨਬੀ ਜਾ ਕੇ ਦਰਗਾਹ ਮਜਰੇ ਉਹ ਉਮਰ ਲੰਘ ਜੂਗੀ ਸਾਰੀ ਉਮਰ ਨਬੀ ਜਾ ਜਾਏ ਉਮਰ ਮਤਲਬ ਸਾਡੇ ਘਰ ਦੇ ਅੰਦਰ ਹੋਈ ਹੈ ਚੀਜ਼ ਜਿੱਥੇ ਭਾਈ ਗੁੰਮ ਗਿਆ ਉਹ ਉੱਥੇ ਕੁਰਬਾਨੀ ਇੱਕ ਜਿੱਥੇ ਜੋ ਚੀਜ਼ ਤੋਂ ਸਾਨੂੰ ਵਿਸਰ ਗਈ ਸ਼ਕਤੀ ਹੋ ਗਈ ਪ੍ਰਭ ਦੀ ਪ੍ਰਭ ਬਾਰੇ ਭਲੇਖਾ ਵੀ ਪ੍ਰਭ ਕਿੱਥੇ ਹੈ ਉਹ ਦੱਸਦਾ ਹੋਵੇ ਕਹਿੰਦੇ ਜੈ ਢੂੰਡਦਾ ਫਿਰਦੇ ਹੋ ਨੇ ਆ ਮਨ ਮਾਏ ਜਿਹੜਾ ਸੰਗਵਾਦ ਦਾ ਵੀ ਨਾਲ ਉਹ ਮਨ ਦੇ ਵਿੱਚ ਹੀ ਹੈ ਮਨ ਦੇ ਅੰਦਰ ਹੀ ਹੈ ਹਾਂਜੀ ਢੇਰੀ ਢਾਹੋ ਸਾਧ ਸੰਗ ਅਹਮ ਬੁੱਧ ਵਿਕਰਾਲ ਸੁਖ ਪਾਵੋ ਸਹਿਜੇ ਅਸੋ ਦਰਸ਼ਨ ਦੇਖ ਲਿਆ ਢੇਰੀ ਕਹਿੰਦੇ ਨੇ ਆਪ ਢਾਹੋ ਸਾਧ ਸੰਗ ਦੋ ਪੱਖਾਂ ਜਾਂਦਾ ਇੱਕ ਆਪਾਂ ਕਹਿੰਦਾ ਵੀ ਠੀਕ ਹੈ ਤੂੰ ਢੇਰੀ ਢਾ ਕੇ ਬਹਿ ਗਿਆ ਢੇਰੀ ਢਾ ਕੇ ਬਹਿ ਜਾਣਾ ਹੌਸਲਾ ਛੱਡ ਦੇਣਾ ਵੀ ਆ ਜਦ ਲੱਭਦਾ ਨਹੀਂ ਨਾ ਉਹ ਜਿੱਥੇ ਲੱਭਦੇ ਫਿਰਦੇ ਅਸੀਂ ਬਾਹਰ ਉੱਥੇ ਤਾਂ ਹੈ ਉੱਥੇ ਤਾਂ ਹੈ ਨਹੀਂ ਬਾਹਰ ਉਹ ਢੇਰੀ ਕਹਿੰਦੇ ਜਿਹੜੇ ਆਦਰੇ ਅਸੀਂ ਬਣਾਏ ਫਿਰਦੇ ਆ ਬਾਹਰ ਉਹ ਢੇਰੀਆਂ ਢਾਹ ਲੋ ਸਾਰੀਆਂ ਢੇਰੀ ਢਾਹੋ ਸਾਧ ਸੰਗ ਸਾਧ ਸੰਗ ਸਾਧ ਸੰਗ ਵਾਲੀ ਢੇਰੀ ਦਾ ਇੱਕ ਸਭੇ ਢਾਹ ਢੇਰੀਆਂ ਇੱਕ ਇੱਕ ਅਸਕਿਆ ਸਹਾਰਾ ਤੇਰਾ ਹੋਰ ਸਭੇ ਢਾਈਆਂ ਢੇਰੀਆਂ ਜਿਹੜੀਆਂ ਦੂਜੀਆਂ ਢੇਰੀਆਂ ਨੇ ਦੂਜੇ ਆਸਰੇ ਨੇ ਛੱਡ ਦੇ ਇੱਕ ਆਪਣਾ ਜਿਹੜਾ ਨਾਲ ਦਾ ਸਾਰ ਉਹਦੇ ਤੇ ਢੇਰੀ ਲਾ ਲਾ ਢੇਰੀ ਹੁੰਦੀ ਕਿਸੇ ਦੇ ਟੇਕ ਕਿਸੇ ਦੇ ਵਿਸ਼ਵਾਸ ਢੇਰੀ ਢਾ ਦੇਣਾ ਦਾ ਮਤਲਬ ਇਹੀ ਹੁੰਦਾ ਕਿ ਜਿੱਥੇ ਆਸਰਾ ਰੱਖਿਆ ਸੀ ਉਥੋਂ ਚੀਜ਼ ਪੂਰੀ ਹੋ ਗਈ ਢੇਰੀ ਢਾ ਦਿੰਦੇ ਅਸੀਂ ਉਹ ਕਹਿੰਦੇ ਢੇਰੀਆਂ ਲੀਆਂ ਢਾਹੋ ਸਾਰੀਆਂ ਮਾਨਕ ਕੀ ਟੇਕ ਬਿਰਤੀ ਸਭ ਜਾਣ ਕੋਈ ਨਹੀਂ ਮਾਰ ਸਕਦਾ ਸਾਰੀਆਂ ਢੇਰੀਆਂ ਢਾ ਦੇ ਦੇਵਨ ਕੋ ਇੱਕੇ ਭਗਵਾਨ ਬਸ ਉਹ ਇੱਕੇ ਭਗਵਾਨ ਆ ਜਿਹੜਾ ਉਹਦੇ ਵਿੱਚ ਢੇਰੀ ਲਾ ਹਾਂ ਹਾਂਜੀ ਸੁਖ ਪਾਵੋ ਸਹਿਜੇ ਬਸੋ ਰਸਣ ਦੇਖਦੇ ਹਾਂ ਆਹ ਕਹਿੰਦੇ ਫਿਰ ਜੇ ਜੇ ਉਹ ਦੇਖ ਲੈਣ ਨਾ ਉਹਦਾ ਦਰਸ਼ਨ ਤਾਂ ਨਿਹਾਲ ਕਰ ਦੂਗਾ ਜਿਹੜੇ ਸੰਸਾਰੀ ਭੋਗ ਭੋਗ ਕੇ ਸੰਸਾਰੀ ਸੁਖ ਮਾਣ ਕੇ ਜਿਹੜਾ ਤੁਹਾਨੂੰ ਬਗਾਦ ਨਹੀਂ ਮਿਲਿਆ ਖੇੜਾ ਨਹੀਂ ਮਿਲਿਆ ਨਿਹਾਲ ਨਹੀਂ ਹੋ ਸਕੇ ਉਹ ਦਿਨਿਆ ਵੀ ਮੌਤ ਦਾ ਪੈਸਰ ਤੇ ਖੜਾ ਉਹਦੇ ਨਾਲ ਹੈ ਕੰਮ ਰਹਿੰਦਾ ਹੋਵੇ ਬਾਕੀ ਨੇ ਆਣ ਮਿੰਟ ਦੇ ਮਿੰਟ ਦੇ ਪੈਰ ਕਰਦੇ ਚਿੰਤਾ ਖੜੀ ਹੋਵੇ ਨਿਹਾਲਾਂ ਦੀ ਨਿਹਾਲ ਉਦੋਂ ਨਾਲ ਜਿੰਦ ਕਹਿੰਦੇ ਚਿੰਤਾ ਸਾਰੀ ਮੇਰੀ ਉਦੋਂ ਆ ਸਾਰਾ ਬੜੇ ਨੇ ਤੇਰੀ ਢਾਹੋ ਸਾਧ ਸੰਗ ਹੋ ਗੁਰੂ ਬਿਕਰਾਲ ਸੁਖ ਪਾਵੋ ਸਹਿਜੇ ਬਸੋ ਦਰਸ਼ਨ ਦੇ ਨਿਹਾਲ ਜਿਹੜੀ ਅਹੰਗ ਬੁੱਧੀ ਹੈ ਨਾ ਹੰਕਾਰ ਭਰੀ ਬੁੱਧੀ ਜਿਹੜੀ ਢੇਰੀ ਢਾਉਣ ਨਹੀਂ ਦਿੰਦੀ ਪਰਮੇਸ਼ਰ ਦੇ ਆਸਰੇ ਨਹੀਂ ਹੋਣ ਦਿੰਦੀ ਜਿਹੜੀ ਉਹ ਅਹੰਗ ਬੁੱਧੀ ਹੈ ਹੰਕਾਰ ਭਰੀ ਬੁੱਧੀ ਜਿਹੜੀ ਕਿ ਬੜੀ ਬਿਕਰਾਲ ਰੂਪ ਧਾਰਨ ਕਰੀ ਬੈਠੀ ਹੈ ਐਸਾ ਬਕਰਾਲ ਰੂਪ ਹੈ ਅੰਨੀ ਹੋ ਗਈ ਅੰਨੀ ਕਿਉਂ ਹੋ ਗਈ ਨਾਲ ਸੀ ਪ੍ਰਭ ਜਿੰਨਾ ਨਹੀਂ ਸਮਝ ਸੀ ਜਿਹੜਾ ਪ੍ਰਭੂ ਉਹ ਬਾਹਰ ਤੋਂ ਵੀ ਮਿਲਦੀ ਹੈ ਕਹਿੰਦੇ ਹੋਰ ਦਿਖਾਇਓ ਘਰ ਹੀ ਵਾਹੇ ਘਰ ਦਿਖਾਇਆ ਸੀ ਦੱਸਿਆ ਸੀ ਗੁਰੂ ਨੇ ਅੰਦਰ ਫੇਰ ਉਹਨੂੰ ਬਾਹਰ ਕਹਿੰਦੇ ਬਣ ਬਣ ਫਿਰਤੀ ਢੂੰਡਦੀ ਫਸ ਰਹੀ ਘਰ ਵਾ ਫਸ ਦਾ ਘਰ ਦੇ ਅੰਦਰ ਘਰ ਦੇ ਦਰਵਾਜ਼ੇ ਦੇ ਅੰਦਰੇ ਸੀ ਢੂੰਡਦੀ ਕਿੱਥੇ ਫਿਰਦੀ ਹੈ ਬਾਹਰ ਇਸ ਕਰਕੇ ਹੰਕਾਰ ਹੈ ਜਿਹੜਾ ਹੰਕਾਰ ਰਹਿਣਾ ਕਰਦਾ ਉਹ ਅੰਦਰਲੇ ਪ੍ਰਭੂ ਨੂੰ ਪ੍ਰਭੂ ਮੰਨ ਕੇ ਰਾਜੀ ਨਹੀਂ ਹੈ ਇਹਨੂੰ ਦੂਜਾ ਚਾਹੀਦਾ ਨਾ ਜਿਵੇਂ ਆਮ ਨਹੀਂ ਕਹਿੰਦੇ ਬੀਬੀਆਂ ਘਰਾਂ 'ਚ ਕਹਿੰਦੀਆਂ ਨੇ ਕਹਿੰਦੇ ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ ਉਹ ਘਰ ਦਾ ਜੋਗੀ ਦਾ ਜੋਗੜਾ ਹੁੰਦਾ ਹੈ ਉਹ ਅੰਤਰਾਤਮਾ ਨੂੰ ਕਿੱਥੇ ਪ੍ਰਭੂ ਮੰਨ ਕੇ ਰਾਜੀ ਹੈ ਘਰ ਦਾ ਜੋਗੀ ਦਾ ਜੋਗੜਾ ਉਹ ਇਹਦਾ ਬਾਹਰ ਲੈ ਕੇ ਤੇ ਸਿਰ ਤੇ ਹੱਥ ਫਰਾਉਣ ਨੂੰ ਬਾਹਰ ਨਾਲ ਕੋਈ ਹੋਵੇ ਜੋਗੀ ਬਾਹਰ ਨਾ ਕਿ ਮਹਾਪੁਰਸ਼ ਕੋਈ ਹੱਥ ਧਰ ਦੇਵੇ ਕੰਮ ਹੋ ਜੇ ਅੰਦਰ ਨੂੰ ਕਿੱਥੇ ਮੰਨ ਕੇ ਬੈਠੀ ਆ ਉਹ ਅਦਲੀ ਫਿਰਦਾ ਛੱਡੀ ਬੈਠੀ ਆ ਅਦਲੀ ਫਿਰਦਾ ਛੱਡੀ ਬੈਠੀ ਆ ਸੁੱਖ ਪਾਵੋ ਸਹਿਜ ਦੇ ਬਸੋ ਦਰਸ਼ਨ ਦੇਖਦੇ ਹਾਂ ਆ ਫਿਰ ਪ੍ਰਭੂ ਦੇ ਲੈ ਨਾ ਬੈਠ ਕੇ ਦੇਖ ਸੁਖ ਵੀ ਮਿਲ ਜੂ ਆ ਟਕਾਉ ਵੀ ਮਿਲ ਜੂ ਸੁਖ ਬਸੋ ਸਹਿਜ ਹੈ ਨਾਲ ਅਡੋਲਤਾ ਵੀ ਹੈ ਸੁੱਖ ਪਾਵੋ ਸਹਿਜ ਦੇ ਫਸਲ ਦੇ ਵਿੱਚ ਅਡੋਲਤਾ ਜੇ ਸੁਖ ਹੈ ਅਡੋਲਤਾ ਜਿਹੜੀ ਅਡੋਲਤਾ ਫਿਰ ਬਾਹਰ ਲੱਭਦੇ ਫਿਰਾਂਗੇ ਡੋਲਦੇ ਤਾਂ ਫਿਰਦੇ ਹੀ ਆ ਜਦੋਂ ਅੰਦਰ ਬਹਿ ਕੇ ਠੇਕੇ ਸੁਖ ਵੀ ਨਾਲ ਆ ਰੋਸ ਵੀ ਨਾਲ ਆ ਹਾਂਜੀ ਢੇਰੀ ਜਾਣੇ ਗਵਰੇ ਗੱਲ ਚੋਰ ਦੁੱਖ ਪਾਏ ਉਹ ਮਗਨ ਨਫਤ ਰਹੇ ਉਹ ਆਵੇ ਜਾਏ ਉਹ ਕਹਿੰਦੇ ਜੇ ਢੇਰੀ ਜਾਮ ਹੈ ਜਾਮ ਨਹੀਂ ਹੈਗਾ ਢੇਰੀ ਜਾਮ ਹੈ ਆ ਜਿਹੜੀਆਂ ਦੂਜੀਆਂ ਘਾਦੀਆਂ ਨਾ ਸਾਰੀ ਉਮਰ ਹੈ ਇਹਦਾ ਤੱਕਿਆ ਸਹਾਰਾ ਇੱਕ ਤੇਰਾ ਜਿਹੜੀ ਤੇ ਹੋਰ ਸਭੇ ਭਾਈਆਂ ਦੇ ਹੋਰ ਢਾਗੇ ਇੱਕ ਨਹੀਂ ਢਾਈ ਪਰ ਇੱਕ ਢੇਰੀ ਨਹੀਂ ਲਾਉਣੀ ਇੱਕ ਤੱਕਿਆ ਸਹਾਰਾ ਤੇਰਾ ਹੋਰ ਸਾਰੇ ਢਾਈਆਂ ਢੇਰੀਆਂ ਜਿਹੜੀਆਂ ਦੂਜੀਆਂ ਢੇਰੀਆਂ ਧਾਦੀਆਂ ਜਿਹੜੀ ਇੱਕ ਢੇਰੀ ਹੈ ਨਾ ਪਰਮੇਸ਼ਰ ਵਾਲੀ ਆ ਢੇਰੀ ਆ ਢੇਰੀ ਜਾ ਮੈਂ ਹਾਂ ਢੇਰੀ ਜਾ ਮੈਂ ਜਮ ਮਰੈ ਉਹ ਇਹਦਾ ਜਮ ਹੁਣ ਤੋਂ ਖਾ ਨਹੀਂ ਮਾਰ ਦੂਜੇ ਇੱਕ ਦਾ ਇੱਕ ਤੇ ਢੇਰੀ ਲਾਲ ਮੈਂ ਇੱਕ ਦੀ ਢੇਰੀ ਦੇ ਆਜਮੇ ਜੇ ਇੱਕ ਦੇ ਆਸਰੇ ਦੇ ਆਜਮੇ ਆ ਜਮ ਵੀ ਨੇੜੇ ਨਹੀਂ ਆ ਸਕਦਾ ਢੇਰੀ ਜਾ ਮੈਂ ਜਮ ਮਰੈ ਜਮ ਵੀ ਮਰ ਜੂ ਜਮ ਕੀ ਭਰਮੇ ਜਾ ਮੈਂ ਜੋਤ ਨੂੰ ਘੇਰਿਆ ਕੀ ਨੇ ਆਪਣੇ ਨੇ ਉਹ ਜੰਮ ਵੀ ਮਰ ਜੂਗਾ ਤੇਰੀ ਜੰਮ ਹੈ ਜਮ ਮਰ ਗਰਭ ਜੋਨ ਦੁੱਖ ਪਾਏ ਆ ਜਿਹੜਾ ਗਰਭ ਜੋਨ ਸੀ ਨਾ ਦੁੱਖ ਬਾਰ ਬਾਰ ਬਾਰ ਬਾਰ ਗਰਭ ਵਿੱਚ ਆਉਣਾ ਬਾਰ ਵਾਰ ਜਮ ਲੈਣਾ ਇਹ ਵੀ ਦੁੱਖ ਸਾਰਾ ਕੱਟਿਆ ਜਾਊਗਾ ਜਿਦਨੇ ਇਹ ਢੇਰੀ ਤੇ ਆ ਗਿਆ ਉਹ ਮਗਨ ਦਰਪਤ ਰਹੇ ਉਹ ਆਵੇ ਜਾਏ ਆ ਜੇ ਮੋਹ ਤੇ ਮਗਨ ਮਗਨ ਰਿਹਾ ਜੇ ਮਗਨ ਹੁੰਦਾ ਲੱਗ ਜਾਣਾ ਮਗਨ ਹੋ ਜਾਣਾ ਮੋਹ ਮਗਨ ਜੇ ਮੋਹ ਚ ਮਗਨ ਰਿਹਾ ਦਰਪਤ ਰਹੇ ਦਰਪਤ ਰਹੇ ਉਹ ਆਵੇ ਜਾਏ ਹਾਂ ਫੇਰ ਤਾਂ ਹੋ ਰਹੂਗੀ ਉਹ ਕਹਿੰਦਾ ਹੋਂ ਵਿੱਚ ਆਵੇ ਹੋਂ ਵਿੱਚ ਗਿਆ ਹੋਂ ਵਿੱਚ ਆਇਆ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਫੇਰ ਤਾਂ ਉਹ ਜਿਹੜਾ ਸਿਲਸਿਲਾ ਬਰਕਰਾਰ ਬਣਿਆ ਰਹੂਗਾ ਉਹ ਬੇਚੈਨੀ ਉਸਨੇ ਬਣੀ ਰਹੂਗੀ ਉਹ ਜਿਹੜੀ ਭਾਵਦੇ ਅਸੀਂ ਟਿਕਾਉ ਉਹਨਾਂ ਚ ਟਿਕਾਉਣੀ ਜਿੰਨਾ ਚਿਰ ਅਸੀਂ ਜਨਮ ਲੈਣਾ ਬੰਦ ਨਹੀਂ ਕਰਦੇ ਇਹ ਗਰਭ ਜੋਂਦਾ ਇਹਦਾ ਦੁੱਖ ਭਾਈ ਜਨਾ ਤਾਂ ਹੀ ਜਦ ਗੁਰੂ ਕਹਿੰਦੇ ਕਿਹਾ ਕਹਿੰਦਾ ਇੱਕ ਦੁੱਖ ਕਰ ਪਾਵਰਾ ਹੈ ਮੇਰਾ ਦੂਜੇ ਦੁੱਖ ਨਹੀਂ ਕਹੇ ਸੰਸਾਰੀ ਦੁੱਖ ਦਾ ਨਹੀਂ ਕਿਹਾ ਇਹ ਤਾਂ ਕਹਿੰਦੇ ਸਰੀਰਕ ਦੁੱਖਾਂ ਦੀ ਨਹੀਂ ਗੱਲ ਇੱਕ ਦੁੱਖ ਘਟੋ ਇੱਕ ਦੁੱਖ ਘਟੋ ਰਾਮ ਰਾਜ ਮੇਰਾ ਅਗਨ ਦਹੇ ਅਰ ਗਰਭ ਦਸੇਗਾ ਆ ਇਹ ਦੁੱਖ ਆ ਗਰਭ ਦਸੇਗਾ ਜਿਹੜਾ ਵਾਰ-ਵਾਰ ਗਰਭ ਦਾ ਦਸੇਗਾ ਜਿਹੜਾ ਇਹ ਇਹ ਦੁੱਖ ਬੜਾ ਭਾਰੀ ਹੈ ਇਹ ਘਟ ਮੇਰਾ ਅਰ ਇੱਕ ਅਗਨ ਦਾ ਹੈ ਆ ਜਿਹੜੀ ਤ੍ਰਿਸ਼ਨਾ ਦੀ ਅੱਗ ਸਾੜਦੀ ਹੈ ਖੇਦੋ ਬਜਾਲਾ ਅਰ ਇੱਕ ਗਰਭ ਦਾ ਦਸੇਗਾ ਕਿਉਂਕਿ ਜੇ ਗਰਭ ਦਸੇਗਾ ਹੋਊਗਾ ਜਨਮ ਲੈ ਲਿਆ ਤਾਂ ਤ੍ਰਿਸ਼ਨਾ ਲੱਗੂਗੀ ਲੱਗੂਗੀ ਕੀ ਲੱਗੂਗਾ ਸਰੀਰ ਕਰਕੇ ਤਾਂ ਫਿਰ ਉਤਰੀਸ਼ਣ ਲੱਗੂਗੀ ਲੱਗੂਗੀ ਇਸ ਕਰਕੇ ਕਰਮ ਦਸੇੜੇ ਹੀ ਕੱਟਦੇ ਦੁਬਾਰਾ ਜਨਮ ਲੈਣਾ ਹੀ ਕੱਟਦੇ ਤਹਿਤ ਤਹਿਤ ਅਬ ਤਹਿ ਪਰੇ ਤਾਂ ਜਨਾ ਸਰਨਾਏ ਰੋਕੇ ਪਾਏ ਕਾਟਿਆ ਨਾਨਕ ਲਈ ਸਮਾਏ ਤਹਿਤ ਤਹਿਤ ਅਪ ਤਹਿ ਪਰੇ ਇਹ ਬੜਾ ਔਖਾ ਟਹਿਣਾ ਬੜਾ ਔਖਾ ਨਾਨਕ ਗਰੀਬ ਤਹਿ ਪਿਆ ਦੁਆਰੇ ਦੁਆਰੇ ਤੇ ਟਹਿਣਾ ਬੜਾ ਔਖਾ ਇੱਕ ਤੇ ਰਾਤ ਇੱਕ ਸਮੇਂ ਹੋਣਾ ਬਹੁਤ ਔਖਾ ਇੱਕ ਢੇਰੀ ਤੇ ਆ ਜਾਣਾ ਦੂਜੀਆਂ ਢੇਰੀਆਂ ਟਾਉਣੀਆਂ ਬਹੁਤ ਔਖੀਆਂ ਇਹ ਕਹਿੰਦਾ ਮੇਰੇ ਕੋਲ ਪੈਸਾ ਟੱਕਾ ਉਹ ਆ ਪੈਸੇ ਦੀ ਵੀ ਢੇਰੀ ਆ ਬਈ ਕਹਿੰਦਾ ਮੇਰੇ ਭੈਣ ਭਰਾ ਸਾਥ ਸੰਬੰਧੀ ਬਹੁਤ ਆ ਕਿ ਉਹ ਵੀ ਢੇਰੀ ਆ ਉਹ ਢੇਰੀਆਂ ਬਹੁਤ ਨੇ ਆ ਜਾਣਾ ਢਹਿ ਜਾਣਾ ਗੁਰੂ ਦੇ ਦਵਾਰੇ ਆ ਕੇ ਇਹ ਬੜਾ ਕਹਿੰਦੇ ਢਹਿ ਤਾਂ ਢਹਿ ਤਾਂ ਢਹਿ ਪਏ ਪੁਰਾਣਾ ਢਹਿ ਤੇ ਅਬ ਢਹਿ ਹੋਵੇ ਸਾਧ ਚਲਣਾ ਸਦਾਏ ਇਹ ਟਿੱਕਾ ਡੋਲੇ ਕਰਦਾ ਰਹਿੰਦਾ ਹੁਣ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਟਹਿ ਜਾਣਾ ਇਹ ਬੜਾ ਔਖਾ ਕਹਿੰਦੇ ਟਹਿੰਦਾ ਟਹਿੰਦਾ ਟਹਿੰਦਾ ਟਹਿ ਪੈਂਦਾ ਕਰੇ ਜੇ ਪ੍ਰਤਿਆਉਂਦਾ ਰਹੇ ਨਾ ਗੁਰੂ ਨੂੰ ਗੁਰਬਾਣੀ ਤੇ ਪ੍ਰਤੀਤ ਲਿਆਉਂਦਾ ਰਹੇ ਇਹ ਇੱਕ ਦਿਨ ਟਹਿ ਵੀ ਜਾਂਦਾ ਫਿਰ ਪੱਕੇ ਤੌਰ ਤੇ ਵੀ ਸਮਰਪਣ ਹੋ ਜਾਂਦਾ ਗੁਰੂ ਨੂੰ ਪਰ 1 ਲੱਖ ਨਹੀਂ 1 ਲੱਖ ਡਿੱਗਣਾ ਬਹੁਤ ਔਖਾ ਹੈ ਕਹਿਣਾ ਗੁਰੂ ਦੇ ਦੁਆਰੇ ਤੇ ਬਹੁਤ ਔਖਾ ਹੈ ਆਪਣੇ ਆਪਾ ਛੱਡਣਾ ਆਪਣੀ ਉਮਰ ਛੱਡਣੀ ਆਪਣੇ ਆਪਣੀ ਅਕਲ ਨੂੰ ਆਪਣੇ ਗਿਆਨ ਨੂੰ ਸਾਈਡ ਤੇ ਰੱਖ ਦੇਣਾ ਬੜਾ ਔਖਾ ਹੈ ਕਹਿੰਦੇ ਟੈਂਦਾ ਟਹਿੰਦਾ ਤਾਂ ਹੈ ਵੀ ਪੈਂਦਾ ਪਰ ਆਉਂਦਾ ਰਹੇ ਗੁਰੂ ਕੋਲ ਇੱਕ ਦਿਨ ਇਹ ਟੁੱਟੂਗਾ ਤਾਂ ਟਹਿ ਹੀ ਪਊ ਹਾਂਜੀ ਟਹਿ ਅਬ ਟਹਿ ਪਰੇ ਸਾਥ ਜਨਾ ਦੁੱਖ ਤੇ ਸਾਰੇ ਕਾਟਿਆਂ ਨਾਨਕ ਲਈ ਸਮਾਏ ਉਹ ਫਿਰ ਜੇ ਸ਼ਾਨ ਲਾ ਕੇ ਫਿਰ ਲੋਕਾਂ ਵੀ ਕੱਟੇ ਜਾਣਗੇ ਉਹ ਗੁਰੂ ਦਾ ਸਾਇਆ ਦਾ ਕੀ ਮਤਲਬ ਰੋਸ਼ਨੀ ਦੇ ਕੋਲ ਨੇਰੇ ਤੇ ਰੋਸ਼ਨੀ ਹੈਗਾ ਦੀਵਾ ਬਲੇ ਹਨੇਰਾ ਜਾਏ ਰੋਸ਼ਨੀ ਦੇ ਕੋਲ ਕਹਿੰਦੇ ਸਿੰਘ ਸ਼ਰਨ ਜਾਈ ਜਾਈਏ ਜੋ ਜੰਮੁਕ ਗਰਸ ਹੈ ਉਹ ਸ਼ੇਰ ਦੀ ਜਿਹੜੀ ਸ਼ਰਨ 'ਚ ਬੈਠੇ ਹੋਈਏ ਉਹ ਗਿੱਦੜ ਦਾ ਤੁਹਾਨੂੰ ਪਤਾ ਨਾ ਗਿੱਦੜ ਤੋਂ ਡਰੋ ਕਿਉਂਕਿ ਗਿੱਦੜ ਦਾ ਸ਼ੇਰ ਬਣਾਉਣਾ ਹੀ ਉਹ ਜੰਮਦਾ ਗਿੱਦੜ ਹੈ ਜੇ ਗੁਰੂ ਦੇ ਕੋਲੋਂ ਥੋੜੀ ਨੜਿਆ ਆ ਸਕਦਾ ਆ ਦੁੱਖ ਦੇ ਵਾਹੇ ਜੰਮ ਕੇ ਵਾਹੇ ਦੁੱਖ ਦੇ ਵਾਹੇ ਨੇ ਉਹ ਜੰਮ ਕੇ ਵਾਹੇ ਵੀ ਕੱਟੇ ਜਾਣਗੇ ਦੁੱਖ ਦੇ ਵਾਹੇ ਚੰਮ ਤੋਂ ਵੱਡਾ ਦੁੱਖ ਹੋਰ ਕਿਹੜਾ ਚੰਮ ਤੋਂ ਵੱਡਾ ਦੁੱਖ ਕਿਹੜਾ ਉਹ ਕਹਿੰਦੇ ਫਾਹੇ ਵੀ ਕੱਟੇ ਜਾਣਗੇ ਜੇ ਘੈ ਹੋ ਗਏ ਜੇ ਗੁਰਬਾਣੀ ਮੂਰੇ ਘੈ ਪਵੇ ਸਰੀਰ ਕਰਕੇ ਨਹੀਂ ਮਨ ਕਰਕੇ ਆਤਮਾ ਕਰਕੇ ਜੇ ਘੈ ਪਵੇ ਤਾਂ ਜੰਮ ਕੇ ਫਾਹੇ ਵੀ ਕੱਟੇ ਜਾਣਗੇ ਹਾਂਜੀ ਦੋਕੇ ਫਾਹੇ ਕਾਟਿਆਂ ਨਾਨਕ ਲਈ ਸਮਾਏ ਉਹ ਨਾਨਕ ਕਹਿੰਦੇ ਸਮਾ ਵੀ ਲਊਗਾ ਆਪਣੇ ਚ ਦੋਏ ਗੱਲਾਂ ਨੂੰ ਸਮਾ ਵੀ ਲਊਗਾ ਆਪਣੇ ਵਿੱਚ ਲੀਨ ਵੀ ਕਰ ਲਊਗਾ ਹਾਂਜੀ ਸਮੋਕ ਜੈ ਸਾਧੂ ਗੋਬਿੰਦ ਭਜਨ ਨਾਨਕ ਨੀਤ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਲਾਰਾ ਹੋ ਵਾਧੂ ਮੈਂ ਛੁੱਟੇ ਨਿਕ ਨਿਕਟ ਨਾ ਜਾਈਓ ਤਾਂ ਜਾਈਓ ਦੂਰ ਦੂਰ ਅਗਲੀ ਜਿਹੜੀ ਅਗਲਾ ਸਰੂਪ ਸ਼ੁਰੂ ਹੋਇਆ ਅਗਲੀ ਕੌੜੀ ਜਿਹੜੇ ਪਿੱਛੇ ਜੋ ਤੁਹਾਨੂੰ ਵਿਸ਼ਵਾਸ ਦਿੱਤਾ ਗੁਰੂ ਸਾਹਿਬ ਨੇ ਕਿ ਜੇ ਤੁਸੀਂ ਸਾਰੀਆਂ ਢੇਰੀਆਂ ਢਾ ਕੇ ਪਰਮੇਸ਼ਰ ਵਾਲੀ ਢੇਰੀ ਦੇ ਵਿੱਚ ਆ ਜਾਓ ਇਹ ਕਿਹੜਾ ਦੁੱਖ ਦੇ ਭਾਏ ਕੱਟੇ ਜਾਣਗੇ ਸੁਖ ਵੀ ਹੋ ਜੂਗਾ ਅਡੋਲਤਾ ਵੀ ਮਿਲ ਜੂਗੀ ਇੱਕ ਹੋਰ ਦੱਸਿਆ ਹੁਣ ਜਿਹੜੀ ਅਰੰਭਤਾ ਕੀਤੀ ਹੈ ਅਗਲੇ ਸ਼ਲੋਕ ਦੀ ਉਹ ਕਹਿੰਦੇ ਜਿਹੜਾ ਆਜਮ ਨਾ ਇੱਥੇ ਗੁਰੂ ਦੀ ਸ਼ਰਨ ਧੁਰ ਵੱਲੋਂ ਕੀ ਫਰਮਾਨ ਹੈ ਧੁਰ ਵੱਲੋਂ ਸੰਸਾਰੀ ਜੀਵਾਂ ਨੂੰ ਕੀ ਵਿਸ਼ਵਾਸ ਦਵਾਇਆ ਗਿਆ ਉਹ ਕਹਿੰਦੇ ਧਰਮਰਾਜ ਨੂੰ ਪਤਾ ਕੀ ਆਹ ਹੁਣ ਬੜੇ ਹੋ ਸਾਧੂ ਗੋਬਿੰਦ ਭਜਨ ਦੋ ਚੀਜ਼ਾਂ ਜੇ ਜਿੱਥੇ ਸਾਧੂ ਦੀ ਸੰਗਤ ਹੈ ਗੋਬਿੰਦ ਭਜਨ ਹਰ ਗੋਬਿੰਦ ਦਾ ਭਜਨ ਹੈ ਔਰ ਜਿਹੜੀ ਬੜੀ ਜੈ ਸਾਧੂ ਗੋਬਿੰਦ ਭਜਨ ਦੋ ਚੀਜ਼ਾਂ ਕੀਰਤਨ ਨਾਨਕ ਮੇਲ ਜਿੱਥੇ ਕੀਰਤ ਪ੍ਰਫੈਸ਼ਰ ਦੀ ਨਿਤ ਹੋ ਰਹੀ ਆ ਤਿੰਨ ਚੀਜ਼ਾਂ ਚਾਹ ਸਾਧੂ ਉਹ ਜਿਹੜਾ ਸੰਗਤ ਸਾਧੂ ਅੰਦਰ ਹੈ ਨਾ ਸਾਡਾ ਅੰਤਰਾਤਮਾ ਸਾਡੀ ਸਾਧੂ ਹੈ ਨਾ ਉਹ ਜਿਹੜਾ ਆਪਣੀ ਅੰਤਰਾਤਮਾ ਨਾਲ ਇੱਕ ਮਿੱਕ ਹੈ ਜਿੱਥੇ ਸਾਧੂ ਦੀ ਸੰਗਤ ਹੈ ਜਿੱਥੇ ਬੈਠਾ ਜਿਹੜਾ ਜੀਵ ਹਰ ਗੋਬਿੰਦ ਦਾ ਹੋ ਰਿਹਾ ਆ ਗੋਬਿੰਦ ਦਾ ਭਜਨ ਹੈ ਨਾ ਗੋਬਿੰਦ ਦੇ ਗੁਣ ਗਾਇਨ ਨਾ ਗੁਰਬਾਣੀ ਸਾਰੀ ਗੋਬਿੰਦ ਦੇ ਭਜਨ ਜੁੜਿਆ ਹੋਇਆ ਜਿਹੜਾ ਜੀਵ ਅਰ ਕੀਰਤਨ ਨਾਨਕ ਨੀ ਪੰਜ ਪਾਸ਼ਾ ਪੰਜਵੇਂ ਨਾਲ ਕਹਿੰਦੇ ਨੇ ਜਿਹੜਾ ਕੀਰਤੀ 'ਚ ਜੁੜਿਆ ਹੋਇਆ ਉਸ ਸਿੱਧੀ 'ਚ ਜੁੜਿਆ ਹੋਇਆ ਪਰਮੇਸ਼ਰ ਦੀ ਫਿਰ ਅਗਲੀ ਕੋਤੀ ਹੈ ਹਾਂਜੀ ਨਾਲਾ ਹੋ ਨਾਲ ਤੂੰ ਸਹਿ ਸੁੱਤੇ ਕਿਤਨਾ ਜਾਈਓ ਤੂੰ ਉਹ ਨੇਤਰ ਦੂਤਾਂ ਨੂੰ ਫਰਮਾਨ ਹੈ ਵੀ ਜਿੱਥੇ ਤਿੰਨ ਦੀਜਾ ਹੋ ਜਾਂਦੇ ਦੂਤਾਂ ਨੂੰ ਆੜੇ ਕਰੋ ਲੋਭ ਹੰਕਾਰ ਨੇ ਚੰਬੜਦੇ ਨੇ ਆ ਕੇ ਜੀਵ ਨੂੰ ਇਹ ਦੂਤ ਨੇ ਜੰਮ ਕੇ ਵਕਾਰ ਨੇ ਜਿੰਨੇ ਦੂਤ ਨੇ ਜੰਮ ਕੇ ਕਹਿੰਦੇ ਇਹਨਾਂ ਨੂੰ ਫਰਮਾਨ ਹੈ ਤੁਰ ਵੱਲੋਂ ਵੀ ਜਿੱਥੇ ਆ ਤਿੰਨ ਸ਼ਰਤਾਂ ਪੂਰੀਆਂ ਹੁੰਦੀਆਂ ਹੋਣ ਜਿੱਥੇ ਤਿੰਨ ਚੀਜ਼ਾਂ ਦੀ ਹਾਜ਼ਰੀ ਹੋਵੇ ਉੱਥੇ ਦੁੱਖ ਦਾ ਕਹਿੰਦੇ ਨਾ ਹੋ ਧਰਮ ਰਾਏ ਕਹ ਰਿਹਾ ਵੀ ਨਾ ਹੋ ਨਾ ਤੂੰ ਨਾ ਤੂੰ ਨਾ ਖਸੀ ਜੁੜੇ ਨਾ ਛੁੱਟੇ ਨਿਕਲ ਨਾ ਜਾਈਓ ਉਹਦੇ ਨੇੜੇ ਜਾਣਾ ਐਡਾ ਵੱਡਾ ਵਿਸ਼ਵਾਸ ਜੀ ਸਭ ਦਵਾ ਅਸਲ ਦੇ ਵਿੱਚ ਅਸੀਂ ਦਾ ਸਾਧੂ ਨਾਲ ਸੰਗਤ ਵੀ ਕਰ ਰਹੇ ਹਾਂ ਸਾਨੂੰ ਦਾ ਧਰਮ ਦੇ ਦੂਰ ਜੰਮੜੇ ਹੋਏ ਅਸੀਂ ਦਾ ਕੀਰਤਨ ਵੀ ਰੋਜ਼ ਕਰ ਰਹੇ ਹਾਂ ਸਾਧੂਆਂ ਦੀ ਸੰਗਤ ਵੀ ਕਰ ਰਹੇ ਹਾਂ ਗੋਬਿੰਦ ਦਾ ਭਜਨ ਵੀ ਕਰ ਰਹੇ ਹਾਂ ਸਾਡਾ ਵਾਪਰ ਨਹੀਂ ਰਿਹਾ ਆ ਸਭ ਜਿਹੜਾ ਸਾਧੂ ਗੁਰਬਾਣੀ ਨੇ ਦੱਸਿਆ ਸੀ ਨਾ ਉਹ ਨਾ ਤਾਂ ਸਭ ਤੱਕ ਪਹੁੰਚੇ ਨਾ ਹੀ ਉਹ ਕੀਰਤਨ ਹੈ ਸਾਡੇ ਕੋਲ ਨਾ ਹੀ ਉਹ ਗੋਬਿੰਦ ਭਜਨ ਹੈ ਸਾਡੇ ਕੋਲ ਕਿੰਨੇ ਚੀਜ਼ਾਂ ਹੈ ਨਹੀਂ ਉਹ ਸ਼ਰਤਾਂ ਦਾ ਪੂਰੀਆਂ ਕਰੋ ਜਿਹੜੇ ਸਾਧੂ ਦੀ ਗੱਲ ਗੁਰਬਾਣੀ ਕਰ ਰਹੀ ਹੈ ਉਹ ਸਾਧੂ ਦਾ ਅੰਦਰ ਹੈ ਜਿਹੜਾ ਰੋਗ ਦਾ ਮਾਰੇ ਕੰਮ ਤੋਂ ਅੰਦਰੇ ਅੰਦਰੋਂ ਜਾਨੂੰ ਦਾ ਜਦ ਮਨ ਕਹਦਾ ਹੈ ਗੱਲ ਅੰਦਰ ਅੰਦਰਲਾ ਕਹਿੰਦਾ ਨਹੀਂ ਉਹ ਸਾਧੂ ਹੈ ਜਦੋਂ ਉਹਦੀ ਸੰਗਤ ਹੋਗੀ ਆ ਸ਼ਰਤਾਂ ਤਾਂ ਹੁੰਦੀਆਂ ਨੇ ਅਦੋਂ ਮੇਰੇ ਜਿਹੜਾ ਗੁਰਬਾਣੀ ਜੇ ਸਾਧੂ ਕਿਹਾ ਕਿ ਸਾਧ ਸੰਗਤ ਆ ਕੰਮ ਹੋ ਜਾਂਦਾ ਮਨ ਦੀ ਮੈਲ ਉਤਰ ਜਾਂਦੀ ਹੈ ਉਹ ਭਾਈ ਉਹ ਸਾਧੂ ਵੀ ਤਾਂ ਲੱਗੋ ਫਿਰ ਕਿੱਥੇ ਆ ਸਾਧੂ ਵੀ ਤਾਂ ਲੱਗੋ ਕਿੱਥੇ ਆ ਸਾਧੂ ਦੇ ਅਰਥ ਨੇ ਤੋੜ ਕੇ ਫੜੀਏ ਤਾਂ ਸਾਧੂ ਤੂੰ ਹੁੰਦੀ ਖਿੱਚ ਕੇ ਲੈ ਜਾਂਦੀ ਆਪਾਂ ਕਹਿ ਦਿੰਦੇ ਧੂ ਦੀ ਖਿੱਚ ਜਿਹਨੂੰ ਸੱਚ ਦੀ ਖਿੱਚ ਹੈ ਸੱਚ ਖੰਡ ਜੁੜਿਆ ਹੋਇਆ ਜਿਹੜਾ ਜੀਵ ਦਾ ਹਿੱਸਾ ਮਨ ਅੰਦਰਲਾ ਮਨ ਸਾਡਾ ਉਹ ਸਾਧੂ ਹੈ ਜਿਹਦੀ ਉਹਦੇ ਨਾਲ ਪ੍ਰੀਤ ਹੈ ਸਾਧੂ ਸੰਗ ਪ੍ਰੀਤ ਇਹਨਾਂ ਆਪਣੀ ਅੰਤਰਾਤਮਾ ਤੋਂ ਕਦੇ ਵੀ ਪੁੱਛਣ ਨਹੀਂ ਚੱਲਦਾ ਕਦੇ ਵੀ ਉਹਦੇ ਵਿਰੋਧ ਵਿੱਚ ਨਹੀਂ ਖੜਾ ਹੁੰਦਾ ਪ੍ਰੀਤ ਕਰਕੇ ਰੱਖਦਾ ਉਹ ਹੈ ਸਾਧੂ ਸੰਗ ਪ੍ਰੀਤ ਉਹ ਸਾਧੂ ਦੀ ਜਿੱਦਣ ਸੰਗਤ ਹੋਊਗੀ ਉਹ ਹੁਕਮ ਹੈ ਸੱਚਖੰਡ ਵੱਲੋਂ ਧਰਮ ਰਾਏ ਦੇ ਭਈ ਜਿੱਥੇ ਤਿੰਨ ਚੀਜ਼ਾਂ ਦੀ ਹਾਜ਼ਰੀ ਹੋਵੇ ਤੁਸੀਂ ਨਾ ਆਫਰ ਕਹਿੰਦਾ ਜਵਾਬਦਲ ਵੀ ਮੇਰੀ ਵੀ ਹੋ ਜੂਗੀ ਨਾ ਹੋ ਨਾ ਮੈਂ ਛੁੱਟਣਾ ਜਵਾਬਦਲ ਵੀ ਮੇਰੀ ਵੀ ਹੋ ਜੂਗੀ ਨਾ ਤੁਸੀਂ ਛੁੱਟਣਾ ਨਾ ਨਹੀਂ ਬਾਪ ਨਿਕਟ ਮੈਂ ਜਾਇਓ ਮੈਂ ਛੁੱਟੇ ਸਦਰ ਕੇ ਨਿਕਟ ਨਾ ਜਾਇਓ ਜਿੱਥੇ ਤਿੰਨ ਚੀਜ਼ਾਂ ਹੋਣ ਬਚ ਕੇ ਰਹੋ ਅੱਛਾ ਫੇਰ ਕਹਿੰਦੇ ਦੂਜੇ ਭਾਏ ਦੋਸ਼ਾਂ ਮਾ ਇਹ ਤੇਰੀ ਸਰਕਾਰ ਜਿੱਥੇ ਦੂਜਾ ਭਾਏ ਮਾਇਆ ਦਾ ਪ੍ਰੇਮ ਹੈ ਆਪਣੀ ਅੰਤਰਾਤਮਾ ਦਾ ਪ੍ਰੇਮ ਹੈ ਨਹੀਂ ਸਾਧੂ ਦਾ ਪ੍ਰੇਮ ਹੈ ਨਹੀਂ ਦੂਜੇ ਭਾਏ ਦੂਜੇ ਦੂਜੀ ਜੀ ਦਾ ਪ੍ਰੇਮ ਹੈ ਮਾਇਆ ਨਾਲ ਪ੍ਰੇਮ ਹੈ ਉਹ ਦੁਸ਼ਟ ਆਤਮਾ ਹੈ ਆਤਮਾ ਤਾਂ ਹੈਗੀ ਹੈ ਤੇਰੀ ਸਰਕਾਰ ਅਤੇ ਦੂਤਾ ਹੁਕਮ ਉੱਤੇ ਜਾਂਦਾ ਹੈ ਇਹ ਜਿੱਥੇ ਜਿੰਨੇ ਵਿਕਾਰ ਜਿੰਨੇ ਦੂਤ ਘੇਰੀ ਰੱਖਦੇ ਨੇ ਨਾ ਜਿਹੜੇ ਸਾਨੂੰ ਜਿੰਨਾ ਚਿਰ ਮਾਇਆ ਦਾ ਮਾਇਆ ਦਾ ਮੋਹ ਹੈ ਸਾਨੂੰ ਉਹਨਾਂ ਚਿਰ ਫਿਰ ਆਲਾ ਦਾਲਾ ਜਿਹੜਾ ਅਸੀਂ ਗਰਦੀ ਵੀ ਰਹਿੰਦੀ ਆਤਮਾ ਜਿੰਨਾ ਚਿਰ ਇਹ ਸ਼ਕਤ ਨਹੀਂ ਹੈਗੀ ਆ ਸਾਧੂ ਦਾ ਪ੍ਰੀਤ ਨਹੀਂ ਹੈਗੀ ਮਾਇਆ ਦਾ ਪ੍ਰੀਤ ਹੈ ਤਾਂ ਫਿਰ ਚਮੜੇ ਵੀ ਰਹਿੰਦੇ ਨੇ ਇਹ ਵੀ ਗੱਲ ਆ ਫਿਰ ਸਰਕਾਰ ਫਿਰ ਉਹਦਾ ਹੁਕਮਾ ਧਰਮ ਨਾਲ ਚੱਲਦਾ ਵੀ ਉੱਤੀ ਹੈ ਹਾਂਜੀ ਔਰੀ ਰਾਣਾ ਰਾਣ ਤੇ ਸਿੱਧੀ ਹੈ ਆਪ ਜਿੱਤੇ ਕੋਏ ਹੋਵੇ ਅਸੋ ਨਰਮ ਹੋਏ ਉਹ ਸੋਭਾ ਦੂ ਹੋਏ ਬਾਬਾ ਦੂ ਹੋਏ ਰਾਣਾ ਰਾਣ ਤੇ ਸਿੱਧੀ ਹੈ ਨਾਣਾ ਨਾਣਾ ਨਾਣੇ ਅੱਖਰ ਦੇ ਜਿਹੜੀ ਰਾਣਾ ਦੁਨੀਆ ਦੇ ਕਿਸੇ ਵੀ ਵੀ ਸਾਡੇ ਸਾਰੇ ਗ੍ਰੰਥ ਹੈਗੇ ਨੇ ਨਾਲੇ ਨਾਲ ਕੋਈ ਅੱਖਰ ਸ਼ੁਰੂ ਨਹੀਂ ਹੁੰਦਾ ਨਾਲੇ ਨਾਲ ਗੁਰਬਾਣੀ ਨਾਲੇ ਨਾਲ ਸੀ ਰਾਸ਼ਟਰੀ ਦੀ ਸਾਹਮਣੇ ਕੱਲ ਆਪਾਂ ਗੱਲ ਕੀਤੀ ਸੀ ਨੰਗਾ ਖਾਲੀ ਜਦ ਗੁਰੂ ਨੂੰ ਪੜਾਉਂਦੇ ਨਾ ਤੁਹਾਨੂੰ ਕੋਈ ਵੀ ਨੰਗਾ ਹੋਵੇ ਨੰਗਾ ਖਾਲੀ ਗੁਰੂ ਸਾਹਿਬ ਨੇ ਨੰਗੇ ਉਪਦੇਸ਼ ਦਿੱਤਾ ਆ ਨਾਣਾ ਆ ਗਿਆ ਹੁਣ ਨਿੰਨਾ ਨਿੰਨੇ ਦੇ ਵੀ ਕਹਤਾ ਹੈ ਕਿ ਨਿੰਨਾ ਅੱਜ ਨਾਣਾ ਆ ਗਿਆ ਨੰਨੇ ਤੇ ਹੁੰਦਾ ਨਿਰਮਲ ਸਿੰਘ ਨੰਨੇ ਨਾਲ ਨੰਨੇ ਨਾਲ ਦਾ ਹੈਗਾ ਨਾਲੇ ਨਾਲ ਨਹੀਂ ਆ ਕੋਈ ਕੋਈ ਅੱਖਰਾਂ ਦੇ ਨਾਲ ਨਹੀਂ ਸ਼ੁਰੂ ਹੁੰਦਾ ਪਰ ਕਣੀ ਸ਼ੁਰੂ ਹੁੰਦੀ ਹੈ ਪੂਰੇ 55 ਅੱਖਰ ਨਾ ਬਾਮਨ ਅਖਰੀ ਚੱਲ ਰਹੀ ਹੈ ਸਾਡੀ ਦਾ 35 ਹੈ ਇਹ ਬਾਮਨ ਅਖਰੀ ਹੈ ਬਾਮਨ ਅਖਰੀ ਜੀ ਕੀ ਹੁਣ ਕਹਿ ਰਹੇ ਕਹਿੰਦੇ ਨਾ ਰਣ ਤੇ ਸੀ ਜੀ ਹੈ ਖਤਮ ਜਿੱਤੇ ਹੋਏ ਕਹਿੰਦੇ ਦੇਖੋ ਸਜਣਾ ਪਊਗਾ ਵਾਰ ਲੜਾਈ ਰਣ ਜੋ ਭੱਜਿਆ ਨਹੀਂ ਜਾਣਾ ਰਣ ਜਿੱਤਣਾ ਹੀ ਪੈਣਾ ਪਰ ਕਹਿੰਦੇ ਲੜਨਾ ਕਿਹਦੇ ਨਾਲ ਹੈ ਕਿਹਨੂੰ ਹਰਾਉਣਾ ਜੰਗ ਕਿਹਦੇ ਨਾਲ ਹੈ ਆਤਮ ਜੀਤਾ ਹੋਏ ਆਪਣੇ ਆਪ ਨੂੰ ਜਿੱਤਣਾ ਆਪਣੇ ਮਨ ਨੂੰ ਜਿੱਤਣਾ ਜਿੱਤਣਾ ਕਿਹਨੂੰ ਲੜਾਈ ਕਿਹਦੇ ਨਾਲ ਹੈ ਕਹਿੰਦੇ ਮਨ ਹੀ ਨਾਲ ਗੱਲਾਂ ਮਨ ਹੀ ਨਾਲ ਝਗੜਾ ਉਹ ਵਿਗੜਿਆ ਹੋਇਆ ਬਣੇ ਆ ਜਿਹੜਾ ਬੰਦਾ ਨੇ ਉਹਦੀ ਦਾ ਵਰਗੀ ਆਤਮ ਜੀਤਾ ਕੋਈ ਆ ਹੈ ਵਾਹ ਤਾਂ ਲੜਾਈ ਹੋਣੀ ਕਿਸੇ ਨਾਲ ਬਾਹਰ ਕਿਹਦੇ ਨਾਲ ਲੜਨਾ ਸਾਰੇ ਦਾ ਜੀ ਪਰਮੇਸ਼ਰ ਬਾਹਰ ਲੜਨਾ ਕਿਹਦੇ ਨਾਲ ਅਸੀਂ ਕਾਦੀ ਦੁਸ਼ਮਣੀ ਹੈ ਕਾਦੀ ਖੜੀ ਬੱਤ ਸਾਂਝੀ ਹੈ ਕਿਸੇ ਨਾਲ ਲੜਾਈ ਕਾਦੀ ਹੈ ਬਾਹਰ ਉਹ ਜੇ ਜਿੱਤਣਾ ਤਾਂ ਹੀ ਜਪਜੀ ਸਾਹਿਬ ਕਹਿੰਦਾ ਸੀ ਮਨ ਜੀਤਾ ਜਗ ਜੀਤ ਆਦੀ ਲੜਾਈ ਕਹਿੰਦੇ ਸੂਰਾ ਸੋ ਕਹਿੰਦੇ ਸੋ ਸੂਰਾ ਬਰਿਆਮ ਜਿਨ ਵਿੱਚੋਂ ਦੁਸ਼ਟ ਹੰਕਾਰ ਮਾਰਿਆ ਆਪਣੇ ਅੰਦਰੋਂ ਮਨ ਦੇ ਵਿੱਚੋਂ ਆਪਣਾ ਦੁਸ਼ਟ ਹੰਕਾਰ ਮਾਰਦਾ ਆਪਣਾ ਬੈਜੀ ਉਹ ਸੂਰਮਾ ਉਹ ਬਰਿਆਮ ਹੈ ਵਰਿਆਮ ਸੂਰਮੇ ਤੋਂ ਵੀ ਉੱਪਰ ਹੁੰਦਾ ਵਰਿਆਮ ਅਕੇਲਾ ਕਹਿੰਦੇ ਦਸਮ ਪਾਤਸ਼ਾਹ ਨੂੰ ਕਹਿੰਦੇ ਸੋ ਸੂਰਾ ਆਦੀ ਬਣੀ ਹੈ ਕਹਿੰਦੇ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟ ਅਹੰਕਾਰ ਨੂੰ ਮਾਰਿਆ ਉਹ ਹੈ ਸੂਰਮਾ ਐਂ ਕਹਿੰਦਾ ਸੂਰਾ ਕਹਿੰਦੇ ਜਿਹਨੇ ਢਾਕੋ ਹਰ ਰੰਗ ਕੋ ਇਸ ਯੁੱਗ ਮੈਂ ਪਈਆ ਸੂਰਾ ਇਹ ਨਹੀਂ ਲੋਕਾਂ ਨੂੰ ਕੁਰਬਾਨਾ ਲੈ ਕੇ ਲੜਦਾ ਫਿਰੇ ਡਾਂਗੋ ਨਾਲ ਲੋਕਾਂ ਦਾ ਹੁੰਦਾ ਫਿਰੇ ਉਹ ਸੂਰਮਾ ਨਹੀਂ ਕੁਰਬਾਨੀ ਮੰਨਦੀ ਦੂਜਿਆਂ ਨੂੰ ਆਪਣਾ ਰੋਗ ਦਿਖਾਉਂਦਾ ਫਿਰੇ ਧੱਕੇ ਸ਼ਾਹੀ ਕਰਦੇ ਸੂਰਮਾ ਨਹੀਂ ਹੈ ਉਹਨਾਂ ਦਾ ਕਪੱਤਾ ਕਹਿੰਦੇ ਨੇ ਉਹਨਾਂ ਦਾ ਕਪੱਤਾ ਜਿਹੜੇ ਲੋਕਾਂ ਨੂੰ ਲੋਕਾਂ ਨੇ ਗੱਲ ਪੈਂਦਾ ਫਿਰ ਕੁਰਬਾਨੀ ਜਦ ਸੂਰਮਾ ਕਹਿੰਦੀ ਹੈ ਸੂਰ ਮਤਾਈ ਹੈ ਆਪਣੇ ਆਪ ਨੂੰ ਜਿੱਤ ਲੈਣਾ ਆਪਣੇ ਫਕਾਰਾਂ ਦੇ ਫਤਿਹ ਪਾ ਲੈਣੀ ਦਸਮ ਬਾਦਸ਼ਾਹ ਕੀ ਕਹਿੰਦੇ ਕਹਿੰਦੇ ਫਤਿਹ ਭਈ ਕੀ ਹੋਇਆ ਕਹਿੰਦੇ ਮਨ ਜੀਤਾ ਮਨ ਜਿੱਤਿਆ ਕਹਿੰਦੇ ਫਤਿਹ ਨੂੰ ਆਏ ਫਤਿਹ ਦੀ ਨਿਸ਼ਾਨੀ ਆਏ ਫਤਿਹ ਸਾਡੀ ਖਾਲਸੇ ਦੀ ਫਤਿਹ ਹੈ ਉਹ ਵੀ ਤਾਂ ਉਹ ਦੂਜਿਆਂ ਦੇ ਅਜਰ ਲੋਕਾਂ ਨੂੰ ਭੈ ਦਿੰਦੇ ਫਿਰਦੇ ਸ਼ਸਤਰਾਂ ਦਾ ਬਾਹਰ ਲੜਾਈ ਇਹ ਸਿਰਫ ਖਾਲਸੇ ਦੀ ਜਦ ਸੱਤਾ ਦਿੱਤੇ ਨੇ ਇਹ ਹੈ ਜੇ ਕੋਈ ਸਰੀਰਕ ਤੌਰ ਤੇ ਸਾਡੇ ਤੇ ਹਮਲਾ ਕਰੇ ਉਹਦਾ ਜਵਾਬ ਦੇਣ ਵਾਸਤੇ ਡਿਫੈਂਸ ਵਾਸਤੇ ਆਪਣੀ ਰੱਖਿਆ ਵਾਸਤੇ ਨੇ ਖਾਲਸੇ ਦੀ ਲੜਾਈ ਆਪਣੇ ਆਪ ਨਾਲ ਹੈ ਕਬੀਰ ਸਾਹਿਬ ਕੀ ਕਹਿੰਦੇ ਨੇ ਕਹਿੰਦੇ ਅਣਦਿਨ ਅਣਦਿਨ ਦਾ ਮੰਗਲਾ ਹਰ ਰੋਜ਼ ਕੀ ਕਰੇ ਕਹਿੰਦੇ ਅਣਦਿਨ ਆਪ ਆਪ ਸਿਉਂ ਲੜਾ ਆਪਣੇ ਆਪੇ ਨਾਲ ਲੜੇ ਕਿਉਂ ਨਹੀਂ ਆਉਂਦਾ ਕੁਰਬਾਨੀ ਅਨੁਸਾਰ ਕਿਉਂ ਨਹੀਂ ਚੱਲਦਾ ਸਿੱਧੇ ਪਾਸੇ ਕਿਉਂ ਨਹੀਂ ਚੱਲਦਾ ਗੁਰੂ ਦੀ ਗੱਲ ਤੇ ਲੜਾਈ ਆਪਣੇ ਆਪੇ ਨਾਲ ਰੋਜ਼ ਹੈ ਤਾਂ ਹੀ ਕਿਹਾ ਸੀ ਜਾਤ ਪਾਤ ਸਿੱਖ ਸਿੰਘਣ ਕੀ ਸੰਗਾ ਕਹਿੰਦੇ ਸੰਗਾ ਹੀ ਸਤਗੁਰ ਤੇ ਮੰਗਾ ਸੰਗਾ ਲੜਾਈਓ ਹੁੰਦੀ ਹੈ ਕਹਿੰਦੇ ਔਰ ਨਹੀਂ ਕਿਸੇ ਹੋਰ ਨਾਲ ਨਹੀਂ ਔਰ ਨਹੀਂ ਆਪਣੇ ਦਾ ਆਪਣੇ ਨਾਲ ਲੜਾਈ ਹੈ ਕਿਸੇ ਹੋਰ ਨਾਲ ਨਹੀਂ ਆਪਣੇ ਨਾਲ ਲੜਾਈ ਆਪਣੇ ਵਿਕਾਰਾਂ ਨਾਲ ਲੜਾਈ ਆਪਣੇ ਮਨ ਨਾਲ ਲੜਾਈ ਆਏ ਖਾਲਸੇ ਦੀ ਲੜਾਈ ਆ ਕਹਿੰਦੇ ਨੇ ਨਾਣਾ ਰਣ ਤੇ ਜੀ ਲਿਆ ਆਤਮ ਜਿੱਤੇ ਕੋਈ ਆਤਮ ਨੂੰ ਜਿੱਤੇ ਫੇਰ ਫੇਰ ਸੂਰਮਾ ਜਿੱਤੇ ਆਪ ਆਪਣੇ ਆਪ ਨੂੰ ਹਰੀ ਦਾ ਰੰਗ ਲੱਗਿਆ ਨਹੀਂ ਸੂਰਮੇ ਬਣੇ ਫਿਰਦੇ ਨੇ ਹਰੀ ਦਾ ਰੰਗ ਲੱਗਿਆ ਗੁਰਬਾਣੀ ਦਾ ਰੰਗ ਜਿੱਦਣ ਰੰਗੇ ਗਏ ਉਦੋਂ ਸੂਰਮੇ ਆ ਤਾਂ ਗੁਰਬਾਣੀ ਨੇ ਫੈਸਲਾ ਕੀਤਾ ਸੀਗਾ ਕਹਿੰਦੇ ਮਨ ਕੇ ਜਿੱਤੇ ਹਾਰ ਹੈ ਜੇ ਮਨ ਜਿੱਤਿਆ ਰਿਹਾ ਨਾ ਨਾ ਟਾਇਆ ਗਿਆ ਬਾਜ ਹਾਰ ਜਾਓਗੇ ਕਿਹਾ ਫਿਰ ਕੀ ਕਹਿੰਦੇ ਮਨ ਕੇ ਹਾਰੇ ਜੀਤ ਹੈ ਜਿੱਦਣ ਮਨ ਹਾਰ ਮੰਨ ਗਿਆ ਗੁਰਬਾਣੀ ਅਗੇ ਉਦੋਂ ਜਿੱਤ ਹੈ ਉਦੋਂ ਜਿੱਤ ਸਮਝ ਲਓ ਬਾਣੀ ਬਾਜੀ ਇਹ ਮਨੁੱਖਾ ਦੀ ਜਿਹੜੀ ਬਾਜੀ ਹੈ ਜਿੱਤ ਕੇ ਜਾਓ ਹਰਾਓ ਕਿਨੂੰ ਲੱਗੇਗਾ ਜਿਹੜਾ ਮਨ ਰੋਜ਼ ਇਹੀ ਵਜਨ ਪਾਸ਼ਾ ਕਿ ਸ਼ਬਦ ਅੰਦਰ ਕਹਿੰਦੇ ਕਹਿੰਦੇ ਨੇ ਕਹਿੰਦੇ ਹੁਣ ਐ ਜਿਹੜੇ ਬਕਾਰ ਨੇ ਐ ਸ਼ਕਤੀਸ਼ਾਲੀ ਨੇ ਜਿਨ੍ਹਾਂ ਨੂੰ ਪੰਜ ਉਹ ਬੜਾ ਸ਼ਕਤੀਸ਼ਾਲੀ ਹੈ ਵੱਡੇ ਵੱਡਿਆਂ ਨੂੰ ਗੇੜ ਦਿੰਦਾ ਮੋਹ ਵੱਡੇ ਵੱਡਿਆਂ ਨੂੰ ਰਵਾ ਦਿੰਦਾ ਹੰਕਾਰ ਹੈ ਕਾਮਨਾ ਹੈ ਵੱਡੇ ਵੱਡਿਆਂ ਨੂੰ ਗੇੜ ਦਿੰਦੀ ਹੈ ਕਹਿੰਦੇ ਨਿਹੱਤੇ ਪੰਜ ਜਵਾਨ ਪੰਜ ਜਵਾਨ ਐਸੇ ਨੇ ਜਿਨ੍ਹਾਂ ਦੇ ਸੰਸਾਰੀ ਸ਼ਸਤਰੇ ਕੋਈ ਨਹੀਂ ਚੱਲਦਾ ਤੋ ਲੋਕ ਕਹਿੰਦੇ ਨਾ ਮਾਰਾਂਗੇ ਕ੍ਰੋਧ ਨੂੰ ਸਾਧੇ ਨਾ ਮਾਰਾਂਗੇ ਉਹ ਦੀਲਾ ਹੀ ਨਹੀਂ ਮਾਰਾਂਗੇ ਕਿਰਪਾ ਨਾਲ ਦੇ ਕਹਿੰਦੇ ਨੇ ਹੱਤੇ ਪੰਜ ਜਵਾਨ ਮੈਂ ਥਾਪੀ ਦਿੱਤੀ ਕੰਡ ਜੀਓ ਇਹਦਾ ਗੁਰੂ ਥਾਪੀ ਦਿੱਤੀ ਹੈ ਗੁਰੂ ਨੇ ਕੰਡ ਤੇ ਅੱਲਾ ਸ਼ਰੀ ਦਿੱਤੀ ਹੈ ਕਿ ਕੋਈ ਗੱਲ ਨਹੀਂ ਗਿਆਨ ਦੀ ਖੜਕ ਲੈ ਨਾਲ ਇਹ ਗਿਆਨ ਖੜਕ ਲੈ ਮਨ ਸਿਓ ਲੁਝੈ ਇਹ ਮਨ ਨਾਲ ਜੇ ਲੁਝਣਾ ਨਾ ਪੰਗਾ ਲੈਣਾ ਜੇ ਮਨ ਨਾਲ ਬੁੱਧੀ ਨੂੰ ਗਿਆ ਗਿਆਨ ਖੜਕ ਲੈ ਗੁਰਬਾਣੀ ਦਾ ਗਿਆਨ ਲੈ ਲੈ ਅੱਜ ਸਿੱਖਾਂ ਕੋਲ ਹੈ ਨਹੀਂ ਜਾਣ ਖੜਕ ਕਹਿੰਦੇ ਦੋ ਤਲਵਾਰੀ ਫਰਕਾ ਇੱਕ ਮੀਰੀ ਦੀ ਇੱਕ ਪੀਰੀ ਦੀ ਔਰ ਪਵਾ ਦੀਆਂ ਦੋਏ ਲੋਹੇ ਦੀਆਂ ਉਹ ਪੀਰ ਦੀ ਦਰਬਾਰ ਵੀ ਲੋਹੇ ਦੀ ਹੁੰਦੀ ਸੀ ਜੀ ਉਹ ਪੀਰੀ ਦੀ ਤਨ ਦੋ ਕਿਉਂ ਹੋ ਗਈਆਂ ਸੀ ਪਹਿਲੀਆਂ ਪੰਜਾਂ ਪਾਸ਼ਾਈਆਂ ਕੋਲ ਗਿਆਨ ਖੜਕਦਾ ਹੈਗੀ ਸੀ ਨਾਨਕ ਨੇ ਰਾਜ ਚਲਾਇਆ ਸੀ ਕਿਹੜੀ ਕਿਹੜੀ ਖੜਕ ਨਾਲ ਚਲਾਇਆ ਸੀ ਕਾਹਦੇ ਨਾਲ ਜਿੱਤੇ ਸੀ ਸਾਰੇ ਗਿਆਨ ਖੜਕ ਨਾਲ ਛੇ ਪਾਸ਼ਾ ਨੇ ਜਾਂ ਪੰਜ ਪਾਸ਼ਾ ਦੀ ਸ਼ਹੀਦੀ ਹੋ ਗਈ ਜੇ ਦਾ ਜਾਂ ਗਿਆਨ ਦੀ ਲੜਾਈ 'ਚ ਹਾਰ ਗਿਆ ਨਾ ਪੰਡਤ ਗਿਆਨ ਦੀ ਲੜਾਈ ਗਿਆਨ ਦੀ ਲੜਾਈ 'ਚ ਹਾਰ ਗਿਆ ਸਰੀਰ ਬਸਾ ਫਿਰ ਆ ਗਿਆ ਸੰਸਾਰੀ ਲੜਾਈ 'ਚ ਸਰੀਰਕ ਲੜਾਈ ਖਰਾਬ ਹੈ ਪੰਜ ਪਾਸ਼ਾ ਦੀ ਸ਼ਹੀਦੀ ਤੋਂ ਆਪਾਂ ਪੜ੍ਹਦੇ ਨਹੀਂ ਆ ਫਿਰ ਗੁਰੂ ਘਰ ਨੇ ਯੂਟਰਨ ਲਈ ਕਹਿੰਦੇ ਚੱਲ ਕੋਈ ਗੱਲ ਨਹੀਂ ਹਰ ਸਾਹ ਮੁਰਦਾ ਭਗਤ ਨਹੀਂ ਹੁੰਦਾ ਖਾਲਸਾ ਮੁਰਦਾ ਭਗਤ ਨਹੀਂ ਬਣਾਇਆ ਇੱਕ ਮੁਰਦਾ ਭਗਤ ਨਹੀਂ ਹੁੰਦਾ ਕਹਿੰਦਾ ਕੋਈ ਗੱਲ ਨਹੀਂ ਜੇ ਤੁਸੀਂ ਆਹ ਬੋਲੀ ਜਾਣਦੇ ਹੋ ਆਹ ਬੋਲੀ ਸਮਝਦੇ ਹੋ ਆਹ ਬੋਲੀ ਦੂਜੀ ਪਾਸੇ ਨਾਲ ਵੀ ਆ ਜਾਓ ਫਿਰ ਛੇਵੇਂ ਪਾਸੇ ਨੇ ਕਹਿੰਦਾ ਅੱਗੇ ਤੋਂ ਜਿਹੜਾ ਕੋਈ ਭੇਡਾਂ ਲਿਆਉਣੀ ਆ ਜਾਂ ਵਧੀਆ ਘੋੜਾ ਜਾਂ ਵਧੀਆ ਸ਼ਸਤਰ ਉਹ ਵੀ ਰੰਗ ਦੇ ਨਾ ਉਹ ਹੱਥ ਦੂਜੀ ਤਲਵਾਰ ਦਿਖਾ ਦੇ ਬਾਹਰ ਵਾਲੀ ਵਾਲੇ ਹਾਲਾਂਕਿ ਬੈਠੇ ਇਹ آج مجھے ہاتھ لگانا چاہیے دسم ਆ گیا سنکار ਤੇ ਦਰ در ਇੱਕ اس شمشیر ਦੇ مٹھے ਮੁੱਠੇ ਦੇ ਹੱਥ ਦਾ ਉਦੋਂ ਜਾਣਾ ਜਦੋਂ ਸਾਰੇ ਹੀ ਤਿੰਨ ਮੁੱਕ ਜਾਣ ਇਹਦਾ ਮਤਲਬ ਅਸੀਂ ਜੋ ਪ੍ਰਚਾਰ ਦੇ ਜਾਂ ਅਸੀਂ ਇਹ ਪ੍ਰਚਾਰ ਦਾ ਜਿਵੇਂ ਲੜਨਾ ਭਿੜਨਾ ਕੀ ਕੋਈ ਕੰਮ ਦੀ ਵੀ ਲੜਨਾ ਭਿੜਨਾ ਹੀ ਸੰਸਾਰੀ ਲੜਾਈ ਦਾ ਕੰਮ ਨਾ ਓਏ ਨੇ ਲੜ ਲੜਾਈ ਦਾ ਕੰਮ ਦਾ ਢੋਲ ਵਜਾਉਣਾ ਪੈਂਦਾ ਇਹ ਗੱਲ ਪਿਆ ਢੋਲ ਵਜਾਉਣਾ ਜੇ ਵਜਾਉਣਾ ਬੈਰੇ ਕਦੇ ਸੰਸਾਰੀ ਲੜਾਈ ਵਾਲਾ ਅੱਗੇ ਰੱਖਣੀ ਹੈ ਗਿਆਨ ਦੀ ਲੜਾਈ ਗਿਆਨ ਤੋਂ ਅੱਜ ਰੱਖਣੇ ਸੀ ਕੁਕਰਵਾਨੀ ਦੇ ਟੁੱਟ ਗਏ ਬਾਗ ਨੂੰ ਬਾਗ ਨੂੰ ਗੋਰੀ ਸ਼ਾ ਉੱਤੇ ਲਾ ਦੇ ਉਹ ਆ ਗਿਆਨ ਜਿਹੜਾ ਲੈਣਾ ਸੀ ਹੱਥ ਤੇ ਦੇ ਖੜੰਗੇ ਤੋਂ ਬਰੰਦ ਇਹਨਾਂ ਨੂੰ ਨਹੀਂ ਸੀ ਗਿਆਨ ਖੜ ਕੇ ਇੱਥੋਂ ਮਿਲਣੀ ਸੀ ਉਹਦੇ ਨਾਲੇ ਆਪਣੇ ਮਨ ਤੇ ਫਤਿਹ ਹੋਣੀ ਸੀ ਉਹਦੇ ਨਾਲੇ ਜੇ ਕੋਈ ਬਾਹਰ ਸਾਡੇ ਦੇ ਚੜ ਕੇ ਆਉਂਦਾ ਅੱਛਾ ਡਰੇ ਫਿਰਦੇ ਆ ਅਸੀਂ ਫਲਾਣਾ ਸਭ ਡੇਰਾ ਆ ਗਿਆ ਜੀ ਉਹ ਪ੍ਰਚਾਰ ਕਰਨ ਲੱਗੇ ਉਹਨਾਂ ਦਾ ਬੰਦ ਕਰਾ ਦਿਓ ਫਲਾਣੇ ਦਾ ਬੰਦ ਕਰਾ ਦਿਓ ਕਿ ਤੁਹਾਡੇ ਸੱਤੂ ਮੁੱਕ ਗਏ ਕਰ ਉਹਨਾਂ ਨੂੰ ਪ੍ਰਚਾਰ ਉਹਦੇ ਸੱਤੂ ਮੁੱਕ ਗਏ ਮੁੱਕ ਸਾਬਤ ਹੁੰਦਾ ਇਸ ਤੋਂ ਆਉਂ ਤਾਂ ਤੁਸੀਂ ਰੱਖੋ ਆਪਣੀ ਗੱਲ ਦਿਮਾਗ ਬਰਬਰ ਲਾਓ ਸੱਚੇ ਸੌਦੇ ਆਣਾ ਨੇ ਦਿਮਾਗ ਬਰਬਰ ਲਾਓ ਤੁਸੀਂ ਆਪਣੀ ਗੱਲ ਕਰੋ ਬਾਬਾ ਕਰੀ ਰੱਖੋ ਸੰਗਤ ਵਿੱਚ ਰੱਖੋ ਉਹਨਾਂ ਨੂੰ ਆਪਣੀ ਰੱਖਣ ਦਿਓ ਜਿਹਦੀ ਗੱਲ ਵਧੀਆ ਹੋਊ ਤੋ ਸੰਗਤ ਨੂੰ ਲੈ ਲੂ ਲੜਾਈ ਕਰਦੀ ਹੈ ਸਾਡੀ ਲੜਾਈ ਹੈ ਉਹਦਾ ਡਾਂਗ ਵੀ ਲੜਾਈ ਹੈ ਡਾਂਗ ਨੇ ਉਹਨੂੰ ਸੁਖ ਕਰਾਉਣਾ ਕਿਸੇ ਦਾ ਨਾ ਇਹ ਔਰੰਗਜ਼ੇਬੀ ਸੋਚ ਹੈ ਇਹ ਇਹ ਸੋਚ ਮਾੜੀ ਹੈ ਇਹ ਸੋਚ ਖਤਰਨਾਕ ਹੈ ਇਹਦੇ ਨਾਲ ਨਫ਼ਰਤ ਦੇ ਪਾਤਰ ਬਣ ਗਏ ਜਿਹੜਾ ਵੀ ਆਉਂਦਾ ਆਪਣੀ ਗੱਲ ਰੱਖੇ ਸਾਹ ਸਿਮਰਤ ਸ਼ਾਸਤਰ ਪਈ ਸੀ ਇਹ ਪਈ ਸੀ ਸਾਰਾ ਪ੍ਰਾਣ ਪਈ ਸੀ ਕੱਲ ਗੁਰੂ ਜੀ ਨੇ ਕਿਹਾ ਵੀ ਇਹਨਾਂ ਨੂੰ ਬੰਦ ਕਰ ਦਿਓ ਕੱਲ ਕਿਹਾ ਕੱਲ ਲੈਣਾ ਸਾਰੀਆਂ ਲਕੀਰਾਂ ਕੋਈ ਮਟੇਨੀ ਨਹੀਂ ਆਪਣੀ ਲਕੀਰ ਲੰਬੀ ਖਿੱਚੋ ਆਪਣੀ ਗੱਲ ਦਿਖਾਓ ਗੱਡੀਆਂ ਨੇ ਸਾਰੀਆਂ ਕੰਪਨੀਆਂ ਨੇ ਸ਼ੋਰ ਖੁੱਲੇ ਨੇ ਧੱਕਾ ਨਾ ਕਿਸੇ ਨਾਲ ਨਹੀਂ ਸਾਰੇ ਜਦ ਕੋਈ ਜਾਂਦਾ ਗੱਡੀ ਲੈਣ ਕਿਸੇ ਕੰਪਨੀ ਦੀ ਅਗਲਾ ਕਹਿੰਦਾ ਲਓ ਜੀ ਟਰਾਈ ਲਓ ਅਗਲਾ ਅੱਧਾ ਘੰਟਾ ਲਾਉਂਦਾ ਸਪੈਸ਼ਲ ਬੰਦੇ ਰੱਖੇ ਆ ਇਹ ਆ ਸਹੂਲਤਾਂ ਦੇ ਰਹੀ ਹੈ ਜੀ ਸਾਡੀ ਕੰਪਨੀ ਹੁਣ ਜੇ ਮਰੂਤੀ ਵਾਲੇ ਕਹਿੰਦੇ ਹੰਡੂਰੀ ਬੰਦ ਕਰ ਲਓ ਹੰਡੂਰੀ ਵਾਲੇ ਕਹਿੰਦੇ ਟਾਟਾ ਵਾਲੇ ਨੇ ਗੱਡੀਆਂ ਬੰਦ ਕਰ ਦੋ ਇਹ ਕਿਵੇਂ ਹੋ ਜਾਊਗਾ ਸਾਰਿਆਂ ਦੇ ਸ਼ੋਰੂਮ ਨੇ ਕਸਟਮਰ ਤੇ ਕਸਟਮਰ ਤੇ ਗਾਹਕ ਤੇ ਕੋਈ ਗਰਦਨ ਤੇ ਤਲਵਾਰ ਨਹੀਂ ਰੱਖੀ ਵੀ ਤੂੰ ਗੱਡੀ ਆਹੀ ਲੈ ਸਰਕਾਰ ਵੱਲੋਂ ਕੋਈ ਵੀ ਗੱਡੀ ਆਪੇ ਲਾਂਚ ਕਰੋ ਸਾਰਿਆਂ ਦੇ ਸ਼ਹਿਰਾਂ ਦੇ ਵਿੱਚ ਹੁੰਦੇ ਹੀ ਨੇ ਗਾਹਕ ਜਿਹਨੂੰ ਜਿਹੜਾ ਗਾਹਕ ਦੀ ਤਸੱਲੀ ਕਰਾ ਦੂਗਾ ਚੀਪ ਐਂਡ ਬੈਸਟ 36 ਔਰ ਵਧੀਆ ਸਹੂਲਤਾਂ ਦੀ ਗੱਡੀ ਅਗਲਾ ਕਹਿੰਦਾ ਜੀ ਆ ਠੀਕ ਹੈ ਐਵੇਂ ਧਰਮ ਦੇ ਵਿੱਚ ਹੋਣਾ ਚਾਹੀਦਾ ਸਾਰੀ ਗੱਲ ਆਪਣੀ ਰੱਖਣਾ ਅਸੀਂ ਕੋਸ਼ਿਸ਼ ਵੀ ਰੱਖੇ ਆਪਣੀ ਗੱਲ ਨਾਮਧਾਰੀਏ ਵੀ ਰੱਖਣ ਸਾਰੀ ਵੀ ਰੱਖਣਾ ਲੱਗਣ ਆ ਜਾਓ ਮੈਦਾਨ 'ਚ ਇੱਕ ਸਾਂਝਾ ਦੀਵਾਨ ਲੱਗੇ ਸਾਡੇ ਬੰਦੇ ਵੀ ਖੋਲਣ ਉਹ ਜਿਹੜਾ ਪਰਵਾਨ ਹੁੰਦਾ ਉਹਦੇ ਝੰਡੀ ਕੋਠੇ ਵੱਲ ਨਹੀਂ ਘੁੱਟਣ ਤੋਂ ਡਰਦਾ ਝੰਡੀ ਕੋਠੇ ਤੇ ਲਾਈਆ ਸਵਾਹ ਦਾ ਭਲਵਾਨ ਖਾੜੇ ਜਿਹਦਾ ਰਵੇ ਗਿਆ ਨਹੀਂ ਉਹ ਖਾੜੇ ਜਿਹਦਾ ਉਹ ਚੜਦੇ ਕਹਿੰਦੇ ਹੋ ਚੱਲਣ ਦੋ ਖਾਣਾ ਲੜਾਈ ਦਾ ਸਾਰੇ ਸਾਰਿਆਂ ਨੂੰ ਚੱਲਣ ਦੋ ਦੋ ਦੋ ਘੰਟੇ ਪੰਜ ਪੰਜ ਘੰਟੇ ਇੱਕ ਇੱਕ ਚੱਲਦੇ ਰਹੋ ਇੱਕ ਇੱਕ ਦਿਨ ਜਦੋਂ ਨਾਨਕਾਰੀ ਨੂੰ ਰੱਖਣਾ ਆਪਣੀ ਗੱਲ ਸੰਗਤ ਹਾਂਜੀ ਬੈਠੋ ਸੰਗਤ ਤਾਂ ਸਾਡੀ ਪਰਮੇਸ਼ਰ ਦੀ ਹੋਈ ਹੈ ਦੂਜਾ ਜਿੰਨਾ ਗਿਆਨ ਉਹਨਾਂ ਕੋਲ ਰੱਖਣ ਦਾ ਤੁਸੀਂ ਰੱਖੋ ਆਪਣੀ ਗੱਲ ਜਿਹਦੇ ਵਿੱਚ ਜਾਣ ਕਿ ਸੰਗਤੋਂ ਦੀ ਗੱਲ ਮੰਨ ਤੱਖਾ ਖਾ ਲੈ ਜਾਗੋ ਤਾਂ ਠੀਕ ਹੈ ਮੂੰਹ ਕੋ ਬੰਦ ਕਰਾਉਂਦੇ ਹੋ ਕਿ ਫਲਾਣੇ ਦਾ ਦਬਾਅ ਨਹੀਂ ਲੱਗਣ ਦੇਣਾ ਅਸੀਂ ਫਲਾਣੇ ਦਾ ਸੰਗਤ ਕਰਨਾ ਦਬਾਅ ਕੋ ਬੰਦ ਕਰਾਉਂਦੇ ਕਿਉਂ ਬੰਦ ਕਰਨ ਕੀ ਮੈਸੇਜ ਆ ਰਿਹਾ ਸੰਗਤ ਵਿੱਚ ਜਿਹੜੀ ਗੱਲ ਰੱਖਣ ਦੋ ਸਾਰਿਆਂ ਨੂੰ ਫਿਰ ਪਤਾ ਲੱਗੂ ਹਾਂ ਗੁਰੂ ਨਾਨਕ ਹੈ ਉੱਥੇ ਗਏ ਨੇ ਬਗਦਾਦ ਇਹਨਾਂ ਦਾ ਭਰਿਆ ਪਿਆ ਸੀ ਨਾਨਕ ਨੇ ਗੱਲ ਆਪੇ ਰੱਖਦੀ ਜਾ ਕੇ ਵਿੱਚ ਵੀ ਗੱਲ ਆਏ ਜਗਨਨਾਥ ਜਿੱਦੇ ਕੱਲ ਯਾਤਰਾ ਨਿਕਲੀ ਆ ਸਾਹ ਦੇ ਮੰਦਰ ਹੈ ਜਗਨਨਾਥ ਜੀ ਦਾ ਕਹਿੰਦੇ ਜਗਨਨਾਥ ਨਾਥ ਹੋਵੇ ਜਗਨ ਦਾ ਨਾਥ ਤਾਂ ਜਗਤ ਦਾ ਹੀ ਨਾਥ ਉਹ ਕਹਿੰਦੇ ਜਗਤ ਦਾ ਨਾਥ ਆ ਹੁੰਦੀ ਮੂਰਤੀ ਆਰਤੀ ਆ ਹੁੰਦੀ ਜਗਨਨਾਥ ਦੀ ਹੌਸਲਾ ਚਾਹੀਦਾ ਹੈ ਸੁਖਮਾ ਸਿੰਘ ਨਾਲ ਜਾ ਕੇ ਉਹਦੇ ਘਰ ਜਾ ਕੇ ਗੱਲ ਕਰੀ ਹੈ ਉਹ ਡਾਂਗ ਲੈ ਕੇ ਗਿਆ ਸੀ ਨਾਲ ਕੋਈ ਸ਼ਸਤਰ ਕੋਈ ਤੋਪਾਂ ਲੈ ਕੇ ਗਿਆ ਸੀ ਨਾਲ ਕੱਲ ਗਿਆ ਸੀ ਦਲੀਲ ਸੀ ਦਲੀਲ ਰੱਖਦੀ ਅੱਗੇ ਕਿ ਦੱਸੋ ਜਿਹੜਾ ਜਨਮ ਦਾ ਨਾਥ ਹੈ ਉਹ ਇੱਕ ਮੰਦਰ ਵਿੱਚ ਕਿਵੇਂ ਸਰਵ ਵਿਆਪਕ ਨਹੀਂ ਇੱਕ ਮੂਰਤੀ ਦੀ ਗੱਲ ਤੁਸੀਂ ਕਿਵੇਂ ਕਰ ਦਲੀਲ ਦਿੱਤੀ ਕਾਇਲ ਕਰਤੇ ਕੱਲ ਚੱਲਣ ਨੂੰ ਸਾਰਿਆਂ ਨੇ ਸੂਰਮਖਾਈ ਇਹ ਰਖੋ ਲੋਕਾਂ ਨਾਲ ਲੜੋ ਆਪਣੇ ਨਾਲ ਲੜੋ ਹਾਂਜੀ ਸਾਰਾ ਸਿੱਚੀ ਹੈ ਆਤਮ ਜਿੱਤੇ ਕੋਏ ਆਤਮ ਦਾ ਖਤਮ ਹੋਵੇ ਆਪਣੇ ਆਪ ਨੂੰ ਜਿੱਤੇ ਆਪਣੇ ਮਨ ਨੂੰ ਮਾਰੇ ਇਹ ਸੁਖਮ ਹੈ ਹਾਂਜੀ ਉਹ ਮੈਂ ਅਰਸ਼ੋ ਨਰ ਮਰੇ ਉਹ ਸੋਭਾ ਦੂ ਹੋਏ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਹਾਂ ਦੂਜੀ ਪੰਕਤੀ ਗੁਰੂ ਸਾਹਿਬ ਕਹਿ ਰਹੇ ਨੇ ਕਥਾ ਬਾਤ ਕਰੀ ਨਹੀਂ ਕਥਾ ਬਾਤ ਗੁਰੂ ਸਾਹਿਬ ਨੇ ਕਥਾ ਤਾਂ ਗੁਰੂ ਨੂੰ ਕਰਨਾ ਹੁਕਮਨਾਮਾ ਗੁਰੂਆਂ ਦਾ ਆਪਾਂ ਜੋ ਬਾਦਸ਼ਾਹ ਦੀ ਬਾਣੀ ਹੈ ਜਿਹੜਾ ਬੋਲੂਗਾ ਕਥਾ ਉਹ ਕਰਿਆ ਵੀ ਨਾ ਕਰ ਰਹੇ ਆ ਆਪਾਂ ਤਾਂ ਜੋ ਲਿਖਿਆ ਪਿੱਛਾ ਲਾਏ ਬੈਠੇ ਕਥਾਵਾਜ ਕਰਦੀ ਬਣੇ ਫਿਰਦੇ ਕਥਾਵਾਜ ਕਰਦੀ ਨਹੀਂ ਹੈਗੇ ਕਥਾ ਕਥਾਵਾਜ ਕਥਾ ਉਹਨੇ ਕੀਤੀ ਹੈ ਅਕਥਨ ਨੂੰ ਕਥਾ ਕੀਤਾ ਗੁਰੂਆਂ ਗਿਆਨ ਭਗਤਾਂ ਨੇ ਕੀਤਾ ਕਥਨ ਉਹਨੇ ਕਥਾਵਾਜ ਨੂੰ ਰਹਿਣ ਦੋ ਝਾਤੀ ਮਾਰ ਲੈਣ ਕਥਾ ਕਥਾਵਾਜ ਬੜੇ ਫਿਰਦੇ ਵੱਡੇ ਕਥਾਵਾਜ ਗੁਰੂ ਕੇ ਨੇ ਆਪ ਉਹਨਾਂ ਅਸੀਂ ਕੁਝ ਕੀ ਕਰ ਰਹੇ ਕਹਿ ਰਹੇ ਨੇ ਹਮਰੇ ਅਲਸੋਲ ਪਰੇ ਸੋ ਸੋ ਪਾ ਦੂ ਹੋਏ ਜੇ ਮੇਰੇ ਹੰਕਾਰ ਚ ਹਮਰੇ ਦੇ ਨਸ਼ੇ ਚ ਅਨਸਿਓ ਅਰਦਾਸ ਨਾ ਦੂਜੇ ਨਾਲ ਹੋਰ ਕਿਸੇ ਦਾ ਆਪਣੇ ਮਨ ਨੂੰ ਛੱਡ ਕੇ ਆਪਣੇ ਆਪੇ ਨੂੰ ਛੱਡ ਕੇ ਉਹਦਾ ਕਾਬੂ ਹੋਇਆ ਨਹੀਂ ਉਹਦੇ ਅਸਰੇ ਘੋੜੇ ਦੇ ਪਾਇਆ ਨਹੀਂ ਗਿਆ ਮਨ ਤੇ ਕਹਿੰਦੇ ਹਉਮੈ ਅਨਸਰ ਲੜ ਪੜੇ ਦੂਜਿਆਂ ਨਾਲ ਘਰ ਲੜਾਈ ਮਨ ਮੁੱਲ ਲਈ ਹੈ ਹਉਮੈ ਅਨਸਰ ਲੜ ਹੈ ਸੋ ਸੋਭਾ ਦੂਰ ਹੋਏ ਉਹ ਸੋਭਾ ਦੂਜੀ ਹੈ ਸੰਸਾਰੀ ਹੋ ਆ ਉਹ ਜਿਹੜਾ ਪਾਣੀ ਕੋ ਕਾਣੀ ਹੋਣੀ ਆ ਸੰਸਾਰੀ ਹੈ ਜੇ ਕੋ ਬਦਮਾਸ਼ ਹੁੰਦਾ ਹੈ ਫਿਰ ਤਾਂ ਅਗਲੇ ਉਹ ਤਾਂ ਡਰਦੇ ਤਾਂ ਬਦਮਾਸ਼ ਨਹੀਂ ਹੁੰਦੇ ਨੇ ਅਥਰੇ ਬੰਦੇ ਤੋਂ ਕਪੱਤੇ ਬੰਦੇ ਤੋਂ ਪਿੰਡ 'ਚ ਡਰਦੇ ਤਾਂ ਜ਼ਿਆਦਾ ਹੀ ਨੇ ਕੀ ਅੰਦਰੋਂ ਸੋਭਾ ਕਰਦੇ ਹੁੰਦੇ ਨੇ ਡਰਦੇ ਕਰਦੇ ਨੇ ਉਹ ਸੋਭਾ ਹੈ ਜੀ ਹੁੰਦੀ ਆ ਜਿਹੜੇ ਦੂਜਿਆਂ ਨਾਲ ਲੜਦੇ ਫਿਰਦੇ ਨੇ ਨਾ ਸੱਤਾ ਦੇ ਨਸ਼ੇ 'ਚ ਹਕੂਮਤ ਦੇ ਨਸ਼ੇ 'ਚ ਪੈਸੇ ਦੇ ਨਸ਼ੇ 'ਚ ਬਾਹੂ ਬਲ ਦੇ ਨਸ਼ੇ 'ਚ ਜਿਹੜੇ ਦੂਜਿਆਂ ਨਾਲ ਲੜਦੇ ਫਿਰਦੇ ਸੋਭਾ ਦਾ ਹੁੰਦੀ ਆ ਬਹੁਤ ਬਹੁਤ ਸੋਫਾ ਗੂੰ ਹੋਇਆ ਬੰਦੇ ਨੂੰ ਪਤਾ ਨਹੀਂ ਕਿਹੜਾ ਸੋਫਾ ਆਟਾ ਗੂੰ ਆਟਾ ਉਹ ਦੂਜੇ ਪ੍ਰਕਾਰ ਦੀ ਸੋਭਾ ਸੱਚੀ ਸੋਭਾ ਨਹੀਂ ਹੈ ਝੂਠੀ ਸੋਭਾ ਸੱਚੀ ਸੋਭਾ ਨਹੀਂ ਸੱਚੀ ਉਹ ਹੁੰਦੀ ਹੈ ਦੁਨੀਆ ਆਪ ਸੋਭਾ ਕਰੇ ਕਿ ਫਲਾਣੇ ਦਾ ਮੁੰਡਾ ਦੇਖ ਵੀ ਕਿੰਨਾ ਚੰਗਾ ਫਲਾਣਾ ਬੰਦਾ ਵੀ ਕਿੰਨਾ ਚੰਗਾ ਕੋਈ ਪ੍ਰੈਸ਼ਰ ਨਹੀਂ ਆਪਣੇ ਆਪ ਅੰਦਰ ਹੋਵੇ ਸੱਚੀ ਸੋਭਾ ਹੁੰਦੀ ਹੈ ਜਿਹੜੀ ਪ੍ਰੈਸ਼ਰ ਚ ਨਾ ਕੋ ਮਿਨਿਸਟਰ ਆਦਮੇ ਵਿੱਚੋਂ ਹੁਣ ਸ਼ਰਮੋ ਸ਼ਰਮੀ ਮਾੜਾ ਦਾ ਫਸੇ ਤਾਂ ਬਣਾਉਣੀ ਓ ਪੈਂਦੀ ਹੈ ਸਾਰਿਆਂ ਨੂੰ ਪਰ ਅੰਦਰੋਂ ਅੰਦਰੋਂ ਅੰਦਰੋਂ ਅਸੀਂ ਕੀ ਸਮਝਦੇ ਹਾਂ ਰਾਜਨੀਤੀਆਂ ਨੂੰ ਉਹ ਚਲ ਆਇਆ ਹੁੰਦਾ ਸੰਸਾਰੀ ਗਰਜਾ ਹੁੰਦੀਆਂ ਨੇ ਜਦ ਜੇ ਲੋੜ ਪੈ ਗਈ ਐਮਐਲਏ ਦੀ ਲੋੜ ਪੈਣੀ ਹੈ ਜਾਂ ਸਰਪੰਚ ਦੀ ਲੋੜ ਪੈਣੀ ਹੈ ਪਤਾ ਸਾਨੂੰ ਸਾਰਿਆਂ ਨੂੰ ਕਿ ਕੀ ਨੇ ਕੀ ਨੂੰ ਨਹੀਂ ਪਤਾ ਵਿਆਖਿਆ ਕਰਨ ਦੀ ਲੋੜ ਤਾਂ ਨਹੀਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਉਹ ਤਾਂ ਇੱਕ ਐ ਹੈ ਕਿ ਜਿਹੜਾ ਸਾਡਾ ਕਿਸਮਤ ਜੀਵਨ ਹੈ ਤੇ ਲੋੜ ਰਹਿਣੀ ਆ ਭਾਈ ਹਾਂਜੀ ਲੋੜ ਇਹਨਾਂ ਹੀ ਰਹਿਣੀ ਆ ਉਹ ਹੀ ਆ ਇਹ ਆਪਣੇ ਕਿਤੇ ਨੇ ਇਹ ਵੀ ਪਤਾ ਇਹਨਾਂ ਨੂੰ ਵੀ ਆ ਇਹ ਕਿਤੇ ਨੇ ਪਤਾ ਇਹਨਾਂ ਸਾਰਿਆਂ ਨੂੰ ਹੀ ਆ ਇਹ ਸੱਚੀ ਸੋਗਾ ਕਿਤੇ ਹੋਰ ਨਹੀਂ ਲੜਨਾ ਕਹਿੰਦੇ ਹੋਮੇ ਅਨਸੋਂ ਲੜ ਪੜੇ ਕਿਤੇ ਹੋਰ ਨਾਲ ਲੜਦਾ ਹੋਮੇ ਦੇ ਨਸ਼ੇ ਜੇ ਹੋਮੇ ਨਾਲ ਨਸ਼ਾ ਲੱਤ ਲਵੇ ਫਿਰ ਲੜਾਈ ਲੜੂਗਾ ਆਪਣੇ ਨਾਲ ਜਿਹੜੇ ਪਿੱਛੇ ਕਿ ਆਤਮ ਜੀਤਾ ਹੋਏ ਹੋਏ ਹਾਂਜੀ ਹੋਮੇ ਅਨਸੋਂ ਲੜ ਪੜੇ ਉਹ ਸੋਭਾ ਤੋਂ ਉਹ ਸੋਭਾ ਦੂਜੇ ਪ੍ਰਕਾਰ ਦੀ ਹੈ ਦੂਜੇ ਨੰਬਰ ਦੀ ਸੋਭਾ ਝੂਠੀ ਸੋਭਾ ਉਹ ਸੱਚੀ ਸੋਭਾ ਨਹੀਂ ਹੈ ਗੁਰੂ ਕਰਕੇ ਇਸ ਕਰਕੇ ਗੁਰੂ ਘਰ ਨੇ ਜਦ ਸੂਰਮੇ ਦੀ ਵਿਆਖਿਆ ਕੀਤੀ ਲੜਨ ਦੀ ਗੱਲ ਕੀਤੀ ਆਪਣੇ ਨਾਲ ਕਹਿੰਦੇ ਅਣਦੇ ਨਾ ਕਬੀਤਾ ਸਾਹਿਬ ਕਹਿੰਦੇ ਅਣਦੇ ਨਾ ਆਪ ਆਪ ਤੋਂ ਲੜਾ ਆਪਣੇ ਆਪ ਦੇ ਨਾਲ ਲੜਾਈ ਜਿਹੜੀ ਹੈ ਇਹ ਅਣਦੇ ਚਾਲੂ ਰੱਖਣੀ ਹੈ ਜਿੰਨਾ ਚਿਰ ਮਨ ਟਹਿ ਨਹੀਂ ਜਾਂਦਾ ਜਿੰਨਾ ਚਿਰ ਮਨ ਟਹਿ ਨਹੀਂ ਜਾਂਦਾ ਉਹਨਾਂ ਚ ਲੜਾਈ ਇਹਦੇ ਨਾਲ ਜਾਰੀ ਰੱਖਣੀ ਹੈ ਮਨੀ ਮਿਟਾਏ ਜੀਵਤ ਮਰੇ ਪੁਰ ਪੂਰੇ ਉਪਦੇਸ਼ ਮਨੁਆ ਜੀਤੇ ਹਰ ਮਿਲੇ ਤੈ ਸੂਰਤਨ ਦੇਸ਼ ਮਣੀ ਮਿਟਾਏ ਮਿਟਾਏ ਮਣੀ ਮਰੇ ਜੀਵਤ ਮਰੇ ਜੀਵਤ ਮਰਨਾ ਕੀ ਹੁੰਦਾ ਉਹਦੀ ਵਿਆਖਿਆ ਪਰਿਭਾਸ਼ਾ ਦੇ ਦਿੱਤੀ ਗੁਰਨਾਮ ਨੇ ਮਣੀ ਕੀ ਹੈ ਮਣੀ ਨੂੰ ਹੈ ਮਣੀ ਕੀ ਹੈ ਮੇਰਾ ਮਣੀ ਰਾਮ ਨਹੀਂ ਮੰਨਦਾ ਜੇ ਮਨ ਨੂੰ ਕਹਿੰਦੇ ਨੇ ਇਹਦਾ ਨਾਮ ਹੈ ਮਣੀ ਮਟਾਏ ਮਟਾ ਦਵੇ ਗੁਰੂ ਦੇ ਮੂਹਰੇ ਇਹਨੂੰ ਮਟਾ ਦਵੇ ਨਹੀਂ ਮਟਾਏ ਜੀਵਤ ਮਰੇ ਆਏ ਜੀਵਤ ਮਰਨਾ ਦਸਮ ਪਾਸ਼ਾ ਵੀ ਜਿਵੇਂ ਕਹਿੰਦੇ ਨੇ ਫਤਿਹ ਭਾਈ ਮਨ ਜਿਸਨ ਮਨ ਜਿੱਤਿਆ ਗਿਆ ਮਣੀ ਮਟਾ ਲਈ ਆਪਣੀ ਤੇ ਮਣੀ ਰਾਮ ਪੱਕੇ ਕਰਤਾ ਉਹ ਜੀਵਤ ਮਰਨਾ ਫਿਰ ਉਹ ਫਿਰ ਜਿਉਂਦਾ ਹੀ ਮਰਦਾ ਨਹੀਂ ਫਿਰ ਜਿਹੜਾ ਉਹ ਮਣੇ ਮਰਦਾ ਉਹ ਅੰਦਰ ਲੈ ਤਾਂ ਮੌਤ ਹੁੰਦੀ ਉਹ ਨਹੀਂ ਸਤਿਗੁਰ ਕਹਿੰਦੇ ਕੌਣ ਕਹੇ ਸਤਿਗੁਰ ਕਰਿਓ ਸਤਿਗੁਰ ਤਾਂ ਮਰਦਾ ਹੀ ਨਹੀਂ ਹੈ ਅੱਖ ਵੀ ਜਦੀ ਹੈ ਨਾ ਸਰੀਰ ਛੱਡਣ ਵੇਲੇ ਸਿਰਫ ਉਹ ਕੌਂਸ਼ਲ ਉਹ ਸੁਰਤੀ ਮਰਦੀ ਹੈ ਕਿ ਸਾਡੀ ਦਿਮਾਗ ਵਿੱਚ ਕੰਮ ਕਰਦੀ ਹੈ ਸਰੀਰ ਵਿੱਚ ਜਿੰਨੀ ਚੇਤਨਾ ਸਾਡੇ ਕੰਮ ਕਰਦੀ ਹੈ ਬਸ ਉਨੀ ਵਿੱਚ ਦੀ ਹੈ ਉਨੀ ਵਿੱਚ ਚੇਤਨਾ ਮਰਦੀ ਹੈ ਮਰਦੀ ਨਹੀਂ ਆ ਜੀਵ ਜੁੜ ਜਾਂਦੀ ਹੈ ਹਾਂਜੀ ਮੜੀ ਮਟਾਏ ਜੀਵਤ ਮਰੇ ਉਹ ਪੂਰੇ ਉਪਦੇਸ਼ ਪਰ ਮਰੂ ਕਿਵੇਂ ਮਣੀ ਰਾਮ ਉਹ ਵੀ ਨਾਲ ਹੈ ਪੈਰ ਪੈਰ ਤੇ ਗੁਰਬਾਣੀ ਦੱਸਦੇ ਪੁੱਖਾ ਗੁਰੂ ਹੈ ਕਿਵੇਂ ਮਰੂ ਕਹਿੰਦੇ ਗੁਰ ਪੂਰੇ ਮਣੀ ਰਾਮ ਨਹੀਂ ਮੰਨਣਾ ਕਿਸੇ ਦਾਨ ਨਾਲ ਕਿਸੇ ਪੁੰਨ ਨਾਲ ਕਿਸੇ ਪੀਰ ਬਣਾਏ ਤੇ ਜੋ ਮਰਜ਼ੀ ਕਰ ਲੋ ਮਨੀ ਰਾਮ ਨਹੀਂ ਮਰਨਾ ਉੱਥੇ ਦਾ ਮਨੀ ਰਾਮ ਖੜਾ ਹੋ ਪੰਜਾਬ ਬਾਦਸ਼ਾਹੀ ਕਰਦੇ ਨੇ ਉਪਦੇਸ਼ ਉਧਰ ਆਇਆ ਕਿ 645 ਬੰਦੇ ਦੇ ਪਾਠ ਪੜਿਓ ਹਰ ਵੇਦ ਵਿਚਾਰਿਓ ਨਿਮਨ ਧੰਮ ਸਾਧੇ ਕਹਿੰਦੇ ਪੰਜ ਜਨਾ ਸੰਗ ਨਾ ਛੱਟ ਗਿਓ ਅਦ ਵਾਦੇ ਪਿਆਰੇ ਇਹਨਾਂ ਦੇ ਮਿਲਣ ਨਾ ਜਾਈ ਮੈਂ ਇਹ ਕਰਮ ਅਨੇਕਾਂ ਠੀਕ ਹੈ ਹਾਰ ਪੜਿਓ स्वामी के द्वारे बीजे बुद्धि विवेका ਅਰਥ ਵੇਖ ਬੁੱਧੀ ਨੇ ਮਣੀ ਰਾਮ ਢਾਉਣਾ ਗਰਵਾਣੀ ਨੇ ਮਾਰਨਾ ਮਣੀ ਰਾਮ ਨੂੰ ਉਹ ਤਾਂ ਸਗੋ ਮਣੀ ਰਾਮ ਨੂੰ ਤਗੜਾ ਕਰਦੇ ਮੈਂ ਤੀਰਥ ਕਰਕੇ ਆਇਆ ਉਹ ਤਾਂ ਹੀ ਕਿਹਾ ਸੀ ਨਾਮਣ ਚੱਲੇ ਤੀਰਥੀ ਹੁੰਦੇ ਕੰਨ ਚੋਰ ਇੱਕ ਭਾਲ ਲੱਥੀ ਨਾਸਿਆ ਦੋ ਬਾਜ ਹੋਰ ਹੰਕਾਰ ਬੁੱਧੀ ਚ ਹੰਕਾਰ ਹੋਰ ਵੱਧ ਗਿਆ ਤਨ ਭੂਮੀ ਵਸਤਰ ਬਹੁ ਰੁਪਏ ਨਾ ਮਿਲੀਏ ਇਹ ਜੁਗਤਾ ਇਹ ਵੀ ਦੱਸਦਾ ਪਰ ਸਾਡੇ ਪ੍ਰਚਾਰ ਕੇ ਪ੍ਰਚਾਰ ਕਰਦੇ ਨੇ ਕਿਉਂਕਿ ਉਹ ਦਾਨ ਆਪ ਜੀ ਨਾ ਪੰਡਤ ਵਾਲੀ ਪ੍ਰਵਿਰਤੀ ਆ ਗਈ ਨਾ ਸਾਡੇ 'ਚ ਉਹ ਪੰਡਤ ਦਾ ਜਿੱਤਾ ਬੈਠੇ ਨਾ ਸੀ ਉਹ ਪ੍ਰਵਿਰਤੀ ਪੰਡਤ ਵਾਲੀ ਆ ਤੇ ਸਾਡੇ 'ਚ ਵੀ ਹੈ ਉਹ ਸਾਡੇ 'ਚ ਵੀ ਆ ਗਈ ਅੱਜ ਅਸੀਂ ਵੀ ਉਸ ਬਾਣ ਦੀਆਂ ਬੰਦੀਆਂ ਨਾਲ ਪਈਆਂ ਹੋਈਆਂ ਨੇ ਵੀ ਧਨ ਪੂਨ ਧਨ ਦਾਨ ਕਰਦਾ ਸੋਨਾ ਦਾਨ ਕਰਦਾ ਕੱਪੜਾ ਦਾਨ ਕਰਦਾ ਭੂਮੀ ਦਾਨ ਕਰਦਾ ਮੈਂ ਇਹ ਜੁਗਤਾ ਜੁਗਤੀ ਨਾਲ ਨਹੀਂ ਮਿਲਣਾ ਇਹ ਜੁਗਤੀਆਂ ਗੁਰੂ ਕਹਿੰਦੇ ਕੱਟੀਆਂ ਸੀ ਉਪਦੇਸ਼ ਕਿਨੂੰ ਸੀ ਸਾਨੂੰ ਸੀ ਕਿ ਸਾਡਾ ਮਨਸ਼ਾ ਹੋ ਸੀ ਨਾ ਅਸਲ ਭੁੱਖ ਮਾਇਆ ਦੀ ਸੀ ਨਾ ਮੁੱਖ ਭੁੱਖ ਅੰਦਰ ਸੰਸਾਰੀ ਵਡਿਆਈ ਦੀ ਸੀ ਨਾ ਭੁੱਖ ਅੰਦਰ ਮੱਥੇ ਟਿਕਾਉਣ ਦੀ ਸੀ ਨਾ ਉਹ ਭੁੱਖ ਨੇ ਦਵਾਨੇ ਕਰਤੇ ਉਹ ਮਜਬੂਰੀ ਪਈ ਹਾਈਲਾਈਟ ਨਹੀਂ ਕੀਤੀਆਂ ਕੀਤੇ ਉਹ ਸ਼ਬਦ ਆ ਜਿੱਥੋਂ ਲਿਖਾ ਪਾਇਆ ਜਾ ਸਕਦਾ ਸੀ ਜਿਵੇਂ ਬ੍ਰਹਮ ਗਿਆਨੀਆਂ ਨੇ ਤੇ ਬਣੇ ਬੈਠੇ ਨੇ ਸੰਤ ਬਣੇ ਬੈਠੇ ਨੇ ਉਹ ਸੰਤਾਂ ਦੀਆਂ ਅਸ਼ਬਦੀਆਂ ਉਹ ਪ੍ਰਚਾਰੀਆਂ ਪ੍ਰਚਾਰੀਆਂ ਵੀ ਅਰਥ ਹੀ ਉਹਨਾਂ ਨੇ ਆਪਣੇ ਮਤਲਬ ਨਾਲ ਕੀਤਾ ਆਪ ਬ੍ਰਹਮ ਗਿਆਨੀ ਬਣ ਕੇ ਬਹਿ ਗਏ ਅਨਕ ਕਿਹਾ ਕਹਿੰਦੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ ਪਹਿਲੀ ਜੁੜ ਕਿਸੇ ਦੀ ਬ੍ਰਹਮ ਗਿਆਨੀ ਨਾਮ ਉਹ ਬ੍ਰਹਮ ਗਿਆਨੀ ਦਾ ਗੁਰੂ ਕੇ ਨਹੀਂ ਕਹੇ ਦਾਤ ਕਹਾਏ ਨੇ ਦਾਤ ਕਹਾਏ ਤੇ ਦਾਤ ਤੋਂ ਉੱਪਰ ਤਾਂ ਜਾਣਦਾ ਆਉਂਦੇ ਨਹੀਂ ਹੈ ਉਹ ਜਿਹੜੇ ਬੋਰਡ ਲਾਈ ਬੈਠੇ ਨੇ ਟੰਡੀਆਂ ਦੇ ਬ੍ਰਹਮ ਗਿਆਨੀ ਲਿਖੇ ਫਿਰਦੇ ਨੇ ਅੰਦਰ ਝਾਤ ਮਾਰ ਕੇ ਦੇਖਣ ਜਦੋਂ ਰਾਸ਼ਟਰਪਤੀ ਦੀ ਵਿਆਖਿਆ ਕਰੀ ਨਾ ਪਰ ਗਈ ਹੋਈ ਆ ਸੁਣਦੇ ਨਹੀਂ ਕੰਨਾਂ 'ਚ ਪੂਜੇ ਦਿੱਤੇ ਹੋਏ ਆ ਉਹਨਾਂ ਨੂੰ ਪਤਾ ਵੀ ਜਿਹੜਾ ਸਾਡਾ ਧਰਮ ਧਮਾਲਾ ਚੱਲਦਾ ਆ ਜਿਹੜੀ ਪੂਜਾ ਪ੍ਰਤਿਸ਼ਠਾ ਬਣੀ ਹੋਈ ਆ ਇਹ ਨਹੀਂ ਰਹਿਣੀ ਇਹ ਜਾਂਦੀ ਆ ਹੁਣ ਬਣਿਆ ਬਣਾਇਆ ਰਾਜ ਛੱਡਣਾ ਵੀ ਬੜਾ ਔਖਾ ਸਾਰੀ ਵਡਿਆਈ ਜਿਹੜੀ ਆ ਛੱਡਣੀ ਬੜੀ ਔਖੀ ਆ ਪੀੜਾਂ ਲੱਖੀਆਂ ਦੇ ਮੇਲੇ ਜੁੜਦੇ ਨੇ ਬੱਲੇ ਬੱਲੇ ਬੱਲੇ ਬੱਲੇ ਆ ਪ੍ਰਜਾਪਤੀ ਉਹ ਟੁੱਟਿਆ ਜਾ ਡੈਡੀ ਕਹਾਂਗੇ ਉਹ ਬੱਬੂ ਕਿਹੜਾ ਬੱਬੂ ਮਾਨ ਨੇ ਉਹਦੇ ਲਾਤੀ ਕੈਸ਼ ਕੱਢਤੀ ਫਿਰ ਤੜਫੇ ਤੜਫਣ ਦਾ ਭਾਈ ਜਦ ਬੁੱਲੇ ਸ਼ਾ ਕਹਿੰਦਾ ਸੱਚ ਕਹਾਂ ਤਾਂ ਭਾਂਬੜ ਮੱਚਦਾ ਹੈ ਉਹ ਸੱਚ ਕਹੇ ਤਾਂ ਭਾਂਬੜ ਦਾ ਭਾਈ ਹਿੰਦੇ ਦੇ ਬੱਚੂ ਭਾਈ ਉਹ ਸੱਚ ਕੌੜਾ ਹੁੰਦਾ ਨਾ ਸੱਚ ਥੁੱਕੂ ਮੇਰੇ ਨਾਲ ਅੰਦਰ ਨਾ ਹੋਣਾ ਹੀ ਔਖਾ ਗਲੇ ਤੋਂ ਥੱਲੇ ਤਾਰਨਾ ਹੀ ਔਖਾ ਫਿਰ ਭਾਂਬੜ ਮੱਚ ਗਈ ਸਰਕਾਰੀ ਪ੍ਰੈਸ਼ਰ ਵੀ ਪਾਇਆ ਉਹਦੇ ਤੇ ਸਰਕਾਰੀ ਪ੍ਰੈਸ਼ਰ ਵੀ ਬਹੁਤ ਪਾਇਆ ਉਹਦੇ ਤੇ ਤਾਂ ਕਾਹਨੂੰ ਹਟਦਾ ਜਿਹੜਾ ਸੱਚ ਸੱਚ ਤੇ ਕਈ ਵਾਰੀ ਸੱਚ ਫਲੋ ਹੋ ਕੇ ਹੁੰਦਾ ਓਵਰਫਲੋ ਹੋ ਜਾਂਦਾ ਨਾ ਕਈ ਵਾਰੀ ਆਪ ਮਾਰੇ ਫੜਲਾ ਕੇ ਵੀ ਸੱਚ ਨਿਕਲ ਪੈਂਦਾ ਨਾ ਕਈ ਵਾਰੀ ਨਾ ਚਾਹੁੰਦੇ ਹੋਏ ਵੀ ਸੱਚ ਨਿਕਲ ਪੈਂਦਾ ਕਈ ਵਾਰੀ ਉਹ ਫਿਰ ਉਹ ਪਰਮੇਸ਼ਰ ਪਿੱਛੋਂ ਜ਼ੋਰ ਲਾਉਂਦਾ ਹੁੰਦਾ ਨਾ ਇਹ ਵੀ ਹੁਕਮ ਹੀ ਹੁੰਦਾ ਸਾਰਾ ਹਾਂਜੀ ਬਣੀ ਮਟਾਏ ਜੀਵਤ ਮਰੇ ਗੁਰਪੂਰੇ ਉਪਦੇਸ਼ ਮਨੁਆ ਜੀਤੇ ਹਰ ਮਿਲੇ ਇਹ ਸੂਰਤ ਨੂੰ ਵੇਖ ਦੇਖੋ ਦੋ ਚੀਜ਼ਾਂ ਜੇ ਉਪਦੇਸ਼ ਨਾਲ ਜੁੜ ਜਾਣਗੇ ਮਰੀ ਰਾਮ ਜੁੱਤਿਆ ਜਾਊਗਾ ਔਰ ਦੂਜੀ ਕੀ ਹੈ ਹਰ ਮਿਲੇ ਹਰ ਬੜੀ ਸ਼ਰਤ ਇਹਦੇ ਨਾਲ ਸੁਣਦੇ ਨੇ ਹਰ ਮਿਲੇ ਸਹਿ ਸੂਰਤਨ ਦੇ ਹਰ ਸੂਰਤਨ ਵੇਸ ਕੇ ਫਿਰ ਦੂਰ ਇਹ ਗੱਲ ਗੁਰੂ ਕਹਿ ਨਹੀਂ ਕਹੀ ਹੈ ਆਪੀ ਖੜੀ ਨਹੀਂ ਕਹੀ ਹੈ ਨਾ ਕਿ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਕਲਪ ਵਿੱਚ ਜਿਹਨੂੰ ਹਰੀ ਦਾ ਰੰਗ ਲੱਗ ਗਿਆ ਆਪਣੀ ਅੰਤਰਾਤਮਾ ਦੇ ਰੰਗ ਵਿੱਚ ਰੰਗਿਆ ਗਿਆ ਜਿਹੜਾ ਉਹ ਪਈਤ ਹੈ ਗੁਰੂ ਦਾ ਉਹ ਸੂਰਮਾ ਜਿਹਨੂੰ ਹਰੀ ਲੱਗ ਲੱਗਿਆ ਹਰੀ ਨਾਲ ਮਲਾਪ ਵੀ ਹੋ ਜੂਗਾ ਹਰੀ ਨਾਲ ਇੱਕ ਮਿੰਟ ਵੀ ਹੋ ਜੂਗਾ ਮੱਤ ਪਏ ਆ ਜਿਹੜਾ ਸਾਡਾ ਸਾਡਾ ਆਤਮਾ ਨਾਲ ਉਹ ਵੀ ਮਿਟ ਜੂਗਾ ਹਾਂਜੀ ਲਾਖੋ ਜਾਣੇ ਆਪਰੋ ਇੱਕ ਇੱਕ ਆਧਾਰ ਰਹਿਣ ਦਿਵਸ ਸਮਰਤ ਰਹੇ ਸੋ ਪ੍ਰਭ ਪੁਰਖ ਅਪਾਰ ਇੱਕ ਥੋੜੀ ਜਿੱਕ ਦੇਖਣ ਨੂੰ ਪੰਕਤੀ ਹੈ ਕਿ ਬਿਜੀ ਕਰਕੇ ਛੱਡ ਜੀਏ ਲਾਖੋ ਜਾਣੇ ਲਾਖੋ ਜਾਣੇ ਆਪ ਨੂੰ ਆਪ ਨੂੰ ਇੱਕ ਇੱਕ ਆਧਾਰ ਦੇਖੋ ਬਗਾਨਾ ਨਹੀਂ ਗਿਆ ਉਹਰੇ ਆਪਣਾ ਹੀ ਨਹੀਂ ਮੰਨਣਾ ਛੱਡੋ ਕਰੇ ਜੇ ਆਪਣਾ ਦਾ ਫਿਰ ਬਗਾਨਾ ਵੀ ਹੈ ਸਿਰਫ ਆਪਣਾ ਛੜਾਇਆ ਆਪਣਾ ਕੋਈ ਵੀ ਨਹੀਂ ਹੈ ਆਪਣੋ ਆਪਣੋ ਇਹ ਕੋਈ ਆਪਣਾ ਹੈ ਬਗਾਨਾ ਦਾ ਕੋਈ ਫਿਰ ਬਣੂ ਭਾਈ ਆਪਣਾ ਹੀ ਕੋਈ ਨਹੀਂ ਕਿਹਨੇ ਨੇ ਸਗਲੇ ਜੀ ਤੁਹਾਰੇ ਉਹਦੇ ਹੀ ਨੇ ਸਾਰੇ ਜਿੱਥੇ ਆਪਣੇ ਬਣਾਵੇ ਹਮੋ ਆ ਗਿਆ ਜਿਹੜਾ ਆਪਣੇ ਆ ਗਏ ਸਭ ਲੜਾਈ ਵੀ ਹੈ ਤੇਰ ਮੇਰ ਵੀ ਹੈ ਕੋਈ ਵੀ ਨਹੀਂ ਹੈ ਆਪਣਾ ਜਾਂ ਫਿਰ ਸਾਰੇ ਆਪਣੇ ਨੇ ਤਾਂ ਨਾ ਹੈ ਉਹ ਗੱਲਾਂ ਹੋਣਗੀਆਂ ਫਿਰ ਇਹ ਕੋਈ ਆਉਣ ਜੀ ਲੱਗਦੀ ਹੈ ਗੱਲ ਕਿ ਗੁਰੂ ਸਾਹਿਬ ਕਹਿੰਦੇ ਨੇ ਕੋਈ ਵੀ ਆਪਣਾ ਨਹੀਂ ਅਸਲ ਦੀ ਗੱਲ ਇਹ ਹੈ ਜਾਂ ਇੱਕ ਤਾਂ ਇਹ ਵੀ ਆ ਮੇਰਾ ਭਰਾ ਹੈ ਜੀ ਇਹ ਆਪਣੇ ਨੇ ਜੀ ਤੇ ਆਪਣੇ ਦੇ ਨਾਲ ਅੰਨਾ ਮੰਡੇ ਰੋੜੀਆਂ ਫਿਰ ਆਪਣਿਆਂ ਨੂੰ ਫਿਰ ਪਰੋਸੇ ਆਪਣਿਆਂ ਨੂੰ ਜਾਣਗੇ ਜਾਂ ਦਾ ਫਿਰ ਮੰਨੋ ਸਾਰੇ ਹੀ ਆਪਣਿਆਂ ਨੂੰ ਸਭ ਕੋ ਉਮੀਦ ਹਮ ਆਪਣ ਕੀ ਨਾ ਜਾਂ ਤਾਂ ਫਿਰ ਸਾਰੇ ਆਪਣੇ ਨੇ ਜਾਂ ਤਾਂ ਬਗਾਨਾ ਤਾਂ ਮਿਟੂ ਤੇਰੇ ਮੇਰੇ ਤਾਂ ਮਿਟੂ ਜਾਂ ਫਿਰ ਤਾਂ ਮਿਟੂ ਆਪਣਾ ਹੈ ਨਹੀਂ ਕੋਈ ਆਪਣਾ ਹੈ ਨਹੀਂ ਕੋਈ ਤਾਂ ਜਾਂ ਦੋ ਤਰੀਕੇ ਨੇ ਦੋ ਤਰੀਕੇ ਨੂੰ ਕਿਹੜਾ ਦੱਸੇ ਤੂੰ ਕਿਹੜਾ ਬਣਾਉਣਾ ਹੈ ਸਾਡੇ ਤੇ ਜਿਆਦਾ ਸਾਰਿਆਂ ਨੂੰ ਲਓ ਫਿਰ ਦੂਜੇ ਨੂੰ ਨਹੀਂ ਕੁਝ ਕਹਿ ਸਕਦੇ ਕਿ ਆਪਣਾ ਸਾਰੀ ਹੈ ਛੇਕਦਾ ਨਹੀਂ ਜੇ ਆਪਣਾ ਆਪਣੇ ਨੂੰ ਕੌਣ ਛੇਕਦੂ ਆਪਣੇ ਨੂੰ ਕੌਣ ਛੇਕਦੂ ਫਿਰ ਬੜੇ ਫਿਰ ਉਂਗਲ ਆ ਜਾਣੀ ਆਪਣੇ ਵੱਲ ਨੂੰ ਫਿਰ ਕੌਣ ਛੇਕ ਦੂ ਉਹ ਇਹਦਾ ਫਿਲਮੀ ਗਾਣੇ 'ਚ ਵੀ ਇੱਕ ਪਿਕਚਰ ਸੀ ਛੋਟੇ ਹੁੰਦੇ ਨੇ ਮੈਂ ਤਾਂ ਕਪਾ ਦਾ ਫਿਲਮ ਤੋਂ ਗਿਰਣਾ ਪਤਾ ਗਿਆਨ ਦੇਣਾ ਵੀ ਗੱਲ ਕੀ ਹੈ ਆਪਣਾ ਪ੍ਰਕਰਨ ਚੱਲ ਰਿਹਾ ਉਹਦੇ ਵਿੱਚ ਕੋਈ ਇਸਤਰੀ ਹੈ ਉਹ ਗਲਤ ਕੰਮ ਕਰਦੀ ਹੈ ਉਹਨੂੰ ਮਤਲਬ ਕਿ ਸਾਰਾ ਪਿੰਡ ਇਕੱਠਾ ਹੋ ਕੇ ਇੱਟਾਂ ਮਾਰਨ ਦੀ ਸਜ਼ਾ ਦੇਣ ਇੱਟਾਂ ਮਾਰ ਮਾਰ ਕੇ ਮਾਰ ਦੇਣਾ ਉਹ ਗਾਣੇ ਵਿੱਚ ਇੱਕ ਉਹ ਗੱਲ ਆਪਣੀ ਰੱਖਣਾ ਚਾਹੁੰਦਾ ਹੈ ਕਹਿੰਦਾ ਪਹਿਲਾ ਕਹਿੰਦਾ ਮਾਰੋ ਕਹਿੰਦਾ ਮੈਂ ਨਹੀਂ ਕਹਿੰਦਾ ਸਜ਼ਾ ਨਾ ਉਹਨੇ ਗਲਤੀ ਕੀਤੀ ਸਜ਼ਾ ਦਿਓ ਗਲਤੀ ਇਹਨੇ ਕੀਤੀ ਗਲਤੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਕਹਿੰਦਾ ਇੱਕ ਸ਼ਰਤ ਮੇਰੀ ਆ ਗਾਣੇ ਦੇ ਬੋਲ ਆਪਾਂ ਕੀ ਬੋਲਣਾ ਆਪਾਂ ਭਾਵ ਦੱਸ ਦਿੰਨੇ ਆ ਤੇ ਉਹ ਕਹਿੰਦਾ ਪਹਿਲਾ ਪੱਥਰ ਉਹ ਮਾਰੇ ਪੱਥਰ ਉਹਨੇ ਸਾਰਿਆਂ ਨੂੰ ਫੜਾ ਦੇ ਕਹਿੰਦਾ ਮਾਰੋ ਕਹਿੰਦਾ ਪਹਿਲਾ ਪੱਥਰ ਉਹ ਸਾਰੇ ਜਿਹਨੇ ਪਾਪ ਨਾ ਕੀਤਾ ਹੋਵੇ ਕਹਿੰਦਾ ਜਿਹਨੇ ਆਪ ਨਾ ਨਾ ਪਾਪ ਕੀਤਾ ਹੋਵੇ ਗਲਤੀ ਕੀਤੀ ਹੋਵੇ ਉਹ ਮਾਰੇ ਚੱਕੋ ਪੱਥਰ ਸਾਰੀ ਧੌਣ ਸੁੱਟ ਜਾਂਦੇ ਨੇ ਗਲਤੀ ਤਾਂ ਸਾਰੀ ਇਹਦੇ ਅੰਦਰ ਮਾਰਿਆ ਜਾਂਦਾ ਸਾਰੇ ਛੱਡ ਕੇ ਚਲੇ ਗਏ ਜਿਹਨੇ ਪਾਪ ਨਾ ਕੀਤਾ ਪਹਿਲਾ ਪੱਥਰ ਉਹ ਮਾਰੇ ਉਹ ਅਸੀਂ ਜਿਹੜੇ ਛੇਕਦੇ ਫਿਰਦੇ ਆ ਦੂਜਿਆਂ ਨੂੰ ਪਤਤ ਕਹਿੰਦੇ ਫਿਰਦੇ ਆ ਉਹ ਪਹਿਲੋਂ ਆਪਣੇ ਅੰਦਰ ਰਝਾਤੀ ਲਈ ਕਿ ਅਸੀਂ ਪਵਿੱਤਰ ਹੈਗੇ ਆ ਇਹਦਾ ਮਤਲਬ ਪਵਿੱਤਰ ਆ ਨਹੀਂ ਇਹਦਾ ਮਤਲਬ ਅਸੀਂ ਪਵਿੱਤਰ ਆ ਉਹ ਗੁਰੂ ਸਾਹਿਬ ਨੇ ਕੀ ਕਿਹਾ ਸੀ ਆ ਸਾਡਾ ਬਾਪੂ ਕੀ ਬੋਲਦਾ ਕਹਿੰਦੇ ਭੁੱਲਣ ਅੰਦਰ ਸਭ ਕੋ ਉਹ ਦਾ ਪਹਿਲਾ ਗੁਰੂ ਦਾ ਕਰਤਾਰ ਹੈ ਉਹ ਆਪ ਸਾਰੇ ਸਿਆਣੇ ਆਦਮੀ ਵੀ ਸਮਾਜ ਦੇ ਕਹਿੰਦੇ ਨੇ ਸੰਸਾਰ ਦੇ ਤੇ ਤਾਂ ਭਾਈ ਗਲਤੀਆਂ ਦਾ ਪੁੱਤ ਹੈ ਤੇ ਗਲਤੀ ਕਿਸੇ ਕੋਲੋਂ ਵੀ ਹੋ ਸਕਦੀ ਹੈ ਗਲਤੀ ਨੂੰ ਸੁਧਾਰਿਆ ਜਾ ਸਕਦਾ ਗਲਤੀ ਦੀ ਮਾਫੀ ਹੋ ਸਕਦੀ ਹੈ ਤੇ ਸਾਡਾ ਗੁਰੂ ਐਸਾ ਨਹੀਂ ਹੈ ਜਨਾ ਮਾਫੀ ਨਾ ਮੰਗੇ ਇਹ ਤਾਂ ਪਿਛਲੇ ਔਕਣ ਮਿੰਟ 'ਚ ਬਖਸ਼ਦਾ ਵੀ ਆਵੇ ਤਾਂ ਸਹੀ ਇਹ ਤਾਂ ਪਿਛਲੇ ਆਪਨ ਜਦਾਰਦਾ ਹੀ ਨਹੀਂ ਹੈ ਇਹ ਤਾਂ ਦਿਲ 'ਚ ਰੱਖਦਾ ਹੀ ਨਹੀਂ ਗੱਲ ਇਹ ਤਾਂ ਪਿਛਲੇ ਆਪਨ ਮਿੰਟ ਲਾਉਂਦਾ ਮੇਟਰ ਨੂੰ ਪਰ ਐਸਾ ਗੁਰੂ ਜਿਹੜਾ ਉਹ ਕੰਟ ਛੰਨ ਆਵੇ ਇਸ ਕੰਟ ਲਾਵੇ ਉਹ ਫਿਰ ਜਾਊਗਾ ਇਹਦਾ ਸੁਭਾਅ ਹੈ ਉਹਦਾ ਜੋ ਕੰਠ ਆੜਦੇ ਛੰਨ ਲਾਉਂਦਾ ਹੀ ਲਾਉਂਦਾ ਅੱਜ ਤੱਕ ਰਿਕਾਰਡ ਨਹੀਂ ਹੈ ਛੰਨ ਆਵੇ ਤਾਂ ਸਹੀ ਗਲਤੀ ਹੋ ਜਾਣੀ ਸੁਭਾਵਕ ਕਿਸੇ ਵੀ ਮਨੁੱਖ ਤੋਂ ਜਿਹੜਾ ਉਹਨੇ ਆ ਗਿਆ ਗਲਤੀ ਹੋ ਜਾਣੀਆਂ ਗਲਤੀਆਂ ਪਰ ਗੱਲ ਇਹ ਹੈ ਗਲਤੀਆਂ ਦਾ ਪਛਤਾਪ ਗਲਤੀਆਂ ਨਾ ਹੋਣ ਇਹਦੀ ਸਮਰੱਥਾ ਮੰਗਣੀ ਪਰਮੇਸ਼ਰ ਤੋਂ ਉਹ ਇੱਕ ਅਲੱਗ ਗੱਲ ਹੈ ਰਿਕੁਐਸਟ ਤਾਂ ਕਰ ਸਕਦਾ ਬੇਨਤੀ ਤਾਂ ਕਰ ਸਕਦਾ ਨਾ ਸ਼ਕਤੀ ਤਾਂ ਮੰਗ ਸਕਦਾ ਨਾ ਬੜਾ ਕੋ ਆਪਣੇ ਆਪਣੋ ਇੱਕੇ ਤੇ ਆਧਾਰ ਇੱਕ ਟੇਕ ਇੱਕ ਤੇ ਬਸ ਆਧਾਰ ਆਸਰੇ ਇੱਕ ਦੀ ਟੇਕ ਦੇ ਆਸਰੇ ਰਹਿਣ ਇੱਕ ਨੂੰ ਤਾਂ ਆਪਣਾ ਬਣਾਉਣਾ ਨਾ ਇੱਕੇ ਟੇਕ ਕਿਤੇ ਆਪਣੇ ਨੂੰ ਛੱਡ ਦੇ ਪਰਮੇਸ਼ਰ ਵੀ ਆਪਣਾ ਬਣਾਉਣਾ ਛੱਡ ਦੋ ਉਹ ਇੱਕ ਦੀ ਟੇਕ ਰੱਖਣੀ ਹੈ ਉਹ ਉੱਪਰੋਂ ਜਦੋਂ ਜਿਹੜੀ ਪੌੜੀ ਚੱਲੀ ਸੀ ਸ਼ਲੋਕ ਆਪਣਾ ਢੇਰੀ ਹੈ ਜਿਹੜੀ ਢਾ ਦੇਣੀ ਆ ਪੱਕੀ ਸਾਰੀਆਂ ਢੇਰੀਆਂ ਢਾ ਦੇਣੀਆਂ ਨੇ ਇੱਕ ਢੇਰੀ ਰੱਖਣੀ ਆ ਕਾਸਾ ਰੱਖਣਾ ਢੇਰੀ ਆਸਰੇ ਨੂੰ ਕਹਿੰਦੇ ਨੇ ਹਾਂਜੀ ਰਹਿਣ ਤੈਨੂੰ ਸੰਗਤ ਰਹੇ ਪਰਮ ਪੁਰਖ ਅਪਾਰ ਉਹ ਜਿਹੜਾ ਪੁਰਖ ਅਪਾਰ ਹੈ ਨਾ ਮਾਇਆ ਤੋਂ ਪਰੇ ਹੈ ਜੀਣਾ ਨਹੀਂ ਜਿਹਦਾ ਰੰਗ ਰੂਪ ਨਹੀਂ ਹੈ ਚੱਕਰ ਚੇਹ ਨਹੀਂ ਹੈ ਮਾਇਆ ਤੋਂ ਪਰੇ ਹੈ ਸਾਡੇ ਪੰਜੇ ਗਿਆਨ ਇੰਦਰੀਆਂ ਦੀ ਪਕੜ ਤੋਂ ਪਰੇ ਹੈ ਜਿਹੜਾ ਉਹਨੂੰ ਸਿਮਰਦੇ ਰਹਿਣਾ ਰਾਤ ਉਹਨੂੰ ਗੁਰਬਾਣੀ ਦੀ ਰੋਸ਼ਨੀ ਦੀ ਸਮਝਦੇ ਰਹਿਣਾ ਕਿ ਹੈ ਕੀ ਹੈ ਫਿਰ ਉਹ ਜਿਹਨੂੰ ਤੂੰ ਹੀ ਤੂੰ ਹੀ ਕਿਹਾ ਜਿਹਨੂੰ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਕਿਹਾ ਉਹ ਹੈ ਕੀ ਹੈ ਸਿਮਰਦੇ ਰਹਿਣਾ ਸਿਮਰਨ ਦਾ ਮਤਲਬ ਇਹ ਨਹੀਂ ਹੈ ਕਿ ਰਾਮ ਰਾਮ ਕਰਦੇ ਰਹਿਣਾ ਉਹ ਕਰਦੇ ਰਹਿਣਾ ਸਿਮਰਨੇ ਰਹਿਣ ਦਾ ਮਤਲਬ ਉਹਨੂੰ ਸਮਝਦੇ ਰਹਿਣਾ ਗੁਰਬਾਣੀ ਅਨੁਸਾਰ ਉਹਨੂੰ ਸਮਝ ਰਹਿਣਾ ਵੀ ਇੱਕ ਹੈ ਕੀ ਹਾਂਜੀ ਬੈਠ ਜਿਨ ਸੋ ਸਿਮਰਤ ਰਹੇ ਸੋ ਪ੍ਰਭ ਪੁਰਖ ਆਤ ਸਗਲ ਕਿਆ ਮਨ ਕਰੇ ਕੇਉ ਕਰਮ ਹੋਏ ਹੁਕਮੇ ਦੂਜੇ ਸਦਾ ਸੁਖ ਨਾਨਕ ਲਿਖਿਆ ਪਾਏ ਸਗਲ ਆ ਮਨ ਕਰੇ ਜੋ ਸਿਮਰਨ ਗੁਰਬਾਣੀ ਜੋ ਤੁਹਾਨੂੰ ਗੁਰਬਾਣੀ ਦੀ ਸਮਝ ਆ ਰਹੀ ਹੈ ਉਹ ਫਿਰ ਮਨ ਕਰੇ ਉਹਨੂੰ ਧਾਰਨ ਕਰੇ ਹੌਲੀ ਹੌਲੀ ਮੋਲਡ ਕਰੇ ਆਪਣੇ ਆਪ ਨੂੰ ਆਪਣੇ ਆਪ ਨੂੰ ਬਦਲਣਾ ਬਦਲਦਾ ਰਹੇ ਹੌਲੀ ਹੌਲੀ ਰੰਗ ਗੁਰਬਾਣੀ ਦਾ ਆਪਣੇ ਚੜਦਾ ਰਹੇ ਹੌਲੀ ਹੌਲੀ ਕਿਉਂਕਿ ਚੱਲਣਾ ਔਖਾ ਹੈ ਨਾ ਹੌਲੀ ਹੌਲੀ ਸੁਭਾਅ ਜਿਹੜਾ ਹੈ ਬਣਾਵੇ ਗੁਰਬਾਣੀ ਅਨੁਸਾਰ ਠੀਕ ਹੈ ਜੋ ਟੁੱਟਿਆ ਆਇਆ ਹੈ ਬਥੇਰੀ ਸੰਗਤ ਕੀਤੀ ਹੈ ਬਦੇਰੀ ਖੁਆਰੀ ਵੀ ਹੋਈ ਹੈ ਹੌਲੀ ਹੌਲੀ ਜਿਹੜਾ ਸੁਭਾਅ ਗੁਰਬਾਣੀ ਅਨੁਸਾਰ ਤੇ ਸਾਂਚੇ 'ਚ ਢਾਲਦਾ ਰਹੇ ਗੁਰਬਾਣੀ ਅਨੁਸਾਰ ਆਪਣੇ ਆਪ ਨੂੰ ਢਾਲਦਾ ਰਹੇ ਹੌਲੀ ਹੌਲੀ ਢਾਲਦਾ ਰਹੇ ਜਿੰਨਾ ਕੁ ਹੁੰਦਾ ਉਹਨਾਂ ਕਰੀ ਜਾਵੇ ਜੇ 20 ਕਿਲੋ ਵਜਨ ਚੱਕਦਾ 20 ਕਿਲੋ ਚੱਕ ਲਵੇ ਜੋ ਜੋ ਉਹਦੇ ਆਦਤ ਰੂਪ 20 ਕਿਲੋ ਬੰਦਾ ਤਾਂ 25 ਵੀ ਚੱਕ ਲੂ ਇਹ ਵਜਨ ਗਿਆਨ ਦਾ ਜਿਹੜਾ ਵਜਨ ਹੈ ਗੁਰਬਾਣੀ ਦਾ ਧਾਰਨਾ ਔਖਾ ਆਪਣੇ ਆਪ ਨੂੰ ਜਦੋਂ ਜਿੰਨਾ ਕੁ ਵਜਨ ਚੱਕਦਾ ਉਹਨਾਂ ਦੇ ਸਹੀ ਜਿੰਨੀ ਕੁ ਮਨ ਹੁੰਦੀ ਆ ਦੀ ਹੀ ਚੱਲਿਆ ਦਾ ਰਹੇ ਉਧਰ ਨੂੰ ਤੁਰਿਆ ਦਾ ਰਹੇ ਉਧਰ ਨੂੰ ਮੰਜ਼ਿਲ ਵੱਲ ਅਸਲੀ ਕੰਮ ਕਰ ਨੂੰ ਵਧਿਆ ਰਹੇ ਹਾਂਜੀ ਸਾਰੇ ਪਿਆ ਮਨ ਕਰੇ ਇਹੋ ਕਰਮ ਹੈ ਪਰ ਕਰਮ ਕੋ ਵਾਪਸ ਸਿਮਰਨ ਦਾ ਰਹੇ ਦੇਣ ਵਾਲਾ ਇਹੀ ਕਰਮ ਹੈ ਹੋਰ ਕਰਮ ਕਰ ਕਿੱਥੇ ਕਰੇ ਕਹਿੰਦੇ ਗਿਆਨ ਧਿਆਨ ਕਿਛ ਕਰਮ ਨਾ ਜਾਣੋ ਹੋਰ ਕੋਈ ਕਹਿੰਦੇ ਮੈਂ ਕਰਮ ਜਾਣਦਾ ਹੀ ਨਹੀਂ ਗੁਰੂ ਸਾਹਿਬ ਕਹਿੰਦੇ ਗਿਆਨ ਧਿਆਨ ਗਿਆਨ ਧਿਆਨ ਅਸਲ ਗੁਰਬਾਣੀ ਦੇ ਗਿਆਨ ਧਿਆਨ ਹੋਰ ਕੋਈ ਕਰਮ ਕਿਛ ਕਰਮ ਨਾ ਜਾਣਾ ਮੈਂ ਕੋਈ ਕਰਮ ਜਾਣਿਆ ਨਹੀਂ ਉਹਦੇ ਪਾਸੇ ਗਿਆ ਹੀ ਸਭ ਤੇ ਵੱਡਾ ਸਤਿਗੁਰ ਕਿਉਂਕਿ ਸੱਚ ਦਾ ਗਿਆਨ ਹੀ ਸਭ ਤੋਂ ਉੱਪਰ ਕੋਈ ਕਰਮ ਖਾਲਸੇ ਦਾ ਹੀ ਕਰਮ ਹੈ ਸਾਰ ਨਾ ਜਾਣਾ ਤੇਰੀ ਤੇਰੇ ਵੱਲ ਨੂੰ ਖਬਰੇ ਨਹੀਂ ਹੈ ਤੂੰ ਕੀ ਹੈ ਕਿਹੋ ਜਿਹਾ ਕਹਿਣ ਦਾ ਸਾਡੇ ਰੂਪ ਦਾ ਅਸੀਂ ਤਾਂ ਸਾਰ ਜਾਣਦੇ ਨਹੀਂ ਸਾਨੂੰ ਖਬਰ ਹੈ ਨਹੀਂ ਨੂੰ ਕਹੇ ਜਾ ਅਸੀਂ ਤਾਂ ਨੂੰ ਦੇਖਿਆ ਹੀ ਨਹੀਂ ਇਸ ਕਰਕੇ ਗਿਆਨ ਧਿਆਨ ਰੱਖਣਾ ਗੁਰੂ ਕੇ ਇੱਕ ਦਾ ਦਰਸ਼ਨ ਕਰਾ ਰਹੇ ਨੇ ਗੁਰਬਾਣੀ ਇੱਕ ਵਜੀ ਸਾਰ ਕਟਵਾ ਰਹੀ ਹੈ ਇਸ ਕਰਕੇ ਗਿਆਨ ਧਿਆਨ ਕਿਉਂ ਰੱਖਣਾ ਇਹਦੇ ਵਿਚਲਾ ਜਿਹੜਾ ਸੱਤ ਦਾ ਗਿਆਨ ਮਿਲੂਗਾ ਨਾ ਸਭ ਨੂੰ ਮਿਲੂਗਾ ਉਹ ਸਾਰ ਕਰਾ ਦੂ ਉਹਦੀ ਵੀ ਕੀ ਹੈ ਉਹਦੇ ਬਾਰੇ ਆਦਾ ਪਤਾ ਲੱਗ ਜੂ ਉਹ ਕੀ ਹੈ ਇਸ ਕਰਕੇ ਗਿਆਨ ਚ ਧਿਆਨ ਆ ਕਿਸੇ ਕਰਮ ਚ ਨਹੀਂ ਹੈ ਸਗਲ ਇਹ ਮਨ ਕਰੇ ਇਹੂ ਕਰਮ ਕੁਮਾਰੇ ਇਹੂ ਦਾ ਮਤਲਬ ਹੈ ਕੰਮ ਧਿਆਨ ਇਹ ਰਾਤ ਉਹ ਪੁਰਖ ਆਪਾਰ ਨੂੰ ਸਿਮਰਦਾ ਰਹੇ ਇਹੀ ਕੰਮ ਹੈ ਸਾਡਾ ਦਿਨ ਰਾਤ ਹੁਕਮੇ ਬੁਝੇ ਸਦਾ ਸੁਖ ਨਾਨਕ ਲਿਖਿਆ ਪਾਏ ਹੁਕਮੇ ਬੁਝੇ ਉਹ ਬੁਝਣ ਦੀ ਗੱਲ ਕਿਉਂ ਇਹਨਾਂ ਬੋਲ ਸਾਹਿਬ ਜੀ ਹੁਕਮ ਨਹੀਂ ਰਹੀ ਹੈ ਹੁਕਮ ਕੀ ਹੈ ਗੁਰੂ ਸਾਹਿਬ ਕਹਿੰਦੇ ਨੇ ਮੈਂ ਕਹਿਆ ਸਭ ਹੁਕਮਾਓ ਜੀਓ ਸੋ ਹੁਕਮਾਨੀਆਂ ਸਾਰਾ ਹੁਕਮ ਇਸ ਵਿੱਚ ਹੁਕਮ ਕੀ ਹੈ ਇਹਦੇ ਦੇ ਤਾਂ ਬਾਦਰ ਮਾਲੇ ਇਹਦੀ ਦਾ ਗੱਲ ਲਾ ਕੇ ਦੇਖ ਪੰਜਾਬ ਦੀ ਉਹ ਦੇਵ ਪਰਚਾ ਲਾਇਆ ਸੀ ਸ਼ਬਦ ਦਾ ਇਹ ਜੋ ਪਤਾ ਲੱਗਣਾ ਸੀਗਾ ਦਿਨ ਰਾਤ ਸਿਮਰਨਾ ਸੀ ਇਹਨੂੰ ਹੁਕਮ ਦਾ ਪਤਾ ਲੱਗਣਾ ਸੀ ਗੁਰਬਾਣੀ ਗੁਰੂ ਦੇ ਜੁੜੇ ਤੋਂ ਬੜੀ ਵੱਡੀ ਸ਼ਰਤ ਲੱਗੀ ਹੋਈ ਹੈ ਹੁਕਮ ਫੂਜ ਪਰਮ ਪਦ ਪਾਈ ਹੈ ਸਭ ਤੋਂ ਪਹਿਲਾਂ ਮਰਜੂ ਨੂੰ ਹੁਕਮ ਸਮਝ ਲਿਆ ਚੱਲਾਂਗੇ ਤਾਂ ਹੀ ਪੜ ਪੁੱਛਾਂਗੇ ਹੁਕਮ ਕੀ ਹੈ ਹੁਕਮ ਕੀ ਹੈ ਸਾਨੂੰ ਹੁਕਮ ਕੀ ਹੁੰਦਾ ਹੈ ਇਹ ਗੁਰਬਾਣੀ ਜੋ ਪੂਰੇ ਥੋਰੋਲੀ ਸਟੱਡੀ ਜਿਹੜੀ ਹੈਗੀ ਇਹਦੀ ਗੁਰਬਾਣੀ ਦੀ ਪੂਰਨ ਇਹਦੀ ਜਿਹੜੀ ਖੋਜ ਹੈ ਗੁਰਬਾਣੀ ਦੀ ਉਹ ਦੱਸੋ ਹੁਕਮ ਕੀ ਹੈ ਫਿਰ ਦੀ ਗੱਲ ਬਾਅਦ ਵਿੱਚ ਕਹਿੰਦੇ ਹੁਕਮ ਬੂਝ ਹੁਕਮੇ ਬੂਝੇ ਸਦਾ ਸੁਖ ਫਿਰ ਸਦਾ ਹੀ ਸੁਖ ਨਾਨਕ ਲਿਖਿਆ ਪਾਏ ਹਰ ਇੱਕ ਹੋਰ ਹੈ ਜਿੱਦਣ ਪੁੱਛਾਂਗੇ ਤਾਂ ਪੁੱਛਾਂਗੇ ਜੇ ਪੁੱਛਣ ਦੀ ਪ੍ਰਕਿਰਿਆ ਜੇ ਪੈ ਜੀਏ ਨਾ ਉਹ ਸੁਖ ਦਾ ਜਦੀ ਬਣ ਜਾਂਦਾ ਉਹ ਸੁਖ ਦਾ ਉਦੋਂ ਹੀ ਸਟਾਰਟ ਹੈ ਤੂੰ ਕਰਕੇ ਨਾ ਦੇਖੇ ਗੁਰਬਾਣੀ ਦੀ ਬੋਧ ਤੇ ਬੈਠ ਕੇ ਤਾਂ ਦੇਖੇ ਉਹ ਇਹਦਾ ਜਿੱਦਣ ਇਹ ਪ੍ਰਕਿਰਿਆ ਸ਼ੁਰੂ ਕਰ ਦੋਗੇ ਸੁੱਖ ਦਾ ਉਦੋਂ ਸ਼ੁਰੂ ਹੋ ਜਾਣਾ ਸੁੱਖ ਦਾ ਪਾਣੀ ਦੇ ਤਾਂ ਦੋ ਦੋ ਚੱਕ ਬਾਅਦ ਉੱਪਰ ਠੰਡ ਦਾ ਜਿਹੜੀ ਸ਼ੁਰੂ ਹੋ ਜਾਂਦੀ ਆ ਉਹ ਵਿੱਚ ਪੂਰੇ ਡੁੱਬਾਂਗੇ ਸਮੁੰਦਰ 'ਚ ਗੁਰਬਾਣੀ ਰੂਪੀ ਸਮੁੰਦਰ 'ਚ ਡੁੱਬਾਂਗੇ ਉਹ ਇਹ ਤਾਂ ਮਾੜਾ ਮੋਟਾ ਪੰਜ ਛਲਾਣਾ ਹੀ ਕਰਕੇ ਦੇਖੋ ਕਦੇ ਮੂੰਹ ਹੱਥ ਵੀ ਤਾਂ ਧੋ ਲੈਂਦੇ ਆ ਉਹ ਇਹ ਤਾਂ ਜਿਹੜਾ ਬੂਠਾ ਸਾਡਾ ਵਿਗੜਿਆ ਨਾ ਮਨ ਦਾ ਉਹ ਤਾਂ ਮਾੜਾ ਮੋਟਾ ਪੰਜ ਛਲਾਣਾ ਹੀ ਕਰਕੇ ਦੇਖੋ ਕਦੇ ਪੰਜ ਜਨਾਨਾ ਕੀ ਹੈ ਕਿ ਮਾੜਾ ਮੋਟਾ ਘੜੀਓ ਸੰਗਤ ਕਰਕੇ ਦੇਖ ਲਓ ਜੇ ਪੂਰਾ ਜਨਮ ਰਹਿਣਾ ਥੋੜੀਓ ਸੰਗਤ ਕਰਕੇ ਦੇਖ ਲਓ ਗੁਰਬਾਣੀ ਦੀ ਆਧੀ ਹੁੰਦੇ ਸੀ ਘੜੀ ਕਰਕੇ ਦੇਖ ਲਓ ਆਧੀ ਹੁੰਦੇ ਸੀ ਘੜੀਓ ਪੰਜ ਜਨਾਨਾ ਕਾਲੀ ਹਾਂ ਕਿ ਸਭ ਸਾਰੇ ਕੰਮ ਬਹੁਤ ਨੇ ਨਾ ਅਰੇ ਇਹਨਾਂ ਬਹੁਤ ਸਾਰਿਆਂ ਨੂੰ ਕੰਮ ਬਹੁਤ ਨੇ ਉਹ ਕਹਿੰਦੇ ਪੰਜ ਜਨਾਨਾ ਕਾਲੀ ਜੀ ਕਰ ਲਓ ਪੰਜ ਜਨਾਨੇ ਨਾਲ ਵੀ ਮੁੰਡਾ ਮੋਟਾ ਉਸਤ ਹੋ ਜਾਂਦੇ ਸੀ ਜੇ ਭੁਜੇ ਦੇ ਹੋਈਏ ਨਾ ਬੁਝੇ ਦੇ ਹੋਈਏ ਛੱਡ ਕੇ ਤਾਂ ਜਾਓਗੇ ਮੂੰਹ ਨੂੰ ਛਿੱਟੇ ਮਾਰ ਲਈਏ ਐਵੇਂ ਨਾਲ ਥੋੜਾ ਜਿਹਾ ਅਸੀਂ ਫਰੈਸ਼ ਹੋ ਜਾਈਏ ਉਹ ਹੈ ਗਰਵਾਨੀ ਦਾ ਇੰਨੀ ਫਰੈਸ਼ ਕਰ ਦੂ ਥੋੜੇ ਜਿਹਾ ਵਰਕੇ ਦੇਖ ਲਓ ਹਾਂਜੀ ਕਿਉਂਕਿ ਸੁਭਾ ਸੁਖ ਨਾਨਕ ਲਿਖਿਆ ਨਾਨਕ ਲਿਖਿਆ ਪਾਏ ਜੋ ਲਿਖਿਆ ਕੀ ਇਨਫੋਰਮੇਸ਼ਨ ਨੇ ਲਿਖਿਆ ਲਿਖਿਆ ਜਨਮ ਲਿਆ ਉਹ ਕਾਪੀ ਪੈਨਸਲਾਂ ਨਾਲ ਲਿਖਣ ਦੀ ਉਮਰ ਦੇ ਲੈ ਕੇ ਨੇ ਉਹ ਲਿਖਿਆ ਜੋ ਜੀਵ ਦਾ ਮੰਨਿਆ ਲਿਖਿਆ ਪਾਊਗਾ ਤੇ ਜੋ ਦੀ ਭੁੱਖ ਹੈ ਦੇ ਅੰਦਰ ਜੋ ਦੀ ਰੁਚੀ ਹੈ ਜੇ ਤਾਂ ਗੁਰੂ ਕੋਲ ਵੀ ਆਉਂਦਾ ਮਾਇਆ ਵਾਸਤੇ ਹੀ ਉਹ ਮਨ ਜੂ ਉਸੇ ਗਾਂ ਘੱਟਿਆ ਕਿਸੇ ਜੀ ਦਾ ਲਿਖਿਆ ਪਾਊਗਾ ਜੇ ਚਾਹੁੰਦਾ ਵੀ ਮੈਂ ਤਾਂ ਤੂੰ ਚਾਹੀਦਾ ਮੈਨੂੰ ਜੇ ਉਹਦੀ ਵਿੱਚ ਮਿਲਣਾ ਚਾਹੁੰਦਾ ਲਿਖਿਆ ਪਾਊਗਾ ਜੋ ਇਹਦਾ ਲਿਖਿਆ ਜੋ ਇਹਦਾ ਮੰਨਿਆ ਜੋ ਇਹਦੇ ਅੰਦਰ ਭੁੱਖ ਹੈ ਉਹੀ ਪ੍ਰਾਪਤੀ ਹੈ ਉਹ ਮੱਥੇ ਜੋ ਕਹਿੰਦੇ ਮੱਥੇ ਜੋ ਵਿਖਿਆ ਜੋ ਅੰਦਰ ਅਸੀਂ ਲਿਖ ਲਿਆ ਆਪਣੇ ਆ ਮਕਾਲੀ ਮੱਥਾ ਅੰਦਰ ਹੈ ਜੋ ਧਾਰਿਆ ਹੁੰਦਾ ਅੰਦਰ ਜੋ ਧਾਰਿਆ ਹੁੰਦਾ ਸਾਰਾ ਲਿਖਿਆ ਹੁੰਦਾ ਬਾਣੀ ਕੀ ਕਹਿੰਦੀ ਹੈ ਹਿਰਦੇ ਹੀ ਲੈ ਲਿਓ ਲਿਖਣਾ ਕਰਨਾ ਦਾ ਕਾਪੀ ਤੇ ਲਿਖਣਾ ਹਿਰਦੇ ਦੀ ਕੀ ਲਿਖਿਆ ਹੁੰਦਾ ਜੋ ਹਿਰਦੇ ਦਾ ਮੰਨਿਆ ਹੁੰਦਾ ਮੰਨਿਆ ਕੀ ਭੁੱਖ ਕੀ ਹੈ ਦਿਮਾਗ ਕੀ ਨਿਸ਼ਾਨਾ ਕੀ ਹੈ ਸਾਡਾ ਚਾਹੁੰਦੇ ਕੀ ਆ ਅਸੀਂ ਜੋ ਚਾਹੁੰਦੇ ਮਿਲ ਜੂਗਾ ਜੋ ਮੰਗੇ ਠਾਕੁਰ ਆਫਰ ਕੋਈ ਸੋਈ ਦੇਵਾ ਇਸ ਕਰਕੇ ਗੁਰੂ ਕਿਰਪਾ ਕਰੇ ਗੁਰੂ ਕਿਰਪਾ ਮਰੇ ਹਿਰਦੇ 'ਚ ਅਸੀਂ ਕਹਿੰਦੇ ਹਰ ਗੱਲ ਦੇਖਣ ਮਿਲ ਨਾ ਜਾਏ ਹਰ ਗੱਲ ਲਿਖੀਏ ਕਾਪੀ ਵੀ ਉਹਨੂੰ ਦੇ ਲਈਏ ਪੈਨਸਲ ਵੀ ਉਹਨੂੰ ਫੜਾ ਦੀਏ ਆਪੇ ਪੱਟੀ ਕਲਮ ਆਸ ਉੱਪਰ ਲਿਖ ਤੂੰ ਹੋਰ ਸਾਨੂੰ ਨਹੀਂ ਪਤਾ ਕੀ ਮੰਗੀਏ ਸਾਨੂੰ ਨਹੀਂ ਪਤਾ ਅਸੀਂ ਤਾਂ ਮੰਗ ਮੰਗ ਕੇ ਜੋ ਮੰਗਿਆ ਉਹੀ ਦੁਖੜਾ ਜੋ ਮੰਗਿਆ ਉਹੀ ਦੁੱਖੜਾ ਤਾਂ ਫਿਰ ਗੁਰੂ ਨੇ ਕਿਹਾ ਹੁਣ ਐ ਬੋਲ ਜਿਹੜਾ ਤੂੰ ਹੋਰ ਜੇ ਮੰਗਣਾ ਫਿਰ ਦੁੱਖਾਂ ਕੇ ਦੁੱਖ ਆ ਮੰਗ ਫਿਰ ਕਹਿੰਦਾ ਫਿਰ ਤੂੰ ਸਾਨੂੰ ਪਤਾ ਹੀ ਨਹੀਂ ਕੀ ਮੰਗਣਾ ਸੱਤਾ ਤੇ ਬਲਵੰਡ ਜਦ ਵਾਰ ਲਿਖਦੇ ਨੇ ਸਿੱਖਾਂ ਦੇ ਨਾਲ ਭਗਤ ਨਹੀਂ ਲੱਗਿਆ ਗੁਰ ਨਹੀਂ ਲੱਗਿਆ ਕਹਿੰਦੇ ਦਾਨ ਜੋ ਸਤੇ ਭਾਵ ਸੀ ਦਾਨ ਜੇ ਸਤਗੁਰ ਭਾਵ ਸੀ ਸੌਰੀ ਦਾਨ ਸਤਗੁਰ ਭਾਵ ਸੀ ਉਹ ਸੱਤੇ ਦਾਨ ਕਹਿੰਦੇ ਸੱਤੇ ਨੂੰ ਤਾਂ ਹੁਣ ਸੱਤਾ ਤੇ ਬਲਵੰਡ ਸੱਤੇ ਦੀ ਪੰਕਤੀ ਹੈ ਉਹ ਕਹਿੰਦੇ ਸੱਤਾ ਤਾਂ ਹੁਣ ਨਾਮ ਮੈਨੂੰ ਪਤਾ ਹੀ ਨਹੀਂ ਕਹਿੰਦਾ ਕਹਿੰਦੇ ਜੋ ਸਤਗੁਰ ਨੂੰ ਭਾਊਗਾ ਉਹੀ ਸੱਤੇ ਨੂੰ ਦੱਸਦੇ ਨੇ ਸ਼ਰਾਰ ਮੰਗਣਾ ਹੀ ਖਬਰਾ ਅਗਿਆਨ ਬੁੱਧੀ ਦਾ ਘੱਟ ਬੁੱਧੀ ਹੈ ਜੇ ਕੁਝ ਪੁੱਠਾ ਸਿੱਧਾ ਮੰਗ ਲਿਆ ਇਸ ਕਰਕੇ ਮੰਗਣਾ ਹੀ ਨਹੀਂ ਇਸ ਕਰਕੇ ਗੁਰਸਿੱਖ ਅਰਦਾਸ ਕਰਨੀ ਵੀ ਬੰਦ ਉਹ ਅਰਦਾਸ ਵੀ ਬੰਦ ਹੋ ਜਾਂਦੀ ਹੈ ਕਿਦਾਂ ਦੇ ਆ ਕੇ ਜੇ ਗਲਤ ਕਰੀ ਗਈ ਫਿਰ ਅਰਦਾਸ ਜਮਾਣੇ ਹੁੰਦੀ ਹੈ ਨਾ ਜੇ ਭਰਾ ਗਿਆਨ ਘੱਟ ਹੈ ਜੇ ਗਲਤ ਮੰਗ ਲਿਆ ਫਿਰ ਪੰਗਾ ਪੈ ਜੂ ਕੁਝ ਐਸਾ ਮੰਗ ਲਿਆ ਜਿਹੜਾ ਨਾਲ ਨਹੀਂ ਜਾਣਾ ਦੁਬਾਰਾ ਜਨਮ ਲੈਣਾ ਪੈ ਜੂ ਇਸ ਕਰਕੇ ਦਾਨ ਜੋ ਸਤਿਗੁਰ ਭਾਵ ਸੀ ਸੋ ਤੇ ਦਾਨ ਸਤਿਗੁਰ ਦਾ ਕਹਿੰਦੇ ਸੱਤੇ ਨੂੰ ਤਾਂ ਦਾਨ ਵੀ ਹੋਈ ਚਾਹੀਦਾ ਜੋ ਕਹਿੰਦੇ ਤੈਨੂੰ ਚੰਗਾ ਲੱਗਦਾ ਨਾ ਡਾਕਟਰ ਨੂੰ ਕਹਿੰਦਾ ਜੀ ਤੁਸੀਂ ਦੱਸੋ ਵੈਦ ਮੇਰਾ ਗੁਰੂ ਕੋ ਗੋਬਿੰਦਾ ਜਿਹੜੀ ਚੀਜ਼ ਮੈਨੂੰ ਦੁੱਖ ਦੇ ਕੇ ਭੀਖ ਮੰਗਾ ਕੇ ਦਾਜ ਦੇ ਕੇ ਕਿਵੇਂ ਵੀ ਹੈ ਮੈਨੂੰ ਆਪਣੇ ਨਾਲ ਮਿਲਾ ਲਾ ਸਕਦਾ ਫਸਿਆ ਨਾ ਮੈਂ ਇੱਥੇ ਮੈਨੂੰ ਤਾਂ ਦਾਨ ਉਹ ਨਹੀਂ ਜਿਹੜਾ ਤੈਨੂੰ ਚੰਗਾ ਲੱਗਦਾ ਤਾਂ ਹੀ ਅਸੀਂ 18 ਸਾਲ ਉਹ ਸਿੰਘ ਸਿੰਘਾਂ ਕੋ ਫੜ ਦਿੰਦਾ ਸਿੰਘ ਉਹਨਾਂ ਕੋਲ ਉਹ ਕਹਿੰਦੇ ਬਸ ਅਰਦਾਸ ਦੇ ਕਹਿੰਦੇ ਬਸ ਜੋ ਗੁਰਬਾਣੀ ਨਾਲ ਜੁੜੇ ਰਹੋ ਬਸ ਉਹ ਕਹਿੰਦੇ ਪੁੱਠਾ ਸਿੱਧਾ ਬੋਲਿਆ ਜਾਣਾ ਕੋਈ ਸੰਸਾਰੀ ਸੰਸਾਰੀ ਮੰਗਿਆ ਜਾਣਾ ਕੁਝ ਨਾ ਕੁਝ ਖਜ਼ਾਨੇ ਭਰਪੂਰ ਦੀ ਅਰਦਾਸ ਹੋ ਜਾਣੀ ਹੈ ਖਜ਼ਾਨੇ ਭਰਪੂਰ ਜਾਣਾ ਪਰ ਸਮਝ ਲਿਓ ਕਿ ਕਿਹੜੇ ਖਜ਼ਾਨੇ ਜਿਆਦਾ ਨਾਮ ਦਾ ਖਜ਼ਾਨਾ ਵੀ ਭਰਪੂਰ ਹੋ ਜਵੇ ਕੋਈ ਅੰਦਰ ਇਹ ਬੁੱਧੀ ਵਿਵੇਕ ਬੁੱਧੀ ਚ ਬਦਲ ਜਵੇ ਉਹਦਾ ਨਾਮ ਦਾ ਖਜ਼ਾਨਾ ਅੰਦਰ ਆ ਜਵੇ ਜਾਂ ਦਬਰਾ ਖਜ਼ਾਨਾ ਉਹ ਤਾਂ ਚੰਗੀ ਗੱਲ ਹੈ ਜੇ ਉਹ ਭਰਪੂਰ ਦੀ ਗੱਲ ਕਰਦੇ ਆ ਪਰ ਜੇ ਉਹਨੂੰ ਖਜ਼ਾਨੇ ਦੂਜੇ ਭਰਪੂਰ ਦੀ ਗੱਲ ਮੰਨ ਆ ਉਹ ਤਾਂ ਆਲੇ ਦਾਲੇ ਮਾਇਆ ਜਾ ਸੀ ਗੱਲ ਨਹੀਂ ਇਸ ਕਰਕੇ ਗੁਰੂ ਐਸੀ ਕਿਰਪਾ ਕਰੇ ਭਈ ਅਸੀਂ ਗੁਰੂ ਤੋਂ ਹੀ ਪੁੱਛ ਕੇ ਜੋ ਕੰਮ ਕਰੀਏ ਕੀ ਕਾਨ ਕੰਮ ਤੋਂ ਹਰ ਪੇ ਆਖੀਏ ਬਸ ਅਰਦਾਸ ਵੀ ਨਹੀਂ ਕਰਨੀ ਆਪਣੀ ਮਨਮਰਜ਼ੀ ਦੀ ਉਹ ਅਰਦਾਸ ਸਿਖਾਈ ਸੀ ਸਾਨੂੰ ਦਸਮ ਪਾਸ਼ਾ ਉਹ ਜਿਹੜੀ ਚੌਪਈ ਹੈ ਕਬਿਓ ਬਾਸ਼ ਹਮਰੀ ਕਰਮ ਦੇ ਰਚਾ ਤੁਸੀਂ ਬੜੇ ਧਿਆਨ ਨਾਲ ਕਿਤੇ ਨੂੰ ਵਿਚਾਰ ਕੇ ਦੇਖਿਓ ਕੋਈ ਚੀਜ਼ ਰਹਿ ਜੂਗੀ ਦਾ ਉਹ ਮੰਗ ਲਿਓ ਫਿਰ ਉਹ ਅਰਦਾਸ ਹੈ ਚੰਗੀ ਤਰ੍ਹਾਂ ਨੂੰ ਅਰਦਾਸ ਸਮਝ ਕੇ ਪੜਿਓ ਹਰ ਪੜਨ ਤੋਂ ਬਾਅਦ ਉਹਨੂੰ ਵਿਚਾਰਿਓ ਉਹ ਦੱਸਿਓ ਵੀ ਕੋਈ ਚੀਜ਼ ਰਹਿ ਗਈ ਜਿਹੜੀ ਮੰਗਣ ਤੋਂ ਰਹਿ ਗਈ ਹਾਂ ਇੱਕ ਰਹਿ ਗਈ ਆ ਅੱਗ ਰਹਿ ਗਈ ਮੰਗਣ ਤੋਂ ਮਾਇਆ ਸਾਰੀ ਬਿੜਾ ਇਹ ਰਹਿ ਗਈ ਮੰਗਣ ਤੋਂ ਬਾਕੀ ਕੋਈ ਚੀਜ਼ ਨਹੀਂ ਰਹੀ ਜੋ ਇਸ ਗੁਰਸਿੱਖ ਦੀ ਅਰਦਾਸ ਹੋਣੀ ਚਾਹੀਦੀ ਹੈ ਉਹ ਹੈ ਚੌਕੀ ਕੋਈ ਗੁੰਜਾਇਸ਼ ਹੀ ਨਹੀਂ ਰਹਿੰਦੀ ਆ ਤਾਂ ਚਲੋ ਸਾਡੀ ਇੱਕ ਪੁੰਡ ਕੁਮਰਿਆ ਮਰਿਆਦਾ ਜਿਹੜੀ ਇੱਕ ਅਸੀਂ ਬਣਾ ਲਈ ਚਲ ਆਪਸ ਵਿੱਚ ਬੈਠ ਗਈ ਇਹ ਕਿਹੜਾ ਗਾ ਗੁਰੂ ਜੀ ਅਸੀਂ ਬਣਾਈ ਹੈ ਵੀ ਚਲ ਇੱਕ ਨਿਯਮ ਹੈ ਚਲੋ ਆਪਾਂ ਘਰ ਦਾ ਬਣਾ ਲਿਆ ਕਰਨੀ ਹੈ ਵੈਸੇ ਜੋ ਹੈ ਇੱਕ ਗੁਰਮਤਿ ਅਨੁਸਾਰ ਜੇ ਵਿਚਾਰੀ ਆਪਾਂ ਗੁਰਮਤਿ ਅਨੁਸਾਰ ਵਿਚਾਰਿਆ ਤੇ ਗੁਰਮਤਿ ਅਨੁਸਾਰ ਦੀ ਰਾਜਾ ਸਾਡੀ ਹੋਈ ਹੈ ਚੌਪਈ ਹੋਈ ਹੈ ਬਾਕੀ ਆ ਜਿਹੜੀ ਹੈ ਦੂਜੀ ਦਾ ਇਹਦਾ ਸਰੂਪ ਆ ਅੱਡ ਤੁਸੀਂ ਪਿੱਛੇ ਨਾਮੇ ਦੇਖ ਲਓ ਉਹ ਵੀ ਆਪਸ ਵਿੱਚ ਦਾ ਭਾਸ ਹੈ ਪਿੱਛੇ ਜੋ ਨਾਮ ਹੈ ਜੋ ਵੀ ਕਸੂਰ ਨਹੀਂ ਹੈਗੇ ਇਹ ਤਾਂ ਚਲੋ ਆਪਾਂ ਇੱਧਰ ਜ਼ਿਆਦਾ ਪਾਸੇ ਕੰਮ ਜਾਣਾ ਪਤਾ ਹੈਗਾ ਕਿ ਸਾਡੇ ਕੋਲ ਗੁਰਬਾਣੀ ਹੈਗੀ ਇਹਦੇ ਨਾਲ ਜੁੜੇ ਰਹੀਏ ਹੋਈਆਂ ਕੋਈ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ